ਜੈ ਗਿਆਨ ਤਹਿ ਧਰਮ ਹੈ ਕਹਿਣ ਤੋਂ ਭਾਵ ਸੀ ਭਗਤ ਕਬੀਰ ਜੀ ਦਾ ਵੀ ਗਿਆਨ ਧਰਮ ਦਾ ਵਿਸ਼ਾ ਹਰ ਗਿਆਨ ਹਰ ਧਰਮਿਕ ਪੜਾਈ ਹੈ ਇਸੇ ਕਰਕੇ ਧਰਮ ਗੁਰੂ ਹੁੰਦੇ ਨੇ ਧਰਮ ਦੇ ਵਿੱਚ ਗੁਰੂ ਮੰਨੇ ਗਏ ਨੇ ਗੁਰੂ ਗਿਆਨ ਦੇਣ ਵਾਲੇ ਨੂੰ ਕਹਿੰਦੇ ਨੇ ਸੰਸਾਰੀ ਭਾਸ਼ਾ ਵਿੱਚ ਗੁਰੂ ਗਿਆਨ ਦਾ ਦਾਤਾ ਹੁੰਦਾ ਹੈ ਗਿਆਨ ਦੇਣ ਵਾਲਾ ਹੁੰਦਾ ਜੇ ਗੁਰੂ ਗਿਆਨ ਨਹੀਂ ਦਿੰਦਾ ਤਾਂ ਉਹ ਗੁਰੂ ਕਾਦਾ ਜੇ ਧਰਮ ਗਿਆਨ ਨਹੀਂ ਦਿੰਦਾ ਤਾਂ ਧਰਮ ਕਾਦਾ ਗਿਆਨ ਲੈਣ ਵਾਸਤੇ ਗਿਆਨ ਲੈਂਦਾ ਕੌਣ ਹੈ ਗਿਆਨ ਪ੍ਰਾਪਤ ਕਰਨਾ ਅਕਲ ਦਾ ਵਿਸ਼ਾ ਬੁੱਧੀ ਦਾ ਵਿਸ਼ਾ ਬੇਅਕਲ ਗਿਆਨ ਨਹੀਂ ਪ੍ਰਾਪਤ ਕਰ ਸਕਦਾ ਜਿੱਥੇ ਗਿਆਨ ਧਰਮ ਦਾ ਵਿਸ਼ਾ ਦੇਣਾ ਉੱਥੇ ਗਿਆਨ ਪ੍ਰਾਪਤ ਕਰਨਾ ਅਕਲ ਦਾ ਵਿਸ਼ਾ ਜਿਹੜੇ ਧਰਮ ਇਹ ਜਿਹੜੀਆਂ ਮਤਾਂ ਅਕਲ ਨੂੰ ਇੱਕ ਪਾਸੇ ਕਰਕੇ ਧਰਮ ਪੜਾਉਂਦੀਆਂ ਨੇ ਉਹ ਮਤਾਂ ਦੁਰਮਤਾਂ ਨੇ ਸਾਖਤਾ ਦੀ ਮਤਾਂ ਨੇ ਜਿਵੇਂ ਮਾਲਾ ਫੇਰਨ ਦੇ ਵਿੱਚ ਕਿਸੇ ਅਕਲ ਦੀ ਲੋੜ ਨਹੀਂ ਧਰਮ ਦੇ ਨਾਂ ਤੇ ਨਿਰਾ ਫਰਾਡ ਹੈ ਸਮਾਧੀ ਲਾਉਣ ਦੇ ਵਿੱਚ ਕਿਸੇ ਅਕਲ ਦੀ ਲੋੜ ਨਹੀਂ ਉਹ ਤਾਂ ਕਹਿੰਦੇ ਨੇ ਸਮਾ ਅਕਲ ਨੂੰ ਬੰਦ ਕਰੋ ਸੋਚਣਾ ਬੰਦ ਕਰੋ ਸਮਝਾਉਣ ਨੂੰ ਤਾਂ ਗੁਰੂ ਹੈ ਨਹੀਂ ਸੋਚਣਾ ਬੰਦ ਕਰੋ ਇਹ ਪੋਸੀਬਲ ਹੈ ਨਹੀਂ ਇਸ ਕਰਕੇ ਉਹਨਾਂ ਨੇ ਮੰਨ ਲਿਆ ਵੀ ਜਿੰਨਾ ਚਿਰ ਆਦਮੀ ਜਿਉਂਦਾ ਸੋਚਣਾ ਬੰਦ ਹੋ ਨਹੀਂ ਸਕਦਾ ਸੋਚਣਾ ਦਾ ਬੰਦ ਤਾਂ ਹੁੰਦਾ ਜੇ ਉਹਨੂੰ ਸਮਝਾਉਣ ਲੱਗਦਾ ਕੋਈ ਜਦੋਂ ਕੋਈ ਸਮਝਦਾ ਹੈ ਤਾਂ ਸੋਚਣਾ ਆਪੇ ਬੰਦ ਹੋ ਜਾਂਦਾ ਉਹਨੂੰ ਸੋਚਣ ਦਾ ਟਾਈਮ ਜਦ ਮਿਲਦਾ ਹੈ ਜਾਂ ਸਮਝਾਉਣ ਵਾਲਾ ਚੁੱਪ ਕਰ ਜਾਂਦਾ ਹੈ ਇਹ ਸਮਝਣ ਵਾਲਾ ਸੁਣਨਾ ਬੰਦ ਕਰ ਦਿੰਦਾ ਗੁਰੂ ਦੀ ਗੱਲ ਗੁਰੂ ਨਾਲ ਸਿੱਖ ਦਾ ਜਦੋਂ ਕਨੈਕਸ਼ਨ ਟੁੱਟ ਜਾਂਦਾ ਨਾ ਰਾਬਤਾ ਕਾਇਮ ਨਹੀਂ ਰਹਿੰਦਾ ਬੋਲਣ ਵਾਲੇ ਦਾ ਔਰ ਸੁਣਨ ਵਾਲੇ ਦਾ ਜਦੋਂ ਰਾਬਤਾ ਟੁੱਟ ਜਾਂਦਾ ਜਦੋਂ ਬੋਲਣ ਵਾਲੇ ਦੇ ਸ਼ਬਦ ਨੂੰ ਸੁਣਨ ਵਾਲੇ ਦੀ ਸੁਰਤ ਟੁੱਟ ਜਾਂਦੀ ਹੈ ਤਾਂ ਸੁਣਨ ਵਾਲਾ ਸੋਚਣ ਲੱਗ ਜਾਂਦਾ ਵੇਲਾ ਨਹੀਂ ਰਹਿ ਸਕਦਾ ਇਸ ਨੂੰ ਕਹਿੰਦੇ ਸ਼ਬਦ ਸ਼ਬਦ ਔਰ ਸੁਰਤ ਦਾ ਮੇਲ ਪਹਿਲੀ ਸਟੇਜ ਦਾ ਹੀ ਮੇਲ ਹੈ ਸ਼ਬਦ ਸੁਰਤ ਭਵ ਸਾਗਰ ਭਵ ਸਾਗਰ ਕੀ ਹੈ ਸਾਡੀ ਸੋਚ ਹੈ ਭਵ ਸਾਗਰ ਚ ਗੋਤੇ ਖੜਾਉਂਦੀ ਹੈ ਸਾਨੂੰ ਜਦੋਂ ਸੋਚਦਾ ਭਵ ਸਾਗਰ ਚ ਗੋਤੇ ਖਾਂਦਾ ਜਦੋਂ ਸੋਚ ਬੰਦ ਹੋ ਜਾਂਦੀ ਹੈ ਕਮ ਉੱਤੇ ਤਰਦਾ ਹੈ ਤਾਂ ਭਵ ਸਾਗਰ ਦੇ ਉੱਤੇ ਪਰ ਗੋਤੇ ਨਹੀਂ ਖਾਂਦਾ ਜੋ ਸਮਝ ਰਿਹਾ ਗੋਤੇ ਖਾਣ ਤੇ ਹਟ ਜਾਂਦਾ ਉਹ ਜਿਹੜਾ ਗਾਹਾਂ ਇਦੋਂ ਸਮਝਦਾ ਸਮਝਦਾ ਜੇ ਸਮਝ ਠੀਕ ਹੈ ਜੇ ਸਮਝਾਉਣ ਵਾਲਾ ਠੀਕ ਹੈ ਪੂਰਾ ਹੈ ਪੂਰਾ ਸਤਗੁਰ ਹੈ ਵਿਵੇਕ ਬੁੱਧੀ ਵਾਲਾ ਹੈ ਪੂਰੀ ਬੁੱਧੀ ਵਾਲਾ ਹੈ ਤਾਂ ਉਸ ਸਟੇਜ ਤੱਕ ਲੈ ਜਾਂਦਾ ਹੈ ਜਿੱਥੇ ਬਿਨਾਂ ਕੰਨਾਂ ਤੇ ਸੁਣਨ ਵਾਲਾ ਸ਼ਬਦ ਹੈ ਉੱਥੇ ਤੱਕ ਲੈ ਜਾਂਦਾ ਇਹਨੂੰ ਆਪਣੇ ਨਾਲ ਸ਼ਬਦ ਨਾਲ ਜੋੜ ਕੇ ਉਹਦੇ ਅੰਦਰਲੇ ਸ਼ਬਦ ਨਾਲ ਜੋੜ ਦਿੰਦਾ ਉਹਦੇ ਅੰਦਰੋਂ ਸ਼ਬਦ ਵੀ ਪ੍ਰਗਟ ਹੋ ਜਾਂਦਾ ਇਹ ਦੋ ਸਟੇਜਾਂ ਨੇ ਦੋ ਸਟੇਜਾਂ ਨੇ ਚਾਰ ਪਦਾਰਥ ਨੇ ਕੰਨਾਂ ਨੂੰ ਸੁਣਨ ਵਾਲਾ ਜਿਹੜਾ ਗਿਆਨ ਹੈ ਉਹ ਸਿਰਫ ਸੰਤੋਖ ਤੱਕ ਲੈ ਕੇ ਜਾਂਦਾ ਸੋਚਣਾ ਬੰਦ ਕਰਦਾ ਇਹਨੂੰ ਮਨ ਦੀ ਮੌਤ ਕਹਿੰਦੇ ਨੇ ਸੋਚਣਾ ਬੰਦ ਕਰ ਦਿੰਦਾ ਚਾਰ ਸਰੀਰ ਕਰਕੇ ਜਿਉਂਦਾ ਮਨ ਕਰਕੇ ਮਰਿਆ ਹੋਇਆ ਜੀਵਨ ਮਰਨਾ ਇਹ ਜੀਵਨ ਮਰਨਾ ਸਰੀਰ ਕਰਕੇ ਜਿਉਂਦਾ ਦੁਨੀਆ ਨੂੰ ਜਿਉਂਦਾ ਸਮਝਦੀ ਹੈ ਪਰ ਮਨ ਕਰਕੇ ਕਿਉਂਕਿ ਉਹਦੀ ਇੱਛਾ ਕੋਈ ਨਹੀਂ ਰਹੀ ਸੰਸਾਰ ਦੇ ਵਿੱਚ ਜਿਹਦੀ ਸੰਸਾਰ ਦੀ ਇੱਛਾ ਨਹੀਂ ਰਹਿੰਦੀ ਉਹ ਜਿਉਂਦਾ ਮਰਿਆ ਬਰਾਬਰ ਹੁੰਦਾ ਉਹਦਾ ਕੋਈ ਇੰਟਰਸਟ ਹੈ ਨਹੀਂ ਇਸ ਸੰਸਾਰ ਦੇ ਵਿੱਚ ਇਸ ਸਟੇਜ ਦੇ ਵਿੱਚ ਲੋਕ ਆ ਕੇ ਆਤਮ ਹੱਤਿਆ ਕਰ ਲੈਂਦੇ ਇਹ ਡਿਪਰੈਸ਼ਨ ਦੀ ਵੀ ਸਟੇਜ ਹੈ ਇੱਕ ਉਹ ਕਹਿੰਦਾ ਮੇਰਾ ਜੋੜ ਦਾ ਹੁਣ ਕੋਈ ਫਾਇਦਾ ਨਹੀਂ ਇਹ ਨਿਰਾਸ਼ ਹੋਏ ਹੋਏ ਆਦਮੀ ਨੇ ਜਿਹੜਾ ਗਿਆਨਵਾਨ ਹੈ ਨਿਰਾਸ਼ ਨਹੀਂ ਹੈ ਉਹ ਆਸਾ ਵਿੱਚ ਨਿਰਾਸ਼ੋ ਹੈ ਆਸਾ ਵਾਹੇ ਨਿਰਾਸ਼ੋ ਉਹ ਇੱਕ ਆਸਾ ਦੇ ਵਿੱਚ ਕੀ ਆਸ ਹੈ ਉਹਦੇ ਜੋ ਜਿਉਂਦਾ ਹੋਣ ਦੀ ਆਸਾ ਮਰਿਆ ਹੀ ਨਹੀਂ ਰਹਿਣਾ ਉਹਨੇ ਉਹਨੇ ਜਿਉਂਦਾ ਹੋਣਾ ਜਿਉਂਦਾ ਕਾਹਦੇ ਨਾਲ ਜਿਉਂਦਾ ਹੋਣਾ ਨਾਮ ਨਾਲ ਨਾਨਕ ਨਾਮ ਮਿਲੇ ਤਾਂ ਜੀਵਾ ਉਸ ਸਟੇਜ ਦੀ ਕਹਿ ਰਿਹਾ ਜਿਹੜਾ ਜਿਉਂਦਾ ਮਰਿਆ ਹੋਇਆ ਜੋ ਜੋ ਉਹਨੂੰ ਨਾਮ ਨਹੀਂ ਮਿਲਿਆ ਸੰਤੋਖੀ ਹੈਗਾ ਸਤ ਸੰਤੋਖੀ ਹੈਗਾ ਨਾਮ ਨਹੀਂ ਮਿਲਿਆ ਜਦੋਂ ਨਾਮ ਮਿਲਦਾ ਬਿਨਾ ਕੰਨਾਂ ਤੇ ਸੁਣਨ ਵਾਲਾ ਫਿਰ ਉਹ ਜਿਉਂਦਾ ਹੁੰਦਾ ਦੇ ਦੀ ਕੀ ਨਿਸ਼ਾਨੀ ਹੈ ਜਿਉਂਦਾ ਬੋਲਦਾ ਕਹਿੰਦੇ ਰਾਮ ਰਾਮ ਕਰਦਾ ਉੱਠਦਾ ਜਾਂ ਉੱਠਦਾ ਰਾਮ ਰਾਮ ਕਰਦਾ ਰਾਮ ਰਾਮ ਕੀ ਕਰਦਾ ਬੋਲੇ ਸੱਚੀ ਬਾਣੀ ਨਹੀਂ ਤਾਂ ਸੁੱਤਾ ਪਿਆ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰਮਨ ਵਸਿਆ ਬੋਲੇ ਅੰਮ੍ਰਿਤ ਆਪੇ ਗੁਰਬਾਣੀ ਉਚਾਰਨ ਕਰਦਾ ਉਹ ਚਾਹੇ ਉਹਨੂੰ ਸੁੱਤਾ ਕਹਿ ਲੋ ਚਾਹੇ ਉਹਨੂੰ ਮਰਿਆ ਹੋਇਆ ਕਹਿ ਲੋ ਗੱਲ ਇੱਕੋ ਹੀ ਹੈ ਜਿਹਨੂੰ ਮਰਿਆ ਹੋਇਆ ਕਹੇ ਇਸੇ ਨੂੰ ਹੈ ਗੁਰ ਕਿਰਪਾ ਤੇ ਸੇ ਜਨ ਜਾਗੇ ਇੱਕ ਦਿਨ ਸੋਵਣ ਹੋਏਗਾ ਲੰਬੇ ਬੋੜ ਪਸਾਰ ਸੁੱਤਾ ਪਿਆ ਮਰਿਆ ਇੱਕ ਬਰਾਬਰ ਹੈ ਚਾਹੇ ਉਹਨੂੰ ਸੁਣ ਅਵਸਥਾ ਕਹਿ ਲੋ ਮੰਦੀ ਚਾਹੇ ਉਹ ਜਿਉਂਦਾ ਮਰਿਆ ਹੋਇਆ ਕਹਿ ਲੋ ਇੱਕੋ ਹੀ ਗੱਲ ਹੈ ਕੋਈ ਫਰਕ ਨਹੀਂ ਦੋਹਾਂ ਦੇ ਵਿੱਚ ਅਵਸਥਾ ਇੱਕੋ ਹੀ ਹੈ ਬੋਲਣ ਦਾ ਲਫ਼ਜ਼ਾਂ ਦਾ ਫਰਕ ਹੈ ਸਿਰਫ ਔਰ ਮਨ ਵੈਸੇ ਮਰਦਾ ਨਹੀਂ ਹੁੰਦਾ ਜਦੋਂ ਸਰੀਰ ਛੱਡਦਾ ਜਦ ਵੀ ਨਹੀਂ ਮਰਦਾ ਹੈ ਜਦ ਵੀ ਸੁਣਨੇ ਹੁੰਦਾ ਇੱਛਾ ਹੀ ਨਹੀਂ ਰਹਿੰਦੀ ਇਹ ਕੋਈ ਇੱਛਾ ਉਹਨਾਂ ਜਿਹੜਾ ਜਿੰਨਾ ਜਿ ਕੁੜੀ ਦੇ ਵਿੱਚ ਹੈ ਜਿੰਨਾ ਜਰ ਸੁਰਤ ਤੇਰੀ ਕੁੜੀ ਜੁੜਦੀ ਹੈ ਉਹਨਾਂ ਜਰ ਇੱਛਾ ਜਾਂ ਕੁੜੀ ਤੋਂ ਛੱਡ ਕੇ ਸੁਰਤ ਅੰਦਰੇ ਰਹਿੰਦੀ ਹੈ ਦੀ ਇੱਛਾ ਖਤਮ ਹੋ ਜਾਂਦੀ ਹੈ ਸੰਸਾਰ ਨਾਲ ਰਾਬਤਾ ਹੀ ਖਤਮ ਹੋ ਜਾਂਦਾ ਹੈ ਨਾ ਕੁੜੀ ਛੁੱਟਾ ਦਸਵਾ ਦਵਾਰ ਖੁੱਲਾ ਜਦ ਹੋ ਜਾਂਦਾ ਨਾ ਵਾਕਿਆ ਹੀ ਕੁੜੀ ਛੁੱਟ ਜਾਂਦੀ ਹੈ ਜੋ ਬਣ ਫਲ ਪੱਕਾ ਉਹ ਗਰੇ ਐਥੋਂ ਸੁਰਤ ਸਾਰਾ ਰਸ ਚੂਸ ਕੇ ਪੱਕ ਕੇ ਇੱਥੇ ਸਭ ਕੱਚੀ ਬਾਣੀ ਹੈ ਜੋ ਦੇਖਦਾ ਸਭ ਕੱਚਾ ਹੈ ਸੰਸਾਰ ਨਾਲ ਜੁੜਿਆ ਹੈ ਇੱਥੇ ਕੱਚੇ ਰਾਸ ਖਾਂਦਾ ਕੱਚੇ ਜਿਹਨੂੰ ਦਸ ਦਵਾਰ ਕਹਿੰਦੇ ਨੇ ਦਸ ਦਵਾਰ ਕਾਹਨੂੰ ਹੈ ਇਹ ਤਾਂ ਨਰਕ ਦਾ ਨਿਵਾਸ ਹੈ ਇੱਥੇ ਤਿਰਕੁਟੀ ਨਰਕ ਹੈ ਤਿਰਕੁਟੀ ਨਰਕ ਹੈ ਆ ਸਵਰਗ ਦੋ ਹੀ ਜਗ੍ਹਾ ਨੇ ਪਰਦੇਸ ਨਰਕ ਹੁੰਦਾ ਹੈ ਤਿਰਕੁਟੀ ਪਰਦੇਸ ਹੈ ਵਿਦਵਾਨਾਂ ਦਾ ਇਹ ਦਸ ਹੈ ਪਰ ਕਿਉਂ ਵਿਦਵਾਨ ਸੰਸਾਰੀ ਆਦਮੀ ਹੁੰਦੇ ਨੇ ਉਹਨਾਂ ਦਾ ਸੁਰਗ ਕਿਤੇ ਬਹੁਤ ਦੂਰ ਹੈ ਇੱਥੇ ਆ ਸੁਰਗ ਨਹੀਂ ਹੈ ਉਹਨਾਂ ਦਾ ਉਹਨਾਂ ਦਾ ਵੈਸੇ ਆ ਵੀ ਸੁਰਗ ਹੈ ਸੁਖ ਸੁਖ ਦੇ ਦਿਨ ਨੇ ਸੁਰਗ ਹੈ ਗੁਰਬਾਣੀ ਦਾ ਨਾਂ ਹੈ ਸੁਰਗ ਹੈ ਨਾ ਹੈ ਨਰਕ ਅੰਦਰ ਸੁਰਗ ਹੈ ਕਿਉਂ ਨਿਰਾਕਾਰ ਜਿਹੜਾ ਆਦਮੀ ਹੈ ਉਹਦਾ ਅੰਦਰ ਸੁਰਗ ਹੈ ਇੱਥੇ ਨਰਕ ਜੇ ਸੁਰਤ ਇੱਥੇ ਰਹਿੰਦੀ ਹੈ ਤਾਂ ਨਰਕ 'ਚ ਹੈ ਸੰਸਾਰ ਨਾਲ ਜੁੜੀ ਹੋਈ ਹੈ ਜੇ ਇੱਥੇ ਰਹਿੰਦੀ ਹੈ ਸੰਸਾਰ ਤੇ ਪਰੇ ਸੁਰਗ 'ਚ ਇਹ ਪਰਦੇਸ ਹੈ ਆਦੇਸ਼ ਹੈ ਮਨ ਪਰਦੇਸੀ ਜੇਠੀ ਹੈ ਸਭ ਦੇਸ ਪਰਾਇਆ ਬਾਹਰ ਜੋ ਦੇਖੋਗੇ ਸਭ ਪਰਾਇਆ ਤੁਹਾਡਾ ਕੁਝ ਨਹੀਂ ਹੋਇਆ ਬਾਹਰ ਜੋ ਦੀਨ ਸਭ ਪਰਾਇਆ ਦੱਸੋ ਕੀ ਹੈ ਆਪਣਾ ਜੋ ਖਾਣਾ ਦੀਨ ਦਾ ਸਭ ਪਰਾਇਆ ਜੋ ਆਪਣਾ ਉਹ ਖਾਣਾ ਦੀਨ ਦਾ ਕੋਈ ਨਹੀਂ ਉਹ ਬਾਹਰ ਹੈ ਕੋਈ ਨਹੀਂ ਉਹ ਅੰਦਰ ਹੈ ਉਹ ਮਨ ਦੇ ਵਿੱਚ ਹੈ ਮਨ ਆਪਣੇ ਅੰਦਰ ਦੇਖੇ ਆਪਣੇ ਗਿਰਵਾਨ ਦੇ ਵਿੱਚ ਦੇਖੇ ਫਿਰ ਆਪਣਾ ਦਾ ਸਭ ਕੁਝ ਉੱਥੇ ਸਭ ਕੁਝ ਆਪਣਾ ਬਾਹਰ ਸਭ ਕੁਝ ਪਰਾਇਆ ਹੈ ਗੱਲ ਹੀ ਨਹੀਂ ਸੀਗੀ ਇੰਨਾ ਅਰਥਾਂ ਦਾ ਫਰਕ ਸੀ ਔਰ ਗੱਲ ਕੁਝ ਨਹੀਂ ਸਮਝਣ ਦਾ ਫਰਕ ਸੀ ਲਫ਼ਜ਼ ਉਨੇ ਹੀ ਨੇ ਬਾਣੀ ਉਹੀ ਹੈ ਪੰਕਤੀਆਂ ਉਹੀ ਨੇ ਸਾਡੇ ਅਰਥ ਕਰਨ ਦਾ ਸਮਝਣ ਦਾ ਸਮਝਾਉਣ ਦਾ ਫਰਕ ਜਿਹੜੇ ਦੇਸ਼ ਨੂੰ ਤੁਸੀਂ ਆਪਣਾ ਕਹਿੰਦੇ ਹੋ ਪਰਾਇਆ ਹੈ ਜਿਹੜੇ ਦੇਸ਼ ਨੂੰ ਸਾਰੀ ਦੁਨੀਆ ਆਪਣਾ ਕਹਿੰਦੀ ਹੈ ਸਭ ਪਰਾਇਆ ਹੈ ਇਸ ਕਰਕੇ ਭਗਤਾਂ ਤੇ ਸੰਸਾਰੀਆਂ ਜੋੜ ਕੇ ਦੇਣਾ ਆਇਆ ਭਗਤਾਂ ਦੀਆਂ ਗੱਲਾਂ ਨੇ ਇਹ ਗੁਰਮੁਖੀ ਭਾਸ਼ਾ ਇਹ ਸਾਡੀ ਮਨਮੁਖਾਂ ਦੀ ਭਾਸ਼ਾ ਇਹ ਦੇਸ਼ ਸਾਡਾ ਹੈ ਮਨਮੁਖਾਂ ਦਾ ਦੇਸ਼ ਬਾਹਰ ਹੁੰਦਾ ਹੈ ਗੁਰਮੁਖਾਂ ਦਾ ਦੇਸ਼ ਅੰਦਰ ਹੁੰਦਾ ਹੈ ਗੁਰਮੁਖਾਂ ਦਾ ਪ੍ਰਦੇਸ਼ ਬਾਹਰ ਹੁੰਦਾ ਹੈ ਮਨਮੁਖਾਂ ਦਾ ਪ੍ਰਦੇਸ਼ ਬਾਹਰ ਹੁੰਦਾ ਦੇਸ਼ ਉਹਨਾਂ ਦਾ ਹੁੰਦਾ ਹੀ ਨਹੀਂ ਦੇਸ਼ ਦਾ ਉਹਨਾਂ ਨੂੰ ਗਿਆਨ ਹੀ ਨਹੀਂ ਆਪਣੇ ਦਾ ਪ੍ਰਦੇਸ਼ ਨੂੰ ਆਪਣਾ ਦੇਸ਼ ਕਹੀ ਜਾਂਦੇ ਨੇ ਜੇ ਆਪਣੇ ਦੇਸ਼ ਦਾ ਗਿਆਨ ਹੋਵੇ ਤਾਂ ਪ੍ਰਦੇਸ਼ ਨੂੰ ਆਪਣਾ ਦੇਸ਼ ਕਿਉਂ ਕਹਿਣਾ ਪਰ ਕੀ ਕੋ ਆਪਣੀ ਕਹੈ ਆਪਣੋ ਨਹੀਂ ਪਾਇਆ ਤਾਂ ਹੀ ਤਾਂ ਇਹ ਆਪਣਿਆਂ ਨੂੰ ਇਹ ਚੰਗਾ ਨਹੀਂ ਲੱਗਦਾ ਤਾਂ ਹੀ ਤਾਂ ਸੱਚਖੰਡ ਵਾਲੇ ਨੂੰ ਚੰਗਾ ਨਹੀਂ ਲੱਗਦਾ ਪਰਾਈ ਚੀਜ਼ ਨੂੰ ਆਪਣੀ ਕਹੀ ਜਾਂਦਾ ਸਰੀਰ ਨੂੰ ਕਹਿੰਦਾ ਮੇਰਾ ਸਰੀਰ ਇਹਦਾ ਨਾ ਸਰੀਰ ਇਹਦਾ ਨਾ ਮਾਂ-ਬਾਪ ਇਹਦਾ ਚੰਮ ਨੂੰ ਮਾਂ-ਬਾਪ ਕਹੀ ਜਾਂਦਾ ਮਾਸ ਨੂੰ ਮਾਂ-ਬਾਪ ਕਹੀ ਜਾਂਦਾ ਇਹ ਅੰਨਾ ਬੋੜਾ ਹੈ ਦਾ ਤਾਂ ਹੈ ਗੁਰਬਾਣੀ ਕਹਿੰਦੀ ਕੁਛ ਆ ਸਮਝਦਾ ਕੁਛ ਬੋੜੇ ਦੀ ਕਹਾਣੀ ਹੈ ਨਾ ਉਹਨੂੰ ਕਹੀਦਾ ਕੁਛ ਆ ਸਮਝ ਲੈਂਦਾ ਕੁਛ ਅੰਨਾ ਤਾਂ ਹੈ ਕਿ ਇਹਨੂੰ ਸੱਚ ਨਹੀਂ ਦਿੰਦਾ ਖਸਮ ਨਹੀਂ ਦਿੰਦਾ ਸੱਚ ਨਹੀਂ ਦਿੰਦਾ ਝੂਠ ਦਿੰਦਾ ਜੋ ਮਾਇਆ ਸਭ ਝੂਠ ਹੈ ਦਿੰਦਾ ਜੋ ਸੱਚ ਅੰਦਰ ਹੋਦੀ ਉਹ ਦਿੰਦਾ ਨਹੀਂ ਅੰਦਰ ਝਾਕਦਾ ਹੀ ਨਹੀਂ ਹੈ ਝਾਕਦਾ ਹੀ ਬਾਹਰ ਨੂੰ ਅੱਖਾਂ ਨੇ ਇਹਦੇ ਕੋ ਬਾਹਰ ਨੂੰ ਝਾਕਦਾ ਪਰ ਜੇ ਗਿਆਨ ਅੰਦਰ ਇਹਨੇ ਬਾਹਰ ਨੂੰ ਜੁੜਿਆ ਹੈ ਅੰਦਰ ਝਾਕਦਾ ਹੀ ਅੰਦਰ ਸਹੀ ਨਾਨਕਾ ਜੋ ਖਸਮੋਂ ਕੁੱਥੇ ਜਾਹੇ ਜਿਹਨਾਂ ਨੂੰ ਖਸਮ ਕੌਣ ਹੈ ਖਸਮ ਸੱਚ ਹੈ ਇਹ ਖਸਮ ਪੁੱਛੇ ਖਸਮ ਕੌਣ ਇਹ ਸੱਚ ਸਭਨਾਂ ਦਾ ਖਸਮ ਹੈ ਇੱਕੋ ਲੈਂਜ ਜਵਾਬ ਹੈ ਜਿਹਨੂੰ ਸੱਚ ਦਾ ਗਿਆਨ ਨਹੀਂ ਉਹ ਮਨਮੁਖ ਹੈ ਜਿਹਨੂੰ ਸੱਚ ਦਾ ਗਿਆਨ ਹੈ ਉਹ ਸੰਤ ਹੈ ਨਾਨਕ ਸੰਤ ਮਿਲੇ ਸੱਚ ਪਾਈਏ ਸੰਤ ਬਹੁਤ ਨੇ ਭੀੜ ਹੋਈ ਹੈ ਸੰਤਾਂ ਦਾ ਸੰਸਾਰ ਭਰਿਆ ਹੈ ਸੱਚ ਕਿਸੇ ਕੋਲੋਂ ਨਹੀਂ ਹੈ ਸੰਤਾਂ ਦਾ ਅੰਤ ਕੋਈ ਨਹੀਂ ਨਾਨਕ ਕਹਿੰਦਾ ਸੱਚ ਦਾ ਕਾਲ ਪਿਆ ਹੈ ਜੇ ਸੰਤ ਹੈਗੇ ਨੇ ਸੱਚ ਦਾ ਕਾਲ ਕਿਉਂ ਹੈ ਜਵਾਬ ਸੰਤ ਦੇਣਗੇ ਕੌਣ ਦੇਊਗਾ ਕੌਣ ਦਊਗਾ ਰਾਜਾ ਹੈਗਾ ਇਨਸਾਫ ਹੈ ਨਹੀਂ ਜਵਾਬ ਕੌਣ ਦਊ ਰਾਜਾ ਦਊ ਜੇ ਇਨਸਾਫ ਹੈ ਨਹੀਂ ਖੂਹ ਹਜ਼ਾਰਾਂ ਹੀ ਪੱਟੇ ਪਏ ਨੇ ਪਾਣੀ ਕਿਸੇ 'ਚ ਵੀ ਹੈ ਨਹੀਂ ਬੰਦ ਕਰ ਦੋ ਉਹਨਾਂ ਨੂੰ ਫਿਰ ਨਹੀਂ ਤਾਂ ਟੋਏ ਜਗਣਗੇ ਨਿਆਣੇ ਘਰ ਪੈਣਗੇ ਆਦਮੀ ਗਿਰਨਗੇ ਪੂਰ ਦੋ ਕਮ ਸੇ ਕਮ ਜ਼ਮੀਨ ਤਾਂ ਹੋ ਜਾਏ ਉੱਥੇ ਕੋਈ ਬੀਜਿਆ ਤਾਂ ਜਾਵੇ ਖੂਹਾਂ ਤਾਂ ਕੀ ਕਰਾਉਣਾ ਉਹਨਾਂ ਤੇ ਜਿਹੜਾ ਚ ਪਾਣੀ ਨਹੀਂ ਮਿਲਦਾ ਤੁਹਾਨੂੰ ਨਿਆਣੇ ਘਰ ਪੈਣਗੇ ਸਿਆਣੇ ਦੇ ਪੈਣਗੇ ਤੁਹਾਡੇ ਰਾਹ ਬੰਦ ਹੋਏ ਨੇ ਉਹਨਾਂ ਦਾ ਫਾਇਦਾ ਜ਼ਮੀਨ ਖਰਾਬ ਹੋਈ ਹੋਈ ਹੈ ਕਿਉਂ ਪੁੱਟੇ ਨੇ ਨੇ ਖੂ ਜੇ ਪਾਣੀ ਹੈ ਨਹੀਂ ਜਿਹੜੀ ਧਰਤੀ 'ਚ ਪਾਣੀ ਨਾ ਹੋਵੇ ਤਾਂ ਖੂ ਨਹੀਂ ਪੁੱਟਦੇ ਖੂ ਪੁੱਟ ਕੇ ਕਰਨੇ ਕੀ ਨੇ ਉੱਥੇ ਉਹ ਸੰਤ ਕਿਉਂ ਬਣਾਏ ਨੇ ਇਹਨੇ ਸੱਚ ਦਾ ਕਿਸੇ ਕੋਲ ਵੀ ਨਹੀਂ ਫਿਰ ਗਾਹਾਂ ਦੇ ਗਾਹਾਂ ਬਣਾਈ ਜਾਂਦੇ ਨੇ ਇੱਕ ਰਾੜੇ ਵਾਲਾ ਤਾਂ ਸੈਂਕੜੇ ਖੂ ਪੁੱਟ ਕੇ ਰੱਖਦੇ ਸੈਂਕੜੇ ਸੰਤ ਬਣਾਤੇ ਕਾਦੇ ਵਾਸਤੇ ਬਣਾਏ ਨੇ ਸਿਰ ਰੋਟੀ ਖਾਣ ਵਾਸਤੇ ਰੋਟੀ ਖਾਣ ਵਾਸਤੇ ਹੋਰ ਤਾਂ ਕੁਝ ਨਹੀਂ ਹੱਥ ਪੈਰ ਕਰ ਕੰਮ ਸਭ ਜਿਹੜਾ ਆਦਮੀ ਰੋਟੀ ਆਪਣੀ ਕਮਾ ਕੇ ਨਹੀਂ ਖਾ ਸਕਦਾ ਉਹ ਧਾਰਮਿਕ ਆਦਮੀ ਨਹੀਂ ਹੈ ਕਾਲ ਖਾਏ ਕਛਥੋ ਦੇ ਨਾਨ ਕਰਾ ਪਛਾਣੇ ਨਾਨਕ ਕਹਿੰਦਾ ਜਿਹੜਾ ਦਸਾਂ ਨੌਹਾਂ ਦੀ ਕਰਤ ਕਰਕੇ ਕਮਾ ਕੇ ਖਾਊਗਾ ਉਹੀ ਗੁਰਮਤਿ ਰਾਹ ਪਛਾਣੂਗਾ ਵਰਨਾ ਰਾਹ ਦੀ ਪਛਾਣੇ ਨਹੀਂ ਆਉਣੀ ਇਹ ਤਾਂ ਗੁਰਬਾਣੀ ਝੂਠੀ ਆਇਆ ਅਸੀਂ ਝੂਠੇ ਮੈਨੂੰ ਦੱਸੋ ਵੀ ਕਿਹੜਾ ਸੰਤ ਹੈ ਜਿਹਨੇ ਕੰਮ ਕਰਿਆ ਹੋਵੇ ਹੱਥ ਨਾਲ ਕਬੀਰ ਹੈ ਖੱਡੀ ਬੁਣਦਾ ਹੈ ਅਖੀਰ ਤੱਕ ਬੁਣਦਾ ਰਿਹਾ ਰਵਦਾਸ ਹੈ ਜੁੱਤੀਆਂ ਬਣਾਉਂਦਾ ਰਿਹਾ ਆਪ ਕਹਿੰਦਾ ਢੋਲ ਢੋਲਤਾ ਮੈਂ ਡੰਗਰ ਚੱਕਦਾ ਰਿਹਾ ਇਹ ਨਹੀਂ ਕਿਹਾ ਮੈਂ ਨਹੀਂ ਇਹ ਕੰਮ ਕਰਦਾ ਰਿਹਾ ਕੰਮ ਕਰਦਾ ਸੀ ਸਦਨਾ ਕਸਾਈਆ ਕਸਾਈ ਬਣਾ ਨਹੀਂ ਛੱਡਿਆ ਕਰਦਾ ਰਿਹਾ ਕੰਮ ਉਹ ਵੀ ਭਗਤ ਹੈ ਇਹ ਤਿੰਨ ਭਗਤ ਨੇ ਕੰਮ ਕਰਦੇ ਨੇ ਧੰਨਾ ਖੇਤੀ ਕਰ ਰਿਹਾ ਹੈ ਸਾਰੇ ਕੰਮ ਕਰਦੇ ਤੇ ਔਰ ਜਿਨ੍ਹਾਂ ਦੇ ਪੱਲੇ ਕੁਝ ਨਹੀਂ ਉਹਨਾਂ ਨੇ ਮਾਲਾ ਫੜੀ ਹੋਈ ਹੈ ਮਾਲਾ ਫੜੀ ਕਿਹੜੇ ਧਰਮ 'ਚ ਲਿਖਿਆ ਹੋਇਆ ਹੈ ਉਹ ਤਾਂ ਕਹਿੰਦੇ ਜਹ ਗਿਆਨ ਤਹਿ ਧਰਮ ਹੈ ਜੇ ਗਿਆਨ ਹੈ ਨਹੀਂ ਧਰਮ ਦੇ ਵਿੱਚ ਉੱਥੇ ਝੂਠ ਦੇ ਬਿਨਾਂ ਧਰਮ ਨਹੀਂ ਚੱਲ ਸਕਦਾ ਫਿਰ ਉਸ ਮਤ ਨੂੰ ਸਟੈਂਡ ਰੱਖਣ ਵਾਸਤੇ ਉਸ ਮਤ ਦਾ ਮਤ ਨੂੰ ਕਾਇਮ ਰੱਖਣ ਵਾਸਤੇ ਤੁਹਾਨੂੰ ਤਰ੍ਹਾਂ ਤਰ੍ਹਾਂ ਦੇ ਝੂਠ ਬੋਲਣੇ ਪੈਣੇ ਨੇ ਝੂਠ ਤੇ ਬਿਨਾ ਮਤ ਖੜੀ ਨਹੀਂ ਰਹਿ ਸਕਦੀ ਉਹ ਧਰਮ ਖੜਾ ਨਹੀਂ ਰਹਿ ਸਕਦਾ ਉਹ ਡੇਰਾ ਖੜਾ ਨਹੀਂ ਰਹਿ ਸਕਦਾ ਉਹੀ ਝੂਠ ਇਹਨਾਂ ਨੇ ਬੋਲੇ ਹੋਏ ਨੇ ਕਲੇਰਾਂ ਵਾਲਿਆਂ ਨੇ ਆਪਣੇ ਬੋਲੇ ਹੋਏ ਨੇ ਰਣਧੀਰ ਸਿੰਘ ਨੇ ਆਪਣੇ ਬੋਲੇ ਨੇ ਰਾੜੇ ਵਾਲੇ ਨੇ ਪ੍ਰੇਤ ਵਾਲੀ ਕਹਾਣੀ ਆਪਣੀ ਬੋਲੀ ਹੈ ਸਾਰੇ ਬੋਲਣਗੇ ਬੋਲਣੇ ਪੈਣੇ ਨੇ ਕਿਉਂਕਿ ਗੁਰਬਾਣੀ ਕਹਿੰਦੀ ਹੈ ਇਹ ਸ਼ੁਰੂ ਤੋਂ ਹੀ ਹੁੰਦਾ ਆਇਆ ਅੱਜ ਦੀ ਨਹੀਂ ਗੱਲ ਜੈ ਗਿਆਨ ਤਹਿ ਧਰਮ ਹੈ ਜਹ ਝੂਠ ਤਹਿ ਪਾਪ ਉਹ ਧਰਮ ਦੀ ਜਗ੍ਹਾ ਉਥੋਂ ਪਾਪ ਫੈਲਦਾ ਉਹ ਡੇਰੇ ਚੋਂ ਜਿੱਥੇ ਸਹੀ ਗੁਰਮਤਿ ਦਾ ਗਿਆਨ ਹੈ ਨਹੀਂ ਉੱਥੇ ਅਪਰਾਧ ਔਰ ਪਾਪ ਤੇ ਸਵਾ ਕੁਝ ਨਹੀਂ ਹੁੰਦਾ ਦੇਖਦੇ ਰਹੇ ਹੋ ਤੁਸੀਂ ਸਰਸੇ ਵਾਲੇ ਦਾ ਕੀ ਹੈ ਉਹ ਦੇਖ ਲਿਆ ਸਾਰਾ ਉਹਦੇ ਕੀ ਹੈ ਅਨੇਕਾਂ ਡੇਰੇ ਰੋਜ਼ ਲੰਗੇ ਹੋਈ ਜਾਂਦੇ ਨੇ ਉੱਥੇ ਕੀ ਹੈ ਸਾਹਮਣੇ ਆਈ ਜਾਂਦਾ ਹੁਣ ਤਾਂ ਹੁਣ ਤਾਂ ਕੋਈ ਉਹ ਗੱਲ ਹੈ ਨਹੀਂ ਜੇ ਕੋਈ ਲੁਕਿਆ ਆਇਆ ਉਹਦੀ ਤੁਸੀਂ ਸੀਆਈਡੀ ਕਰਕੇ ਦੇਖ ਲਓ ਸਭ ਇਹੀ ਨਿਕਲੂ ਬਾਹਰ ਕਾਂਚਨ ਬਾਹਰਾ ਪੀਤਰ ਭਰੀ ਭੰਗਾਰ ਸਾਰਿਆਂ ਦੇ ਵਿੱਚ ਭੰਗਾਰ ਹੀ ਭਰੀ ਹੋਈ ਹੈ ਨਾ ਜੇ ਕਿਸੇ ਨੇ ਪਰਪੰਚ ਬਣਾਇਆ ਹੋਇਆ ਵਿੱਚ ਭੰਗਾਰ ਹੈ ਇਹ ਪਰਪੰਚ ਨੇ ਸਭ ਡੇਰੇ ਨਹੀਂ ਹਣ ਜਿੱਥੇ ਭਗਤੀ ਹੁੰਦੀ ਹੈ ਭਗਵਾਨ ਦੀ ਉੱਥੇ ਪ੍ਰਪੰਚ ਨਹੀਂ ਹੁੰਦਾ ਜਿੱਥੇ ਪ੍ਰਪੰਚ ਹੁੰਦਾ ਉੱਥੇ ਭਗਤੀ ਨਹੀਂ ਹੁੰਦੀ ਪਾਉ ਭਗਤ ਭਗਵਾਨ ਹਿਤ ਮਾਇਆ ਲਿਪਤ ਨ ਰੰਚ ਜਿੱਥੇ ਭਗਤੀ ਹੁੰਦੀ ਹੈ ਸਹੀ ਪਰਮੇਸ਼ਰ ਦੀ ਉੱਥੇ ਮਾਇਆ ਦੀ ਲਿਪਤ ਦਾ ਸਵਾਲ ਹੀ ਪੈਦਾ ਹੁੰਦਾ ਉੱਥੇ ਮਾਇਆ ਦੀ ਲਿਪਤ ਕੀ ਮਤਲਬ ਜਿੰਨੀਆਂ ਸਾਡੀਆਂ ਸੰਸਥਾਵਾਂ ਨੇ ਡੋਨੇਸ਼ਨਾਂ ਮੰਗਦੀਆਂ ਨੇ ਉੱਥੇ ਪਰਮੇਸ਼ਰ ਦੀ ਗੱਲ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਸਭ ਹੰਕਾਰੀ ਨੇ ਆਪਣੀ ਆਪਣੀ ਹੋਂਦ ਜਿਤਾਉਂਦੇ ਨੇ ਵੀ ਅਸੀਂ ਕੁਝ ਸਿੱਖੀ ਵਾਸਤੇ ਕਰਦੇ ਹਾਂ ਐਡਵਰਟਾਈਜ਼ਮੈਂਟਾਂ ਨੇ ਹੋਰ ਕੁਝ ਨਹੀਂ ਹੈ ਨਹੀਂ ਤਾਂ ਗੁਰਬਾਣੀ ਦੀ ਭਗਤੀ ਬੋਲੀ ਹੈ ਮੈਂ ਸਾਨੂੰ ਤਾਂ ਇਹ ਕਿਹਾ ਸੀ ਇਹ ਉਹ ਵੀ ਪੜਦੇ ਨੇ ਇਹ ਤਾਂ ਸੇਧ ਕਿਉਂ ਨਹੀਂ ਲਈ ਪਾਉ ਭਗਤ ਭਗਵਾਨ ਹਿਤ ਮਾਇਆ ਲਿਪਤ ਨ ਰੰਚ ਬਿਰਲੇ ਕਹੀਏ ਨਾਨਕਾ ਜੇ ਨ ਰਚੇ ਪ੍ਰਪੰਚ ਜਿਹੜਾ ਪ੍ਰਪੰਚ ਤੋਂ ਬਚ ਗਿਆ ਉਹਨੂੰ ਗੁਰਮਤਿ ਦਾ ਗਿਆਨ ਹੋ ਵਰਨਾ ਗੁਰਮਤਿ ਦਾ ਗਿਆਨ ਕੋਈ ਨਹੀਂ ਹੋਣਾ ਕਿਸੇ ਨੂੰ ਪ੍ਰਪੰਚ ਰਟਣਾ ਕੋਈ ਔਖਾ ਨਹੀਂ ਬਹੁਤ ਸਖਾਲਾ ਹੈ ਝੂਠ ਬੋਲਣਾ ਕੋਈ ਔਖਾ ਨਹੀਂ ਬਹੁਤ ਸਖਾਲਾ ਔਖਾ ਤਾਂ ਸੱਚ ਬੋਲਣਾ ਹੈ ਔਖਾ ਤਾਂ ਸੱਚ ਬੋਲਣਾ ਝੂਠ ਬੋਲਣਾ ਕੀ ਔਖਾ ਸੱਚ ਬੋਲਣਾ ਔਰ ਸੱਚ ਤੇ ਕਾਇਮ ਰਹਿਣਾ ਔਖਾ ਹੈ ਝੂਠ ਤਾਂ ਦੁਨੀਆ ਹੀ ਬੋਲਦੀ ਹੈ ਨੀਵੇਂ ਤੁਹਾਨੂੰ ਤਾਂ ਪਾਣੀ ਆਪੇ ਚਲਾ ਜਾਂਦਾ ਲਿਆਣਾ ਦਾ ਉੱਚੇ ਤੁਹਾਨੂੰ ਔਖਾ ਗੰਗਾ ਉੱਤੋਂ ਥੱਲੇ ਨੂੰ ਆਪੇ ਆ ਜਾਂਦੀ ਹੈ ਸਾਰੇ ਪਾਣੀ ਸਮੁੰਦਰ ਨੂੰ ਆਪੇ ਚਲੇ ਜਾਂਦਾ ਨੀਵੇਂ ਤੁਹਾਨੂੰ ਉੱਤੇ ਨੂੰ ਜਾਣੇ ਨਾ ਜਦੋਂ ਟੰਕੀ ਤੇ ਨੂੰ ਪਾਣੀ ਚੜਦਾ ਫਿਰ ਫੋਰਸ ਦੀ ਲੋੜ ਹੈ ਜੇ ਥੱਲੇ ਉਤੇ ਰੁਖੇ ਤੇ ਪਾਣੀ ਫਿਰ ਤਾਕਤ ਦੀ ਲੋੜ ਹੈ ਪੂਰੀ ਤਾਕਤ ਬਿਨਾਂ ਉਤੇ ਨੂੰ ਪਾਣੀ ਨਹੀਂ ਜਾਂਦਾ ਤਾਕਤ ਲੱਗਦੀ ਹੈ ਤਾਂ ਜਾਂਦਾ ਇਵੇਂ ਸੁਰਤ ਉੱਤੇ ਨੂੰ ਲੈ ਕੇ ਜਾਣੀ ਜਿਹੜੀ ਔਖੀ ਹੈ ਨੀਵੇਂ ਨਰਕ ਨੂੰ ਕੀ ਆਪੇ ਚਲੀ ਜਾਂਦੀ ਹੈ ਨਰਕ ਨੂੰ ਤਾਂ ਮਦਦ ਦੀ ਲੋੜ ਨਹੀਂ ਜਹਾਜ਼ ਉੱਤੇ ਨਹੀਂ ਚੜਦਾ ਜ਼ੋਰ ਲੱਗਦਾ ਇੰਜਣ ਬੰਦ ਕਰਕੇ ਥੱਲੇ ਦਾ ਆਪੇ ਅੜਕਦਾ ਥੱਲੇ ਰੋਕਣ ਵਾਸਤੇ ਉਹਨੂੰ ਇੰਜਣ ਦੀ ਲੋੜ ਹੈ ਵੀ ਇੱਕਦਮ ਡਿੱਗਣਾ ਪਵੇ ਐਸੇ ਤਾਂ ਇੰਜਣ ਬੰਦ ਕਰ ਲਓ ਆਪੇ ਆ ਜਾਂਦਾ ਥੱਲੇ ਨਰਕ ਵੱਲ ਨੂੰ ਜਾਣ ਲੱਗੀ ਕੋਈ ਲੋੜ ਨਹੀਂ ਕਿਸੇ ਗਿਆਨ ਦੀ ਪਰਪੰਚ ਰਚਣ ਵਾਸਤੇ ਕਿਸੇ ਗਿਆਨ ਦੀ ਲੋੜ ਨਹੀਂ ਉਹ ਕੋ ਗਿਆਨ ਦੀ ਲੋੜ ਹੈ ਗਿਆਨ ਨਹੀਂ ਉਹਨੂੰ ਕੋ ਗਿਆਨ ਜਿਹੜਾ ਉਹਨੇ ਗਿਆਨ ਹਾਸਲ ਕਰ ਲਿਆ ਉਹਦਾ ਮਿਸਯੂਜ਼ ਕਰਨਾ ਚਿੜੀਆਂ ਬਾਜਾਂ ਤੇ ਸਿਕਦਾਰਾਂ ਤਿੰਨਾਂ ਪੜਿਆ ਨਾ ਉਹਨਾਂ ਨੂੰ ਵੀ ਗਿਆਨ ਹੈ ਬਾਜ ਨੂੰ ਗਿਆਨ ਹੈ ਕਿਵੇਂ ਝਪਟ ਮਾਰਨੀ ਨੂੰ ਕਿਵੇਂ ਸਾਖਤਾਂ ਨੂੰ ਵੀ ਗਿਆਨ ਹੈ ਕਿਵੇਂ ਫਸਾਉਣੇ ਨੇ ਅਸੀਂ ਲੋਕ ਨਾ ਹਿਰਨਾ ਬਾਜਾਂ ਤੇ ਸਿਕਦਾਰਾਂ ਸੋਰੀ ਚਿੜੀਆਂ ਨਹੀਂ ਹਿਰਨ ਹਿਰਨਾ ਨੂੰ ਸਿਖਾ ਲੈਂਦੇ ਨੇ ਮਿਰਗ ਨੂੰ ਦੂਏ ਮਿਰਗ ਫੜਨ ਵਾਸਤੇ ਪਾੜ ਲੈਂਦੇ ਨੇ ਉਹ ਛੱਡ ਦਿੰਦੇ ਨੇ ਜੰਗਲ ਜਿੱਥੇ ਮਿਰਗ ਰੋਜ਼ ਆਉਂਦੇ ਨੇ ਉਹਨੂੰ ਦੇਖ ਕੇ ਮਿਰਗ ਭੱਜੇ ਆਉਂਦੇ ਨੇ ਆਲੇ ਦਾਲੇ ਉਹਨਾਂ ਦੇ ਪਹਿਲਾਂ ਹੀ ਫਾਈ ਲਾਈ ਹੁੰਦੀ ਹੈ ਜਾਲ ਲਾਏ ਹੁੰਦੇ ਨੇ ਉਹ ਵਿਚਾਰੇ ਮੇਰੇ ਕੋਲ ਜਾਲ ਚ ਫਸ ਜਾਂਦੇ ਨੇ ਉਹਨੇ ਆਪਣੇ ਫਸਾਤੇ ਨੇ ਜਾਤ ਵਾਲੇ ਇਹ ਜਿਹੜੇ ਫਸੇ ਹੋਏ ਨੇ ਪਰਪੰਚੀ ਦੁਆ ਨੂੰ ਫਸਾਉਣ ਵਾਲੇ ਨੇ ਇਹ ਭਗਤੀ ਇਹਨਾਂ ਵਾਸਤੇ ਲਿਖੀ ਹੈ ਗੁਰੂ ਨੇ ਫਿਰਨਾ ਬਾਜਾਂ ਤੇ ਸਿਕਦਾਰਾਂ ਇੰਨਾ ਪੜਿਆ ਨਾ ਫਾਹੀ ਲੱਗੀ ਜਾਤ ਫਾਹੇ ਅੱਗੇ ਨਹੀਂ ਕਿੱਡੇ ਅਪਰਾਧੀ ਨੇ ਬਾਦੋ ਹਮ ਐਸੇ ਅਪਰਾਧੀ ਹਮ ਐਸੇ ਅਪਰਾਧੀ ਜਿਨ ਹਰ ਜੀਓ ਪਿੰਡ ਤੇ ਦੀਨੇ ਇਸ ਕੀ ਭਾਉ ਭਗਤ ਨਹੀਂ ਸਰ ਜਿਹਨੇ ਜੀਓ ਪਿੰਡ ਦਿੱਤਾ ਸੀ ਜੀਵਨ ਦਿੱਤਾ ਸੀ ਸਾਨੂੰ ਸਰੀਰ ਦਿੱਤਾ ਸੀ ਉਹਦੇ ਨਾਲ ਪ੍ਰੇਮਾ ਭਗਤੀ ਨਹੀਂ ਅਸੀਂ ਸਾਡੀ ਹਦੇ ਅਸੀਂ ਐਸੇ ਅਪਰਾਧੀ ਹਾਂ ਜਿਹੜੇ ਜਿਹੜਾ ਨੇ ਨਹੀਂ ਸਾਧੀ ਉਹ ਸਾਰੇ ਅਪਰਾਧੀ ਨੇ ਜੇ ਕਿਸੇ ਨੇ ਦੇਖਣੇ ਮੈਂ ਅਪਰਾਧੀ ਹਾਂ ਕਿ ਨਹੀਂ ਹਾਂ ਗੁਰਬਾਣੀ ਚ ਦੇਖ ਲਓ ਮੀਟਰ ਤੁਹਾਡੇ ਕੋਲ ਹੈ ਬਿਮਾਰ ਹੁੰਦਾ ਮੀਟਰ ਥਰਮਾਮੀਟਰ ਲਾ ਕੇ ਦੇਖ ਲੈਂਦੇ ਬਿਮਾਰ ਸਾਰੇ ਮੀਟਰ ਵਿੱਚ ਪਏ ਨੇ ਬਾਣੀ ਦੇ ਜਹ ਗਿਆਨ ਤਹ ਧਰਮ ਹੈ ਜੇ ਸਵਾਲ ਕਰੀਏ ਕਿਸੇ ਨੂੰ ਕਹਿੰਦਾ ਨਹੀਂ ਅਬਲ ਤਾਂ ਉਹਨਾਂ ਦੇ ਮੂਰੇ ਬੰਦੇ ਖੜੇ ਨੇ ਮਿਲਣੇ ਨਹੀਂ ਦਿੰਦੇ ਵੀ ਕੋਈ ਪੁੱਛ ਨਾ ਰਹਿਣ ਜੇ ਪੁੱਛ ਲੈਂਦੇ ਨੇ ਵੀ ਝਟਕ ਦਿੰਦੇ ਨੇ ਕਿਉਂ ਭਈ ਟੀਚਰ ਤਾਂ ਕਹਿੰਦਾ ਹੁੰਦਾ ਵੀ ਭਾਈ ਦੱਸੋ ਮੇਰੇ ਤੋਂ ਕੋਈ ਸਵਾਲ ਪੁੱਛੋ ਸਵਾਲ ਪੁੱਛਣ ਵਾਲੇ ਨੂੰ ਉਹਨੂੰ ਪਤਾ ਹੁੰਦਾ ਵੀ ਇਹ ਪੜ ਰਿਹਾ ਹੈ ਕੁਝ ਮੇਰੀ ਗੱਲ ਸੁਣ ਰਿਹਾ ਸਮਝ ਰਿਹਾ ਹੈ ਜਿਹੜਾ ਸਵਾਲ ਨਹੀਂ ਪੁੱਛਦਾ ਉਹਨੇ ਸੁਣਿਆ ਸਮਝਿਆ ਹੀ ਕੁਝ ਨਹੀਂ ਉਹਨੂੰ ਕੀ ਪਤਾ ਟੀਚਰ ਨੂੰ ਸੁਣਿਆ ਸਮਝਿਆ ਨਹੀਂ ਉਹ ਤਾਂ ਜਦ ਪਤਾ ਲੱਗੂ ਜਾਂ ਬੋਰਡ ਤੇ ਸੱਦੂ ਉਹਨੂੰ ਇਹ ਪਰਚਾ ਆਉ ਉਹਦਾ ਇਮਤਿਹਾਨ ਲਊ ਜਦੇ ਪਤਾ ਲੱਗੂ ਇਹ ਸਵਾਲ ਕਰਨ ਵਾਲਾ ਤੇ ਕਿਉਂ ਘੂਰਦੇ ਨੇ ਉਹਨਾਂ ਨੂੰ ਕਿਉਂ ਕਹਿੰਦੇ ਨੇ ਸ਼ਰਧਾ ਰੱਖੋ ਕਿਉਂ ਸਵਾਲ ਨਹੀਂ ਕਰਦੇ ਸਭ ਚੋਰ ਹਰਾਮਖੋਰ ਨੇ ਕਿ ਸਾਡਾ ਆਊਟ ਨਾ ਹੋ ਜਾਏ ਗਿਆਨ ਸਾਡਾ ਜਿਹੜੀ ਹੈ ਨਾ ਮੁਠੀ ਖੁੱਲ ਨਾ ਜਾਵੇ ਵੀ ਇਹ ਮੂਰਖ ਨੇ ਆਪਣੇ ਮੂਰਖਤਾ ਨੂੰ ਛਪਾਉਣ ਵਾਸਤੇ ਸਭ ਕੁਝ ਕਰਦੇ ਨੇ ਨਹੀਂ ਤਾਂ ਇਹਨਾਂ ਨੂੰ ਕੀ ਲੋੜ ਹੈ ਜਿਹੜਾ ਜਵਾਬ ਇਹਨਾਂ ਕੋਲ ਹੈਗਾ ਦੇ ਦੇਣ ਨਹੀਂ ਗੱਲ ਭਾਈ ਨਹੀਂ ਪਤਾ ਹੈ ਸੱਚ ਕਿਉਂ ਨਹੀਂ ਬੋਲਦੇ ਕਪਟ ਪੂਰੇ ਕਪਟ ਨਾਲ ਭਰਿਆ ਪਿਆ ਜਹਾਨ ਔਰ ਕਪਟ ਨਾਲ ਗਾਹਾਂ ਫਿਰ ਕੀ ਬਣਨਾ ਸੀ ਸਿੱਖਾਂ ਦਾ ਕੀ ਬਣਨਾ ਸੀ ਸਿੱਖਾਂ ਦੇ ਸਾਰੇ ਗੁਰੂ ਕਪਟੀ ਰਹੇ ਜਿੰਨੇ ਗੁਰੂ ਗੁਰੂ ਨੇ ਸੰਤ ਬਣੇ ਬੈਠੇ ਜਿਹੜੇ ਚੇਲੇ ਬਣਾਉਂਦਾ ਗੁਰੂ ਹੁੰਦਾ ਹੈ ਸੰਤ ਰਹਿ ਕੇ ਚਾਹੇ ਆਪਣਾ ਨੂੰ ਸੰਤ ਰੱਖ ਲਵੇ ਸਿੱਧ ਸਾਰੇ ਸੰਤ ਕਹੋਦੇ ਤੇ ਸਿੱਧ ਕਹਿੰਦੇ ਨੇ ਨਾਨਕ ਨੂੰ ਜਾਂ ਬੈਠਣ ਲੱਗੇ ਸੰਤ ਸਭਾ ਦੀ ਜੈਕਾਰ ਬੁਲਾਈ ਸੰਤ ਸਭਾ ਦੀ ਜੈ ਕਹਾਉਂਦੇ ਸੰਤ ਤੇ ਗੋਰਖਨਾਥ ਗੁਰੂ ਵੀ ਹੈ ਗੁਰੂ ਨੇ ਕਹਿੰਦੇ ਗੁਰੂ ਅਰ ਸੰਤ ਇੱਕੋ ਸੰਤ ਹੁੰਦੀ ਹੈ ਭਾਵੇਂ ਗੁਰਬਾਣੀ ਨਹੀਂ ਮੰਨਦੀ ਉਹਨੂੰ ਨਾਨਕ ਆਪਣੇ ਆਪ ਨੂੰ ਗੁਰੂ ਨਹੀਂ ਮੰਨਦਾ ਨਾ ਸੰਤ ਮੰਨਦਾ ਉਹ ਗੱਲ ਅਲੱਗ ਹੈ ਪਰ ਇਹ ਤਾਂ ਮੰਨਦੇ ਨੇ ਬਸ ਝੂਠੇ ਆਪਣੇ ਆਪ ਨੂੰ ਗੁਰੂ ਅਰ ਸੰਤ ਕਹਾਉਂਦੇ ਨੇ ਬਾਹਰੋਂ ਸੰਤ ਕਾਮ ਹੈ ਸਰੀਰ ਕਰਕੇ ਸੰਤ ਬਣਦੇ ਨੇ ਕੱਪੜੇ ਪਾ ਕੇ ਹਿਰਦੇ ਜਿਨ ਕੇ ਕਪਟ ਵਸਾ ਹਿਰਦੇ ਜਿਨ ਕੇ ਕਪਟ ਵਸਾ ਬਾਹਰੋਂ ਸੰਤ ਕਾਮ ਸਾਰੇ ਸੰਤ ਆ ਗਏ ਹੁਣ ਵਿੱਚ ਦੱਸੋ ਕਿਹੜਾ ਵਜੇ ਦੱਸੋ ਕਿਹੜਾ ਵਜੇ ਤੇ ਗੁਰਬਾਣੀ ਕਹਿੰਦੀ ਹੈ ਗੁਰਬਾਣੀ ਦੇ ਪ੍ਰਚਾਰ ਤੋਂ ਕੋਈ ਹਟਾ ਨਹੀਂ ਸਕਦਾ ਸਹੀ ਅਰਥਾਂ ਕਰਨ ਤੋਂ ਕੋਈ ਹਟਾ ਨਹੀਂ ਸਕਦਾ ਜਾਂ ਕੋਈ ਹਟਾਉ ਫਿਰ ਦੇਖੀ ਜਾਓ ਇਹ ਸੱਚ ਦਾ ਪ੍ਰਚਾਰ ਹੈ ਜਿਹੜੇ ਬਾਹਰੋਂ ਭੇਖ ਤੋਂ ਸੰਤ ਬਣੇ ਹੋਏ ਨੇ ਮਹਿਜ਼ ਭੇਖ ਧਾਰ ਕੇ ਔਰ ਜਿਹੜੇ ਅੰਦਰੋਂ ਸੰਤ ਨੇ ਉਹ ਕਦੇ ਸੰਤ ਕਹਾਏ ਵੀ ਨਹੀਂ ਇਹ ਵੀ ਗੱਲ ਹੈ ਨਾਲ ਉਹ ਦਾਸ ਕਹਾਏ ਨੇ ਉਹ ਜਨ ਕਹਾਏ ਨੇ ਉਹ ਕੀ ਕਹਾਏ ਨੇ ਉਹ ਕਹਾਏ ਨੇ ਸੰਤ ਸਰਣ ਜੋ ਜਨ ਭਰੇ ਸੰਤ ਅੰਦਰ ਲੈ ਅਸੀਂ ਉਹਦੇ ਜਨ ਹਰ ਅੰਦਰ ਲੈ ਇਹ ਹਰ ਕੇ ਸੰਤ ਅਸੀਂ ਹਰ ਕੇ ਸੰਤ ਦਾ ਓਏ ਹਰ ਕੇ ਸੰਤ ਨਾ ਆਖੀਏ ਬਾਨਾਰਸ ਕੇ ਠੱਗ ਹਰ ਕੇ ਸੰਤ ਦਾ ਮਤਲਬ ਹੈ ਹਰ ਨਾਲ ਜੁੜ ਕੇ ਸਾਨੂੰ ਸ਼ਾਂਤੀ ਮਿਲੀ ਹੈ ਮਨ ਜਿਹੜਾ ਸ਼ਾਂਤ ਹੋਇਆ ਹਰ ਨਾਲ ਜੁੜ ਕੇ ਹੋਇਆ ਅੰਦਰ ਹਰ ਹੈ ਹਰ ਹਿਰਦੇ ਵਿੱਚ ਹੈ ਹਰ ਹਿਰਦੇ 'ਚ ਜਿਹੜਾ ਮਨ ਤੇ ਕੁੜੀ 'ਚ ਇੱਥੇ ਜਦ ਇੱਥੇ ਜੁੜ ਜਾਂਦਾ ਨਾ ਫਿਰ ਇਹਨੂੰ ਸ਼ਾਂਤੀ ਮਿਲਦੀ ਹੈ ਇੱਥੇ ਸ਼ਾਂਤੀ ਹੁੰਦੀ ਹੋਈ ਨਹੀਂ ਪ੍ਰਦੇਸ਼ ਦੀ ਸ਼ਾਂਤੀ ਹੈ ਇੱਥੇ ਤਾਂ ਕਲਪਨਾ ਦੀ ਉਹ ਪੱਠੀ ਹੈ ਇੱਥੇ ਤਾਂ ਤ੍ਰਿਸ਼ਨਾ ਦੀ ਅੱਗ ਹੈ ਇੱਥੇ ਹੀ ਹੈ ਤ੍ਰਿਸ਼ਨਾ ਦੀ ਅੱਗ ਤ੍ਰਿਸ਼ਨਾ ਦੀ ਅੱਗ ਦੇ ਵਿੱਚ ਸ਼ਾਂਤੀ ਕਿਵੇਂ ਹੋ ਜੂ ਸੰਸਾਰ ਵਿੱਚ ਸ਼ਾਂਤੀ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਮਾਇਆ ਅਗਨ ਸਭ ਇੱਕੋ ਜਿਹੀ ਕਰਤੇ ਖੇਲ ਰਚਾਇਆ ਜਿਹੜਾ ਮਾਇਆ ਦੇ ਵਿੱਚ ਹੈ ਮਾਇਆ ਧਾਰੀ ਹੈ ਉਹ ਕਦੇ ਸ਼ਾਂਤ ਹੋ ਜੂ ਸੋਚਿਆ ਵੀ ਨਹੀਂ ਜਾ ਸਕਦਾ ਜੇ ਉਹ ਕਹਿੰਦਾ ਉਹ ਸਾਨੂੰ ਮੂਰਖ ਬਣਾਉਂਦਾ ਗੁਰਬਾਣੀ ਨੇ ਸਾਰੇ ਪਰਦੇ ਖੋਲਤੇ ਪਰਮੇ ਇਹ ਭਰਮ ਦੇ ਪਰਦੇ ਸਤੂਰ ਖੋਲੇ ਜਿਹੜਾ ਭਰਮ ਪਾਇਆ ਤਾਂ ਲੋਕਾਂ ਦਾ ਉਹਦੇ ਪਰਦੇ ਖੋਲਤੇ ਕਹਿਣ ਦਾ ਮਤਲਬ ਇਹ ਹੈ ਜਿਹੜੇ ਕਹਿੰਦੇ ਅਸੀਂ ਆਨੰਦ ਹੈ ਅਸੀਂ ਸੰਤਾਂ ਸ਼ਾਂਤੀ ਆ ਗਈ ਉਹਨਾਂ ਦੇ ਪਰਦੇ ਖੋਲੇ ਨੇ ਗੁਰੂ ਅਮਰਦਾਸ ਨੇ ਉਹਨਾਂ ਦੇ ਵਿੱਚੋਂ ਹੀ ਆਏ ਹੋਏ ਸੀ ਤਾਂ ਹੀ ਉਹ ਕਹਿੰਦੇ ਚਿੱਟੇ ਜਿਨ ਕੇ ਕੱਪੜੇ ਮੈਲੇ ਚਿੱਤ ਕਠੋਰ ਜੀਓ ਤਨ ਮੁਖ ਨਾਮ ਆ ਗਿਆਨ ਮੂੰਹ ਮੂੰਹ ਚ ਉਹਨਾਂ ਦੇ ਅੰਦਰ ਨਹੀਂ ਹੈ ਨਾਮ ਨਾ ਉਪਜੈ ਅੰਦਰੋਂ ਨਹੀਂ ਉਪਜਦਾ ਗਿਆਨ ਉਹਨਾਂ ਦੇ ਸੁਣਿਆ ਹੋਇਆ ਗਿਆਨ ਹੈ ਬਾਹਰ ਲਈ ਜਿਵੇਂ ਅਸੀਂ ਵੀ ਕਹਿੰਦੇ ਸੁਣਿਆ ਹੈ ਜੇ ਸਾਡੇ ਵੀ ਰੱਬ ਇੱਕ ਉਹ ਕੀ ਆ ਕਿਹਾ ਜੇ ਕੋਈ ਨਹੀਂ ਦੱਸਦਾ ਨਿਰਾਕਾਰ ਅੱਖਾਂ ਨਹੀਂ ਦੀਦਾ ਸੁਣੀਆਂ ਗੱਲਾਂ ਕਹਿੰਦੇ ਅਸੀਂ ਤੈਨੂੰ ਮੁਖ ਨਾਮ ਨਾ ਉਪਜਾ ਦੂਜੇ ਵਿਆਪੈ ਚੋਰ ਜਿਓ ਆ ਜਿਹੜਾ ਸਰੀਰ ਹੈ ਦੂਜਾ ਨਾ ਇਹਦੇ ਨਾਲ ਜੁੜ ਕੇ ਵਿਆਪਿਆ ਉਹਨਾਂ ਦੇ ਅੰਦਰ ਮਾਇਆ ਉਹ ਵਿਆਪਿਆ ਹੋਇਆ ਹੈ ਪਸਾਰੇ 'ਚ ਫਸੇ ਨੇ ਸੰਸਾਰ ਦੇ ਵਿੱਚ ਦੂਰ ਦੂਰ ਤੱਕ ਕਨੈਕਸ਼ਨ ਨੇ ਬੜੇ ਚੇਲੇ ਬਣਾਏ ਹੋਏ ਨੇ ਬੜੇ ਡੇਰੇ ਬਣਾਏ ਹੋਏ ਨੇ ਕਬੀਰ ਚੇਲੇ ਬਹੁ ਕੀਏ ਕੈਸੋ ਕੀਓ ਨਮੀਤ ਦੂਜੇ ਵਿਆਪੇ ਚੋਰ ਜੀਓ ਚੋਰ ਨੇ ਮਾਇਆ ਨੂੰ ਵਿਆਪੇ ਨੇ ਮਾਇਆ ਅੰਦਰ ਵਿਆਪੀ ਹੈ ਸੇ ਮੂਲ ਦਾ ਜੋ ਬੋਝਣ ਆਪਣਾ ਉਹ ਮੂਲ ਦਾ ਬੋਝਣ ਆਪਣਾ ਸੇ ਪਸ਼ੂਆ ਸੇ ਢੋਰ ਜਿਓ ਜਿਨ੍ਹਾਂ ਨੂੰ ਆਪਣੇ ਮੂਲ ਦਾ ਗਿਆਨ ਨਹੀਂ ਕਰ ਮੈਂ ਹਾਂ ਉਹ ਪਸ਼ੂ ਨੇ ਡੰਗਰ ਨੇ ਗਿਆਨ ਤੇ ਸਖੀਣੇ ਨੇ ਮਾਲਾ ਵਾਲਿਆਂ ਕੋ ਗਿਆਨ ਨਹੀਂ ਹੁੰਦਾ ਸਮਾਧੀ ਵਾਲਿਆਂ ਕੋ ਗਿਆਨ ਨਹੀਂ ਹੁੰਦਾ ਇਸੇ ਕਰਕੇ ਤਾਂ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਅਕਲੀ ਸਾਹਿਬ ਹੈ ਅਕਲੀ ਪਾਈਏ ਮਾਨ ਅਕਲੀ ਪੜ ਕੇ 부ਝੀਏ ਅਕਲੀ ਕੀਜੇ ਦਾਨ ਅਕਲ ਇਹ ਨਾ ਆਖੀ ਅਕਲ ਗਵਾਈਏ ਬਾਦ ਆ ਜਿਹੜੀ ਬਾਦ ਵਾਚ ਪਿਆ ਹੈ ਨਾ ਵਿਦਵਾਨ ਇਹ ਅਕਲ ਨਹੀਂ ਹੈ ਇਹ ਬੇਅਕਲੀ ਹੈ ਅਕਲ ਬਾਦ ਬਵਾਚ ਪਾਉਣ ਵਾਲੀ ਚੀਜ਼ ਹੈ ਅਕਲ ਤਾਂ ਬਾਦ ਬਵਾਚੋਂ ਕੱਢਣ ਵਾਲੀ ਚੀਜ਼ ਹੈ ਅਕਲ ਬਾਦ ਬਾਦ ਚੋਂ ਕੱਢਣ ਵਾਲੀ ਚੀਜ਼ ਹੈ ਅਕਲ ਉਲਝਣਾ ਚੋਂ ਕੱਢਣ ਵਾਲੀ ਚੀਜ਼ ਹੈ ਉਲਝਣਾ ਚ ਪਾਉਣ ਵਾਲੀ ਚੀਜ਼ ਨਹੀਂ ਹੈ ਅਕਲ ਜੇ ਚਾਰ ਅਕਲਮੰਦ ਇਕੱਠੇ ਹੁੰਦੇ ਨੇ ਕਿਸੇ ਉਲਝਣ ਨੂੰ ਹੱਲ ਕਰਨ ਨੂੰ ਬੈਠ ਕੇ ਵੀ ਉਲਝਣ ਜਿਹੜੀ ਹੈ ਹੈ ਕੀ ਆਪਾਂ ਇਹਨੂੰ ਹੱਲ ਕਰੀਏ ਚਾਰਾਂ ਦੀ ਅਕਲ ਇਕੱਠੀ ਕਰਕੇ ਤੇ ਅਸੀਂ ਇਹਦੀ ਅਕਲ ਹੈ ਪੜਨੇ ਜਿਹਦੀ ਅਕਲ ਹੈ ਪੜਨੇ ਛਿੱਲਾ ਪਾਸ ਕੇ ਰਹਿ ਗਿਆ ਵਿਚਾਰੇ ਤੇ ਇਹਦੀ ਅਕਲ ਇੱਕ ਸ਼ਟਾਂਕ ਘਟ ਹੈ ਇਹਦੀ ਇੱਕ ਸ਼ਟਾਂਕ ਵੱਧ ਹੈ ਤੇ ਦੋਏ ਦੋ ਪੜਨੇ ਚ ਪੈ ਕੇ ਅਕਲ ਦਾ ਸ਼ਟਾਂਕ ਰਹੇਗੀ ਜੇ ਇਹਦੀ 50 ਤੋਲੇ ਸੀ ਇਹਦੀ 49 ਤੋਲੇ ਹੈ ਇੱਕ ਪੜਨੇ ਜੋ ਪੜਨੇ ਇੱਕ ਪੜਨੇ ਜੋ ਪੜਨੇ ਇੱਕ ਤੋਲੇ ਹੀ ਰਹੇਗੀ ਗਈ ਅਕਲ ਤਾਂ ਫਿਰ ਬਾਕੀ ਤਾਂ ਇੱਕ ਤੋਲੇ ਹੀ ਬਚੀ ਉਹ ਤਾਂ ਬੈਲੈਂਸ ਕਰਦੀ ਦੂਏ ਨੂੰ ਦੂਏ ਦੀ ਅਕਲ ਵਿਦਵਾਨ ਇਦਾਂ ਕਰਦੇ ਨੇ ਉਹ ਗੱਲ ਕਹਿੰਦਾ ਉਹ ਕੱਟ ਦਿੰਦਾ ਉਹ ਕਹਿੰਦਾ ਉਹ ਕੱਟ ਦਿੰਦਾ ਪਬਲਿਕ ਭੱਬਲ ਗੁੱਸੇ ਪੈ ਜਾਂਦੀ ਹੈ ਰਿਜ਼ਲਟ ਕੋਈ ਨਿਕਲਦਾ ਨਹੀਂ ਇਹ ਵਿਦਵਾਨਾਂ ਦਾ ਹੈ ਵਿਦਵਾਨਾਂ ਦੀਆਂ ਇਹ ਸਾਰੀਆਂ ਮੱਤਾਂ ਬਣਾਈਆਂ ਹੋਈਆਂ ਨੇ ઋષਿ ਮੁਨੀ ਸਭ ਵਿਦਵਾਨ ਸੀ ਵਿਦਵਾਨਾਂ ਤੋਂ ਵੱਧ ਕੁਝ ਨਹੀਂ ਸੀ ਅੱਜ ਜਿਹੜੇ ਉਹਨਾਂ ਦੀ ਇੱਜ਼ਤ ਕਰਦੇ ਨੇ ਵਿਦਵਾਨ ਨੇ ਜਿਹੜੇ ਬੁੱਧੀਵਾਨ ਸੀ ਪੂਰੀ ਬੁੱਧ ਵਾਲੇ ਸੀ ਵਿਵੇਕ ਬੁੱਧੀ ਵਾਲੇ ਸੀ ਕਬੀਰ ਵਰਗੇ ਕਬੀਰ ਵਿਵੇਕ ਬੁੱਧੀ ਵਾਲਾ ਕਿਵੇਂ ਸੀ ਕਿਉਂਕਿ ਉਹਨੇ ਆਪ ਲਿਖੇ ਕੋ ਕਬੀਰ ਮੈਂ ਐਸੋ ਗੁਰ ਪਾਇਓ ਜਾ ਕਾ ਨੋ ਵਿਵੇਕੋ ਮੈਂ ਉਹ ਗਿਆਨ ਪਾ ਲਿਆ ਜਿਹਨੂੰ ਵਿਵੇਕ ਕਹਿੰਦੇ ਹੋ ਇਸ ਅਵਸਥਾ ਤੋਂ ਬਿਨਾ ਵਿਵੇਕ ਹੁੰਦਾ ਹੀ ਨਹੀਂ ਅਸੀਂ ਜੱਜਾਂ ਦੇ ਵਿਵੇਕ ਤੇ ਛੱਡਤੀ ਗੱਲ 100 ਜੱਜ ਇਕੱਠਾ ਕਰਕੇ ਇੱਕ ਫੈਸਲਾ ਕਰਾ ਲਓ ਅੱਡ ਅੱਡ ਫੈਸਲੇ ਹੋਣਗੇ ਸਭ ਦੇ ਇੱਕ ਜੱਜ ਫਾਂਸੀ ਲਾ ਲੈਂਦਾ ਦੂਆ ਕਹਿੰਦੇ ਬਰੀ ਬਵੇਕ ਨਹੀਂ ਹੈ ਬਵੇਕ ਹੋ ਫੈਸਲਾ ਇੱਕ ਦੇਊਗਾ ਆ ਦੇਖੋ ਗੁਰਬਾਣੀ ਕਿੰਨੇ ਬੈਠੇ ਨੇ ਇੱਕ ਫੈਸਲਾ ਸਭ ਦਾ ਜਿੱਥੇ ਜਾ ਕੇ ਸਭ ਇੱਕ ਮਤ ਹੋ ਜਾਂਦੇ ਨੇ ਉਹਨੂੰ ਬਵੇਕ ਕਹਿੰਦੇ ਨੇ ਜਿੱਥੇ ਮਤ ਇੱਕ ਨਹੀਂ ਉਹ ਬਵੇਕ ਹੈ ਨਹੀਂ ਸੰਸਾਰ 'ਚ ਬਵੇਕ ਹੋ ਜਵੇ ਹੋ ਹੀ ਨਹੀਂ ਸਕਦਾ ਬਵੇਕ ਸੰਸਾਰ ਤੋਂ ਪਰੇ ਹੈ ਸੰਸਾਰ ਨੂੰ ਸਾਰੇ ਨੂੰ ਸਮਝਣ ਦੀ ਸ਼ਕਤੀ ਰੱਖਦਾ ਬਵੇਕ ਕਿਉਂਕਿ ਵਿਵੇਕ ਨੇ ਹੀ ਸੰਸਾਰ ਪੈਦਾ ਕੀਤਾ ਵਿਵੇਕ ਹੀ ਸੰਸਾਰ ਨੂੰ ਚਲਾ ਰਿਹਾ ਹੈ ਵਿਵੇਕ ਨਹੀਂ ਹੀ ਬਸ ਵਿੱਚ ਸੂਰਜ ਹੈ ਵਿਵੇਕ ਦੀ ਭੈ ਵਿੱਚ ਚੰਦ ਹੈ ਵਿਵੇਕ ਦੀ ਭੈ ਵਿੱਚ ਹਵਾ ਚੱਲਦੀ ਹੈ ਕਿਹਦੀ ਭੈ ਚੱਲਦੀ ਹੈ ਕਿਹਨੇ ਬਣਾਇਆ ਸੂਰਜ ਭੈ ਵਿੱਚ ਸੂਰਜ ਭੈ ਵਿੱਚ ਚੰਦ ਉਹ ਕੌਣ ਹੈ ਉਹੀ ਤਾਂ ਵਿਵੇਕ ਹੈ ਵਿਵੇਕ ਕੋਈ ਮਾਮੂਲੀ ਚੀਜ਼ ਨਹੀਂ ਹੈ ਅੰਤਰ ਆਤਮਾ ਦੀ ਆਵਾਜ਼ ਜਿਹੜੀ ਹੈ ਵਿਵੇਕ ਦਾ ਇੱਕ ਥੋੜਾ ਜਿਹਾ ਪਾਰਟ ਹੈ ਛੋਟਾ ਜਿਹਾ ਜਿਵੇਂ ਕੋਈ ਵੀ ਕੂਲ ਛੋਟੀ ਤੋਂ ਛੋਟੀ ਆ ਕੇ ਕਿਸੇ ਦਰਿਆ 'ਚ ਰਲਦੀ ਹੈ ਤਾਂ ਕੂਲ ਵੀ ਦਰਿਆ ਦਾ ਪਾਰਟ ਹੁੰਦੀ ਹੈ ਛੋਟੇ ਛੋਟੇ ਨਾਲਿਆਂ ਦਾ ਛੋਟੇ ਛੋਟੇ ਕੂਲਾਂ ਦਾ ਪਾਣੀ ਰਲ ਕੇ ਬਣ ਜਾਂਦਾ ਨਾ ਦਰਿਆ ਛੋਟੀ ਕੂਲ ਵੀ ਵਿਵੇਕ ਦਾ ਪਾਰਟ ਹੁੰਦੀ ਹੈ ਉਹਦੇ ਨਾਲ ਇਹ ਰਲ ਕੇ ਬਣਦਾ ਨਾ ਇੱਕ ਇੱਕ ਬੂੰਦ ਨਾਲ ਸਾਗਰ ਬਣਦਾ ਨਾ ਬੂੰਦ ਵੀ ਤਾਂ ਸਾਗਰ ਦਾ ਪਾਰਟ ਹੈ ਸੰਸਾਰ ਦਾ ਬਵੇਕ ਇੰਨਾ ਹੁੰਦਾ ਜੇ ਕਬੀਰ ਦਾ ਬਵੇਕ ਇੰਨਾ ਹੈ ਬਸ ਜਿਵੇਂ ਇੱਕ ਬੂੰਦ ਹੈ ਇੱਕ ਸਾਗਰ ਹੈ ਉਹ ਬਵੇਕ ਸਾਗਰ ਹੈ ਉਹਨੂੰ ਗੁਰਮੰਦ ਹੈ ਮੈਂ ਐਸੋ ਮੈਨੂੰ ਐਸਾ ਗਿਆਨ ਪ੍ਰਾਪਤ ਹੋਇਆ ਜਾ ਕਾ ਨੋ ਕੋ ਮੈਨੂੰ ਵੀ ਉਹ ਜਗ ਕਿਨਕਾ ਮਿਲਿਆ ਕਿਣਕਾ ਪੰਜ ਭਾਸ਼ਾ ਕਹਿੰਦੇ ਕਿਣਕਾ ਇੱਕ ਜਿਸ ਜੀਵ ਸਾਹਿਬ ਜੀਵ ਸਾਹਿਬ ਤਾਂ ਕੀ ਮਹਿਮਾ ਉਹ ਕਾਦਾ ਕਿਣਕਾ ਬਵੇਕ ਦਾ ਹੀ ਕਿਣਕਾ ਉਹ ਬਵੇਕ ਬੁੱਧ ਪਰਮੇਸ਼ਰ ਦੀ ਬੁੱਧ ਹੈ ਕੋਈ ਤਰੀਕਾ ਸੰਸਾਰ ਤੋਂ ਛੁੱਟਣ ਦਾ ਨਹੀਂ ਹੈ ਪਾਠ ਪੜ ਕੇ ਛੁੱਟ ਨਹੀਂ ਸਕਦਾ ਗਿਆਨ ਵਿਚਾਰ ਬਵੇ ਆ ਜਿਹੜੇ ਵੇਦ ਵਿਚਾਰ ਦਾ ਸੰਸਾਰੀ ਬੁੱਧੀ ਤੋਂ ਨਹੀਂ ਛੁੱਟ ਸਕਦਾ ਪਾਠ ਪੜਿਓ ਔਰ ਵੇਦ ਵਿਚਾਰਿਓ ਨਿਵਲ ਭਜੰਗੋ ਮਸਾਦੇ ਪੰਜ ਜਨਾਂ ਸੋ ਸੰਗ ਨਾਲ ਛੁੱਟ ਕੇ ਅਦਿਤ ਅਹਮ ਬੁੱਧ ਬਾਦੇ ਪਿਆਰੇ ਇਹਨੂੰ ਵੀ ਨਾ ਜਾਈ ਇਹ ਵਿਧੀਆਂ ਨਾਲ ਤਾਂ ਜਾਣੀ ਜਾਈ ਮੈਂ ਕੀਏ ਕਰਮ ਅਨੇਕਾ ਹੋਰ ਵੀ ਨੇ ਕਰਮ ਕਰਕੇ ਦੇਖ ਲੈ ਹਰ ਪਰਿਓ ਸਵਾਮੀ ਕੇ ਦੁਆਰੇ ਦੀਜੇ ਬੁੱਧ ਦੀਜੇ ਬੁੱਧ ਬਵੇਕਾ ਇਹ ਬਵੇਕ ਬੁੱਧ ਆਪਣੀ ਨਹੀਂ ਇਹ ਸਵਾਮੀ ਦੀ ਬੁੱਧ ਹੈ ਆਦਮੀ ਸੌਮੀ ਨਹੀਂ ਹੁੰਦਾ ਜਿਹੜੇ ਸੌਮੀ ਬੜੇ ਫਿਰਦੇ ਨੇ ਉਹ ਚੋਰ ਹਰਾਮ ਖੋਰ ਨੇ ਸੌਮੀ ਖਸੂ ਨੂੰ ਕਹਿੰਦੇ ਨੇ ਸੌਮੀ ਵੀ ਕਹਿੰਦੇ ਨੇ ਖਸੂਰ ਵੀ ਕਹਿੰਦੇ ਨੇ ਕੋਈ ਗੱਲ ਹੈ ਹਿੰਦੀ ਸੌਮੀ ਕਹਿੰਦੇ ਨੇ ਪੰਜਾਬੀ ਚ ਖਸਮ ਕਹਿੰਦੇ ਨੇ ਖਸੂ ਛੋੜ ਦੂਜੇ ਲੱਗੇ ਡੁੱਬੇ ਸੇ ਬਣ ਜਾ ਰਿਹਾ ਜਿਹੜਾ ਸੱਚ ਨੂੰ ਛੱਡ ਕੇ ਨਾ ਦੂਜੇ ਪਾਸੇ ਲੱਗ ਕੇ ਦੂਜੇ ਪਾਸੇ ਕਿ ਲੱਗੂਗਾ ਝੂਠ ਦੋ ਹੀ ਚੀਜ਼ਾਂ ਨੇ ਸੱਚ ਹੈ ਝੂਠ ਡੁੱਬੇ ਸੇ ਬਣ ਜਾ ਰਿਹਾ ਉਹ ਬਣ ਜਾ ਰਹੇ ਡੁੱਬ ਕੇ ਜਿਹੜੇ ਝੂਠ ਦਾ ਵਣਜ ਕਰਦੇ ਨੇ ਸਾਰੇ ਡੁੱਬੇ ਨੇ ਝੂਠ ਬੋਲਣਾ ਪਊਗਾ ਜੇ ਗਿਆਨ ਨਹੀਂ ਹੈ ਸੱਚ ਦਾ ਇਹ ਤਾਂ ਸੱਚ ਦੇ ਦਰਸ਼ਨ ਕਰਾਉਣ ਆਤਮ ਦਰਸ਼ਨ ਕਰਾਉਣ ਗੁਰਬਾਣੀ ਨੂੰ ਅਰਥਾ ਦੇਣ ਆਤਮ ਦਰਸ਼ਨ ਦੇ ਵਿੱਚ ਹੀ ਹੈ ਇਹ ਆਤਮ ਦਰਸ਼ਨ ਹੈ ਗੁਰਬਾਣੀ ਆਤਮ ਦਰਸ਼ਨ ਦਾ ਗ੍ਰੰਥ ਹੈ ਗੁਰਬਾਣੀ ਇਹਨੂੰ ਅਰਥਾ ਲਓ ਸਮਝ ਲਓ ਆਤਮ ਦਰਸ਼ਨ ਹੋ ਜਾਊਗਾ ਗੁਰਬਾਣੀ ਨੂੰ ਐਵੇਂ ਨਹੀਂ ਵੇਖ ਦਿੱਤੀ ਗੁਰਬਾਣੀ ਨੂੰ ਸਮਝ ਲਈ ਆਤਮ ਦਰਸ਼ਨ ਹੋ ਜਾਊਗਾ ਆਤਮ ਦੀ ਸਮਝ ਆ ਜੂਗੀ ਪ੍ਰਾਤਮ ਦੀ ਵੀ ਮੂੜ ਦੀ ਵੀ ਸਮਝ ਆ ਜੂਗੀ ਪਰ ਜੇ ਇਹ ਨਹੀਂ ਹੈ ਉਹ ਧਰਮ ਨਹੀਂ ਹੈ ਇਸ ਕਰਕੇ ਹੁਣ ਧਰਮ ਬਚਿਆ ਸਿਰਫ ਇੱਕ ਜਿਹੜਾ ਆਤਮ ਗਿਆਨ ਕਰਾ ਸਕਦਾ ਉਹ ਧਰਮ ਹੈ ਜਿਹੜਾ ਆਤਮ ਗਿਆਨ ਨਹੀਂ ਕਰਾ ਸਕਦਾ ਉਹ ਧਰਮ ਨਹੀਂ ਹੈ ਜੈ ਗਿਆਨ ਤਹਿ ਧਰਮ ਹੈ ਇੱਕ ਬਚਿਆ ਇਸ ਧਰਮ ਤੋਂ ਹੀ ਸਾਰੇ ਦਿਸ਼ਾਹੀਨ ਹੋਏ ਹੋਏ ਨੇ ਮੂਲ ਬੜੇ ਬੜੇ ਗ੍ਰੰਥ ਰਹੀਏ ਸਾਰੇ ਮੰਨਦੇ ਨੇ ਇੱਕ ਹੈ ਉਹ ਉਹ ਕੌਣ ਹੈ ਬਾਅਦ ਦੀ ਗੱਲ ਹੈ ਇੱਕ ਹੈ ਕੋਈ ਉਹਦਾ ਨਾਮ ਕੁਛ ਰੱਖਦਾ ਕੋਈ ਕੁਛ ਰੱਖਦਾ ਕੋਈ ਕੁਛ ਕਹਿੰਦਾ ਕੋਈ ਕੁਛ ਕਹਿੰਦਾ ਗੁਰਬਾਣੀ ਵੀ ਕਹਿੰਦੀ ਹੈ ਵੀ ਇੱਕ ਦੇ ਦੋ ਹੋਏ ਹੋਏ ਨੇ ਦਾਲ ਹੋਈ ਹੋਈ ਹੈ ਸਾਰਿਆਂ ਚ ਇੱਕ ਸਾਰੇ ਇੱਕ ਤੋਂ ਦੋ ਹੋਏ ਹੋਏ ਨੇ ਇੱਕ ਹੋ ਸਕਦੇ ਨੇ ਇਹ ਸਿੱਖ ਦੀ ਗੱਲ ਹੈ ਗੁਰਬਾਣੀ ਜਿਹੜਾ ਸੰਸਾਰ ਦੇ ਵਿੱਚ ਦਾਲ ਹੋਈ ਹੋਈ ਹੈ ਇਹਨੇ ਕੋਲ ਸੱਚਖੰਡ 'ਚ ਕੋਈ ਦਾਲ ਨਹੀਂ ਹੈ ਦਾਲ ਸਭ ਇੱਥੇ ਜਿਹੜਾ ਇੱਕ ਹੋ ਗਿਆ ਸੱਚਖੰਡ ਚਲਾ ਜਾਂਦਾ ਉਹ ਨਿਰਾਕਾਰ ਹੈ ਨਿਰਾਕਾਰ ਦਾ ਵਾਸਾ ਸੱਚਖੰਡ 'ਚ ਹੁੰਦਾ ਹੈ ਸੱਚਖੰਡ ਵਸੇ ਇੱਕ ਹੁੰਦਾ ਜਿਹੜਾ ਸੱਚਖੰਡ 'ਚ ਵਸਦਾ ਹੈ ਜਿਹੜਾ ਦਾਲ ਹੁੰਦਾ ਉਹ ਅੱਧਾ ਇੱਥੇ ਵਸਦਾ ਇੱਕ ਪੈਰ ਸੱਚਖੰਡ ਖੜ ਹੁੰਦਾ ਇੱਕ ਪੈਰ ਇੱਥੇ ਹੁੰਦਾ ਮਨ ਕਰਕੇ ਇੱਥੇ ਹੁੰਦਾ ਮਨ ਕਰਕੇ ਮਾਇਆ 'ਚ ਹੈ ਸਰੀਰ ਕਰਕੇ ਸੱਚਖੰਡ 'ਚ ਹੈ ਇਹ ਕਿਵੇਂ ਕਹਤਾ ਇਹ ਕਿਵੇਂ ਪਤਾ ਲੱਗਿਆ ਇਹ ਪਤਾ ਲੱਗਾ ਰਬਦਾਸ ਦੀ ਉਤੋਂ ਤੋਂ ਨਰਪਤ ਇੱਕ ਸੁਹਾਸਣ ਸੋਇਆ ਸੁਪਨੇ ਪਿਆ ਭਿਖਾਰੀ ਬੈਠਾ ਤਾਂ ਸੱਚਖੰਡ ਜਿਹਾ ਕੁਰਸੀ ਤੇ ਸੁਪਨਾ ਆ ਕੇ ਸੰਸਾਰ ਚ ਆਇਆ ਹੋਇਆ ਮਨ ਸੰਸਾਰ ਚ ਆਇਆ ਹੋਇਆ ਸੁਪਨੇ ਚ ਮਨ ਕਦੇ ਚਲੇ ਜਾਂਦਾ ਜਾਂ ਜਾਗੂਗਾ ਸੱਚਖੰਡ ਜਾਂ ਜਿੰਨਾ ਚਿਰ ਸੁੱਤਾ ਸੁਪਨਾ ਸਰੀਰ ਕਰਕੇ ਸੱਚਖੰਡ ਜਾਂ ਹੁਣ ਵੀ ਕਵੀ ਦੱਸਿਆ ਉਹਨੇ ਜਿਹਨੇ ਦੇਖਿਆ ਨਾ ਦੱਸਿਆ ਉਹਨੇ ਜਿਹਨੇ ਦੇਖਿਆ ਰਵਿਦਾਸ ਨੇ ਦੇਖਿਆ ਤਾਂ ਦੱਸਿਆ ਜਦ ਇਹ ਜਾਗਦਾ ਸੱਚਖੰਡ 'ਚ ਹੁੰਦਾ ਹੈ ਤਾਂ ਸੁਖ ਨਹੀਂ ਹੈ ਗੱਲ ਜਾਗਣ ਦੀ ਹੈ ਸਿਰਫ ਜਾਗਣ ਦਾ ਨੋ ਹੀ ਗਿਆਨ ਅਵਸਥਾ ਬਾਣੀ ਜਗਾਉਂਦੀ ਹੈ ਹੋਰ ਕੁਝ ਨਹੀਂ ਕਰਦੀ ਇਹ ਤਾਂ ਹਣਿਆਲੇ ਤੀਰ ਮਾਰਦੀ ਹੈ ਰਾਮ ਭਗਤੀ ਅਣਿਆਲੇ ਤੀਰ ਇਹ ਰਾਮ ਭਗਤੀ ਹੈ ਇਹ ਅਣਿਆਲੇ ਤੀਰ ਦੇ ਤੀਰ ਦੇ ਮੂਹਰੇ ਜਿਹਦੇ ਲੋਹੇ ਦੀ ਬਰਛੀ ਲੱਗੀ ਹੋਵੇ ਅਣਿਆਲਾ ਤੀਰ ਕਹਿੰਦੇ ਨੇ ਉਹਨੂੰ ਤੀਰ ਕੱਲਾ ਵੀ ਤਾਂ ਹੁੰਦਾ ਬਿਰੋ ਬਰਛੀ ਤੇ ਵੀ ਤੀਰ ਹੋ ਸਕਦਾ ਪਰ ਉਹ ਉਹ ਜੀ ਨਹੀਂ ਚੋਟ ਮਾਰਦਾ ਜਾਂ ਜੀ ਉਹ ਮਾਰਦਾ ਉਹ ਤਕਲੀਫ ਜ਼ਿਆਦਾ ਦਿੰਦਾ ਉਹ ਬਿੰਨਦਾ ਹੈ ਤੀਰ ਇਹ ਤਾਂ ਬਿੰਨ ਦਿੰਦਾ ਕਬੀਰ ਸਤਗੁਰ ਸੂਰਮੇ ਬਾਣ ਜੋ ਵਾਹਿਆ ਇੱਕ ਕਾਦਾ ਬਾਣ ਮੂੰਹ ਤੋਂ ਗੱਲ ਕਹੀ ਸੀ ਇੱਕ ਬਾਣੀ ਦਾ ਬਾਣ ਵਾਇਆ ਸੀ ਮੈਂ ਬਿੰਨ ਕੇ ਲੈ ਗਿਆ ਉਹ ਲਾਗਦੀ ਭੋਇੰਗਰ ਪਰਿਆ ਪਰਿਆ ਕਰੇ ਜੇ ਸੇਖ ਭੋਏ ਕਿਤੇ ਗਿਰ ਪਿਆ ਐਤੋਂ ਇੱਥੇ ਗਿਰ ਪਿਆ ਤਿਰਕੁਟੀ ਛੱਡ ਕੇ ਥੱਲੇ ਉਹ ਤਿਰਕੁਟੀ ਛੱਡ ਕੇ ਇੱਥੇ ਡੇ ਪਿਆ ਜਿਵੇਂ ਬੇਲ ਪੱਕੇ ਦੇ ਮਾਰਦੇ ਡੜਾ ਥੱਲੇ ਆ ਜਾਂਦਾ ਉਹ ਕਹਿੰਦਾ ਇੱਥੇ ਕੀ ਕਰਦਾ ਇੱਥੇ ਆ ਜਾ ਬਸ ਛੱਡ ਕੇ ਆ ਗਿਆ ਉਹਰੇ ਜਾਂ ਥੱਲੇ ਡੇਗਦਾ ਹੀ ਮਰ ਗਿਆ ਕਬੀਰ ਜਿਹੜਾ ਕਹਿੰਦਾ ਮੁੰਡਿਆ ਕਿਉਂ ਨਾ ਮੋਇਓ ਉਹ ਇੱਥੇ ਕਿਵੇਂ ਮਰ ਜਾਏਗਾ ਇੱਥੇ ਆ ਕੇ ਮਰੇਗਾ ਜੋ ਮਨ ਫਲ ਪਾਕੇ ਭੋਇ ਗਿਰੈ ਬਹੁਤ ਨਾ ਲਾਗੇ ਡਾਰ ਫੇਰ ਤਰਕੁੜੀ ਕੀ ਕਰਨ ਜਾਊਗਾ ਪੱਕਾ ਸੀ ਗਿਰ ਗਿਆ ਕਬੀਰ ਵੀ ਪੱਕਾ ਸੀ ਪੱਕਾ ਸੀ ਗਿਰ ਗਿਆ ਮਾਇਆ ਤੋਂ ਤਾਂ ਦੁਖੀ ਹੋ ਸੀ ਉਹ ਪਹਿਲਾਂ ਹੀ ਪਰ ਛਡਾਵੇ ਕੌਣ ਤੀਰ ਕੌਣ ਮਾਰੇ ਲੱਗਦੇ ਹੀ ਪਹੁੰਚਰ ਪਰਿਆ ਪਰਿਆ ਕਰੇ ਜੇ ਜੇ ਓਹੋ ਐਸੇ ਗੱਲ ਦਾ ਨਹੀਂ ਸੀ ਕਹਿੰਦਾ ਪਤਾ ਛੇਕ ਤਾਂ ਪੈ ਗਿਆ ਨਾ ਐਡਾ ਬੀਜ ਕੇ ਲਿਖਿਆ ਹੋਇਆ ਸੀ ਉਹ ਜਿਹੜਾ ਮੈਂ ਨਾ ਮੇਰੇ ਵਰਗਾ ਗਿਆਨਵਾਨ ਨਹੀਂ ਉਹ ਛੇਕ ਪੈ ਗਿਆ ਵੀ ਤੇਰਾ ਤਾਂ ਸਾਰੇ ਹੀ ਬੇਕਾਰ ਚਲਾ ਗਿਆ ਛੇਕ ਉਹ ਪੈ ਗਿਆ ਜਿਹੜਾ ਹੰਕਾਰ ਸੀ ਨਾ ਮੈਂ ਬਹੁਤ ਗਿਆਨਵਾਨ ਉਹ ਸਾਰਾ ਹੀ ਛੇਕ ਕਰਤਾ ਸਾਰਾ ਹੀ ਉਹ ਤਾਂ ਹੀ ਛੇਕ ਕੀਤਾ ਹੋਇਆ ਉਹਦੇ ਵਿੱਚ ਨਾ ਆ ਗੁਰੂ ਗ੍ਰੰਥ ਸਾਹਿਬ ਤਾਂ ਹੀ ਨੇ ਛੇਕ ਕੀਤਾ ਹੋਇਆ ਉਹਦੇ ਉਹਦੇ ਛੇਕ ਕਰਤਾ ਰੱਦੀ ਕਰਤਾ ਉਹਨੂੰ ਵਿਆਹ ਦੇ ਕਾਬਲ ਨਹੀਂ ਹੈਗਾ ਉਹ ਆ ਨਵਾਂ ਨੇ ਹੁਣ ਫਿਰ ਨਵੀਂ ਬੋਲੀ ਬੋਲਿਆ ਉਹ ਸਾਰਾ ਲਿਖਿਆ ਮੇਰਾ ਐਵੇਂ ਗਿਆ ਛੇ ਕੀਤਾ ਕਹਿੰਦਾ ਸਗਲ ਚੱਲੂ ਸ਼ੁਰੂ ਪੂਰੀ ਗਵਾਇਆ ਛੇ ਕੇ ਬੋਲਦਾ ਹਾਂ ਓਹੋ ਮੇਰਾ ਸਾਰਾ ਜਨਮ ਹੀ ਵਿੱਚ ਲੱਗਿਆ ਮੈਂ ਤਾਂ ਸਮਝਦਾ ਸੀ ਮੈਂ ਬਹੁਤ ਬੜਾ ਗ੍ਰੰਥ ਲਿਖ ਦਿੱਤਾ ਲੋਕ ਮੈਨੂੰ ਯਾਦ ਕਰਨਗੇ ਹੁਣ ਤੇ ਤਾਂ ਸਾਰਾ ਜਨਮ ਹੀ ਬੇਕਾਰ ਚਲੇ ਗਿਆ ਮੈਂ ਤਾਂ ਬਹੁਤ ਕੁਝ ਗਲਤ ਲੈ ਗਿਆ ਇਹਦਾ ਤਾਂ ਗਲਤ ਅਸਰ ਪਊਗਾ ਲੋਕਾਂ ਨੂੰ ਮੈਂ ਤਾਂ ਕੋਈ ਚੰਗਾ ਕੰਮ ਨਹੀਂ ਕੀਤਾ ਜਿਨ੍ਹਾਂ ਨੇ ਮੈਨੂੰ ਉਲਟੇ ਰਸਤੇ ਪਾਇਆ ਤਾਂ ਮੈਂ ਵੀ ਉਲਟੇ ਰਸਤੇ ਪਾਉਣ ਵਾਲੇ ਹੋ ਗਿਆ ਜਦੋਂ ਕਹਿੰਦੇ ਗੁਰੂ ਗੋਬਿੰਦ ਦੋ ਖੜੇ ਗੋਬਿੰਦਰ ਗੁਰੂ ਨੂੰ ਦੋ ਆਦਮੀ ਬਣਾਉਂਦਾ ਹੈ ਕਾਕੇ ਲਾਗੂ ਪਾਏ ਬਲਿਹਾਰੀ ਗੁਰ ਆਪਣੇ ਗੋਬਿੰਦ ਦੀਆਂ ਬੁਲਾਏ ਉਹ ਗੋਬਿੰਦ ਨੂੰ ਜਿਹੜਾ ਗੁਰੂ ਆਦਿ ਵਿਅਕਤੀ ਆ ਗੋਬਿੰਦ ਨੂੰ ਬੜਾ ਬਣਾਤਾ ਹੋ ਗਿਆ ਨਾ ਵਿਅਕਤੀ ਪੂਜਾ ਕਹਿੰਦਾ ਜੇ ਗੁਰੂ ਔਰ ਗੋਬਿੰਦ ਦੋ ਇਕੱਠੇ ਆ ਜਾਣ ਸਵਾਲ ਇਹ ਕਲਪਨਾ ਕਰਦਾ ਦੇਖੋ ਕਲਪਨਾ ਮਨ ਦੀ ਕਲਪਨਾ ਚੱਲਦੀ ਕਬੀਰ ਉਹ ਤਾਂ ਕਵੀ ਉਡਾਰੀ ਮਾਰਦਾ ਨਾ ਆ ਅਵਸਥਾ ਹੁੰਦੀ ਹੈ ਜਿਹੜਿਆਂ ਦੀ ਗੱਲ ਮਸਕੀਨ ਕਰੀ ਜਾਂਦਾ ਕਵੀਆਂ ਦੀ ਆ ਦੌੜ ਹੁੰਦੀ ਹੈ ਇੱਥੇ ਤੱਕ ਉਹਨਾਂ ਦੀ ਗੁਰੂ ਗੋਬਿੰਦ ਦੋ ਖੜੇ ਗੋਬਿੰਦ ਵੀ ਖੜਾ ਗੁਰੂ ਵੀ ਖੜਾ ਦੋਏ ਆ ਗਏ ਮੇਰੇ ਸਾਹਮਣੇ ਗੁਰੂ ਲੈ ਗੋਬਿੰਦ ਨੂੰ ਲੈ ਵੀ ਮੇਰੇ ਪਾਸ ਨੂੰ ਦੇ ਦਰਸ਼ਨ ਸੋਚਦਾ ਵੀ ਮੈਂ ਪਹਿਲਾਂ ਕਿਹਦੇ ਪੈਰ ਛੂਆ ਜੇ ਗੋਬਿੰਦ ਦੇ ਪੈਰ ਛੂਏ ਪਹਿਲਾਂ ਗੁਰੂ ਗੁੱਸੇ ਹੋ ਜੂ ਬੁਲਾਇਆ ਮੈਂ ਰੋਜ਼ ਮੇਰੇ ਪਹਿਲਾਂ ਪੈਰੀ ਹੱਥ ਲਾਉਂਦਾ ਸੀ ਅੱਜ ਇਹਦੇ ਲਾਤੇ ਮੈਨੂੰ ਤਾਂ ਹੁਣੇ ਛੱਡ ਗਿਆ ਫਿਰ ਕਹਿੰਦਾ ਵੀ ਗੁਰੂ ਦੇ ਹੀ ਲਾ ਦਈਏ ਪੈਰੀ ਹੱਥ ਪਹਿਲਾਂ ਗੋਬਿੰਦ ਦੀ ਲਾਪਰਵਾਹੀ ਕਰ ਦਿੰਦੇ ਜੇ ਗੋਬਿੰਦ ਰੁੱਸ ਗਿਆ ਗੁਰੂ ਮਨਾ ਲੂ ਆਪੇ ਵੀ ਚੱਲ ਜੀ ਨਿਆਣਾ ਗਲਤੀ ਹੋ ਗਈ ਤੇ ਪਰ ਜੇ ਗੁਰੂ ਨੂੰ ਗਿਆ ਅਰ ਗੋਬਿੰਦ ਵੀ ਨੇ ਵੀ ਕਹਿਤਾ ਵੀ ਬੇਵਕੂਫਾ ਤਾਂ ਗੁਰੂ ਦੇ ਪਹਿਲਾਂ ਪੈਰੀ ਹੱਥ ਕੇ ਉਹਨੂੰ ਲਾਇਆ ਤਾਂ ਦੋਏ ਰੁੱਸ ਗਏ ਮੈਂ ਤਾਂ ਗਿਆ ਦਲੀਲ ਹੈ ਦੇਖੋ ਇਹ ਸਿਰਫ ਦਲੀਲ ਵਿਦਿਆ ਦੇ ਲੈਵਲ ਦੀ ਵਕੀਲਾ ਦੇ ਲੈਵਲ ਦੀ ਦਲੀਲ ਹੈ ਇਹ ਦਲੀਲ ਤੋਂ ਗਾਹਾਂ ਦੁਨੀਆ ਦੀ ਅਕਲ ਨਹੀਂ ਹੁੰਦੀ ਬਵੇਕ ਬੁੱਧੀ ਨਹੀਂ ਹੈ ਸੰਸਾਰੀ ਬੁੱਧੀ ਹੈ ਦਲੀਲ ਬਹੁਤ ਵੱਡੀ ਹੈ ਅੱਜ ਤੱਕ ਕਿਸੇ ਬੰਦੇ ਨੇ ਇਹ ਨਹੀਂ ਕਿਹਾ ਵੀ ਇਹ ਜਿਹੜਾ ਸ਼ਲੋਕ ਹੈ ਜਾਂ ਨੁਕਸ ਇਹ ਕੱਚੀ ਬਾਣੀ ਹੈ ਗੁਰੂ ਗੁਰਮਤਿ ਦੀ ਨਿਗਾਹ ਦੇ ਵਿੱਚ ਕੱਚੀ ਬਾਣੀ ਹੈ ਬੰਦੇ ਨੂੰ ਪਰਮੇਸ਼ਰ ਤੋਂ ਵੱਡਾ ਬਣਾਉਂਦਾ ਦਲੀਲ ਇਹ ਦੇਤੀ ਵੀ ਮੈਨੂੰ ਡਰ ਹੈ ਪਹਿਲੀ ਤਾਂ ਗੱਲ ਹੈ ਨਿਰਭੈ ਪਦ ਪ੍ਰਾਪਤ ਨਹੀਂ ਹੋਇਆ ਬਵੇਬੂਤੀ ਹੋਵੇ ਨਿਰਭੈ ਪਦ ਹੋਵੇ ਦੂਜੀ ਗੱਲ ਇਹ ਹੈ ਗੁਰੂ ਔਰ ਗੋਬਿੰਦ ਦੋ ਹੁੰਦੇ ਹੀ ਨਹੀਂ ਸੰਸਾਰ 'ਚ ਕੋਈ ਗੁਰੂ ਹੁੰਦਾ ਹੀ ਨਹੀਂ ਗੁਰੂ ਔਰ ਗੋਬਿੰਦ ਹੁੰਦਾ ਹੀ ਇੱਕ ਸੰਸਾਰ 'ਚ ਕੋਈ ਗੁਰੂ ਨਹੀਂ ਹੈ ਗੁਰੂ ਜਿਹੜਾ ਹੈ ਜਨਮ ਨਹੀਂ ਲੈਂਦਾ ਉਹ ਗੁਰੂ ਦਾ ਤਾਂ ਇੱਕ ਪਾਸੇ ਜਨਮ ਲੈਣਾ ਗੁਰਦੇਵ ਨਹੀਂ ਜਨਮ ਲੈਂਦਾ ਇੱਥੇ ਤਾਂ ਮਾਇਆ ਤੋਂ ਤਾਂ ਲਿਪਤ ਗੁਰਦੇਵ ਵੀ ਹੈ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸੁਆਮੀ ਪਰਮੇਸ਼ਰਾ ਜਿਹੜਾ ਗਿਆਨ ਦੇਣ ਵਾਲਾ ਸਾਡੇ ਅੰਦਰ ਬੈਠਾ ਹੈ ਉਹ ਮਾਇਆ ਤੋਂ ਲਿਪਤ ਹੈ ਉਹ ਸੱਚਖੰਡ 'ਚ ਬੈਠਾ ਜਿਹੜਾ ਮਾਇਆ 'ਚ ਖੇਡਦਾ ਉਹਨੂੰ ਮੈਸੇਜ ਉੱਥੋਂ ਆਉਂਦਾ ਉਹ ਮਨ ਨੂੰ ਆਪ ਸਮਝਾਉਂਦਾ ਉਹਦਾ ਮਨ ਹੈ ਜਿਹੜਾ ਅਸੀਂ ਕਹਿੰਦੇ ਮੇਰਾ ਮਨ ਉਹ ਬੋਲਣ ਵਾਲਾ ਕੌਣ ਹੈ ਮੇਰਾ ਕਹਿਣ ਵਾਲਾ ਉਹ ਆਪੇ ਹੈ ਮੇਰਾ ਮਨ ਲੋਚੇ ਗੁਰਦਰਸ਼ਨ ਤਾਂ ਹੀ ਕਿ ਮਨ ਬਦਲ ਗਿਆ ਪਹਿਲਾ ਮਨ ਲੋਚੇ ਬੁਰਾਈਆਂ ਕੋਈ ਮਨ ਜਾਂ ਵੀ ਲੋਚਦਾ ਉਹੀ ਮਨ ਬਦਲ ਕੇ ਗੁਰਦਰਸ਼ਨ ਤਾਂ ਹੀ ਲੋਚਦਾ ਮਨ ਨੇ ਬਦਲਣਾ ਸਰ ਬਦਲਾਉ ਮਨ ਚਾਉਣਾ ਮਨ ਚ ਬਦਲਾਉਣਾ ਗਿਆਨ ਨਾਲ ਸਮਝ ਨਾਲ ਗੁਰੂ ਗੋਬਿੰਦ ਦੋ ਖੜੇ ਕਾਕੇ ਲਾਗੂ ਪਾਏ ਫਿਰ ਜਦੋਂ ਪੂਰੀ ਬੁੱਧ ਹੋਈ ਫਿਰ ਪਤਾ ਲੱਗਿਆ ਮੇਰਾ ਵੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਦ ਮੁਖ ਦੇਵੈ ਘਟੈ ਜਮ ਕੇ ਨਾ ਉਹ ਤਾਂ ਇੱਕੋ ਹੀ ਹੈ ਦੋ ਕਿਵੇਂ ਹੋ ਗਏ ਜਨੂ ਲੈਣ ਵਾਲਾ ਗੁਰੂ ਨਹੀਂ ਹੁੰਦਾ ਪਰ ਜਿਹੜੇ ਨਕਲੀ ਗੁਰੂ ਸੀ ਬਾਹਰੋਂ ਸੰਤ ਕਹਾਵੇ ਉਹਨਾਂ ਨੇ ਗੁਰੂ ਪ੍ਰੋਜੈਕਟ ਕੀਤਾ ਸੀ ਵੀ ਆਦਮੀ ਵੀ ਹੁੰਦਾ ਹੈ ਇਹ ਗੱਲ ਰੱਦ ਕੀਤੀ ਭਗਤਾਂ ਨੇ ਵੀ ਰੱਦ ਕੀਤੀ ਗੁਰੂ ਨਾਨਕ ਨੇ ਤਾਂ ਬਹੁਤ ਹੀ ਸਟ੍ਰਿਕਟ ਤਰੀਕੇ ਨਾਲ ਰੱਦ ਕੀਤੀ ਸਵਾਲ ਕਰਤਾ ਸਿੱਧਾ ਨੇ ਕੌਣ ਗੁਰੂ ਕਿਸ ਕਾ ਤੂੰ ਚੇਲਾ ਕਦੇ ਸ਼ਬਦ ਗੁਰੂ ਸੁਰਤ ਤੁਨ ਚੇਲਾ ਨਾ ਸਰੀਰ ਗੁਰੂ ਦਾ ਨਾ ਸਰੀਰ ਚੇਲੇ ਦਾ ਦੋਹਾਂ ਦੇ ਸਰੀਰ ਗਏ ਉਹਦੀ ਸੁਰਤ ਹੈ ਉਹਦਾ ਸ਼ਬਦ ਹੈ ਸੁਰਤ ਵਿੱਚ ਸਰੀਰ ਦਾ ਕੀ ਸੰਬੰਧ ਹੋਈ ਸਰੀਰ ਸੱਚਖੰਡ ਦਾ ਸੁਰਤ ਇੱਥੇ ਹੈ ਆਦਾ ਸੁਰਤ ਨੇ ਕਪੜਾ ਪਾਇਆ ਹੈ ਸਰੀਰ ਇਹ ਸਰੀਰ ਨਹੀਂ ਹੈ ਕਪੜਾ ਹੈ ਵਿਦੇਹੀ ਹੈ ਇਹ ਕਪੜੇ ਨੂੰ ਸਰੀਰ ਕਹੀ ਜਾਂਦੇ ਆ ਅਸੀਂ ਬੋਲੀ ਨਵੀਂ ਘੜ ਲਈ ਤੇ ਕਪੜਾ ਕਹੀ ਵੀ ਜਾਂਦੇ ਚੋਲਾ ਚੋਲਾ ਬਦਲੀ ਕਰੇ ਇਹ ਦਾਸਾਂ ਵੀ ਚੋਲਾ ਕਹਿੰਦੇ ਚੋਲੇ ਨੂੰ ਸਰੀਰ ਕਿਵੇਂ ਕਹਿੰਦੇ ਹੋ ਤੁਸੀਂ ਇਹ ਠੀਕ ਹੈ ਜੇ ਬਾਹਾਂ ਨੇ ਸਰੀਰ ਦੀਆਂ ਤੇ ਚੋਲੇ ਦੀਆਂ ਵੀ ਬਾਹਾਂ ਬਣਨਗੀਆਂ ਕਿ ਬਾਹਾਂ ਦੇ ਵੀ ਤਾਂ ਉਹ ਹੀ ਹੋਊਗਾ ਨਕਸ਼ਾ ਉਹ ਸਰੀਰ ਦਾ ਹੀ ਬਣੂਗਾ ਉਹਦਾ ਚੋਲੇ ਦਾ ਚੋਲਾ ਚੋਲਾ ਹੋਇਆ ਨਾ ਹਾਰਡ ਮਾਸ ਨਾੜੀ ਕੋ ਪਿੰਜਰ ਹੈ ਤੁਸੀਂ ਇਹਨੂੰ ਸਰੀਰ ਕਹ ਲੋ ਫਿਰ ਪਿੰਜਰ ਵਿੱਚ ਪੰਛੀ ਵਸੇ ਜਦ ਪੰਛੀ ਪੰਛੀ ਦਾ ਸਰੀਰ ਨਹੀਂ ਹੁੰਦਾ ਬਿਨਾਂ ਸਰੀਰ ਤਾਂ ਹੁੰਦਾ ਪੰਛੀ ਤੇ ਪੰਛੀ ਦਾ ਵੱਖਰਾ ਸਰੀਰ ਹੈ ਪਿੰਜਰਾ ਵੱਖਰਾ ਹੈ ਸਭ ਕੁਝ ਕਿਹਾ ਹੋਇਆ ਸੀ ਦੱਸਿਆ ਹੈ ਸਭ ਕੁਝ ਹੈ ਗੱਲ ਸਿਰਫ ਧਿਆਨ ਦੀ ਸੀ ਅਸੀਂ ਉਸ ਧਿਆਨ ਨਾਲ ਗੁਰਬਾਣੀ ਨੂੰ ਨਹੀਂ ਵਿਚਾਰਿਆ ਸੁੱਤੇ ਪਏ ਪੜ ਗਏ ਸਹਿਜ ਬਲੋਗੋ ਜੈਸੇ ਤਾਤਨ ਹੋ ਜਾਏ ਸਹਿਜੇ ਬਲੋਗੋ ਜੈਸੇ ਤਾਤਨ ਹੋ ਜਾਏ ਸੁੱਤੇ ਪਿਆ ਨੇ ਇਹਨੂੰ ਵਿਚਾਰਿਆ ਤਤ ਰਿਹਾ ਹੀ ਨਹੀਂ ਵਿੱਚ ਤਤ ਖਤਮ ਜੋ ਗੱਲ ਕਹੀ ਸੀ ਉਹ ਨਹੀਂ ਸਮਝ ਸਕੇ ਸਮਝ ਤਾਂ ਨਹੀਂ ਸਕੇ ਕਿ ਸੁੱਤੇ ਪਏ ਅਸੀਂ ਆਪਣੀ ਭਾਸ਼ਾ ਨੂੰ ਇਸ ਭਾਸ਼ਾ ਤੇ ਆਪਣੀ ਭਾਸ਼ਾ ਨੂੰ ਲੱਦ ਦਿੱਤਾ ਇਹ ਅਖਰੀ ਅਰਥ ਕਰ ਲਿਆ ਇਹਨਾਂ ਨੂੰ ਆਪਣੀ ਬੋਲੀ ਅਨੁਸਾਰ ਫਿਰ ਕੀ ਅਛਾਜ ਪੀਏ ਸੰਸਾਰ ਸਾਡੇ ਕੋ ਛਾਛ ਰਹਿ ਗਈ ਤਤ ਨਹੀਂ ਰਿਹਾ ਉਹ ਪੀ ਜਾਂਦੇ ਅਸੀਂ ਛਾਛੇ ਪੀਤੀ ਐ ਸਿੱਖਾਂ ਨੇ ਛਾਛੇ ਪੀ ਰਹੇ ਨੇ ਸਿੱਖ ਤੇ ਭਈ ਛਾਛ ਦਾ ਅਸਰ ਹੈਗਾ ਸਾਡੇ ਤੇ ਬਛਾਛ ਦਾ ਹੀ ਅਸਰ ਹੈ ਜਿਹੜਾ ਅਸੀਂ ਦੂ ਦੂ ਦੂ ਕਰਕੇ ਚੜ ਜਾਂਦੇ ਲੱਸੀ ਪੀਣ ਵਾਲੇ ਤੇ ਅਕਲ ਨਹੀਂ ਹੁੰਦੀ ਲੱਸੀ ਪੀਣ ਵਾਲੇ ਬੁੱਧਹੀਨ ਹੁੰਦੇ ਨੇ ਇਹ ਅੱਗੇ ਵੀ ਬੰਦੇ ਨੇ ਪਹਿਲਾਂ ਵੀ ਬੰਦੇ ਨੇ ਮੱਖਣ ਖਾਣ ਨਾਲ ਜਕਲ ਹੁੰਦੀ ਮੱਖਣ ਦਿਮਾਗ ਨੂੰ ਤਾਕਤ ਦਿੰਦਾ ਲੱਸੀ ਪੀ ਕੇ ਤਾਂ ਨੀਂਦ ਆਈ ਜਾਂਦੀ ਹੈ ਸਾਰੇ ਮੰਦਰ ਲੱਸੀ ਅਗੇ ਸਾਂਝੇ ਨੂੰ ਦੇ ਦਿੰਦੇ ਸੀ ਮੱਖਣ ਆਪ ਖਾ ਲੈਂਦੇ ਸੀ ਸਾਂਝਿਆਂ ਤਾਂ ਕਹਿ ਕੇ ਕੰਮ ਕਰਾਉਣਾ ਨਾ ਹਾਂਜੀ ਇਸ ਕਰਕੇ ਗਿਆਨ ਦਾ ਬੁੱਧੀ ਦਾ ਮੇਨ ਰੋਲ ਹੈ ਕਿਸੇ ਧਰਮ ਦੇ ਪ੍ਰਚਾਰ ਵਾਸਤੇ ਪਰ ਉਹ ਗਿਆਨ ਸੰਸਾਰ ਦੇ ਵਿੱਚ ਨਹੀਂ ਹੁੰਦਾ ਹਰ ਵਕਤ ਨਹੀਂ ਰਹਿੰਦਾ ਇਸ ਕਰਕੇ ਜਦੋਂ ਵੀ ਇਹ ਗਿਆਨ ਪ੍ਰਗਟ ਹੁੰਦਾ ਹੈ ਕਬੀਰ ਤੇ ਬਾਅਦ ਗੁਰੂ ਨਾਨਕ ਨੇ ਪ੍ਰਗਟ ਕੀਤਾ ਇਹ ਗਿਆਨ ਇਹਦਾ ਸਬੂਤ ਸਾਨੂੰ ਦਸਮ ਗ੍ਰੰਥ ਦੀ ਉਸ ਪਹਿਲੀ ਪੌੜੀ ਚੋਂ ਮਿਲਦਾ ਹੈ ਚੱਡੀ ਦੀ ਵਾਰ ਦੀ ਚੋਂ ਇਹ ਗੱਲ ਮਸ਼ਹੂਰ ਹੈ ਕਿ ਗੁਰੂ ਨਾਨਕ ਨੇ ਚੱਡੀ ਪ੍ਰਗਟ ਕੀਤੀ ਉਹਨਾਂ ਨੇ ਸਾਰੀ ਕਥਾ ਹੀ ਹੋਰ ਲਿਖ ਲਈ ਗੁਰੂ ਨਾਨਕ ਵੀ ਕਹਿੰਦਾ ਦਸਮ ਪਾਸ਼ਾ ਵੀ ਕਹਿੰਦਾ ਕੀਤੀ ਪਰ ਚੰਡੀ ਕੀ ਹੈ ਉਹ ਵਿਵੇਕ ਬੁੱਧੀ ਪ੍ਰਗਟ ਕੀਤੀ ਸੰਸਾਰ ਵਿਵੇਕ ਬੁੱਧੀ ਨਹੀਂ ਸੀ ਰਹੀ ਉਸ ਵੇਲੇ ਭਗਤਾਂ ਤੋਂ ਬਾਅਦ ਭਗਤਾਂ ਕੋਲ ਸੀ ਬਾਕੀ ਪ੍ਰਗਟ ਨਹੀਂ ਸੀ ਕਿਸੇ ਦੇ ਵਿੱਚ ਵਿਵੇਕ ਬੁੱਧੀ ਤੋਂ ਬਿਨਾ ਪ੍ਰਚਾਰ ਨਹੀਂ ਹੋ ਸਕਦਾ ਹੈ ਸੱਚ ਦਾ ਕਿਉਂਕਿ ਵਿਵੇਕ ਬੁੱਧੀ ਦੀ ਇਹ ਲਿਖਤ ਹੈ ਵਿਵੇਕ ਬੁੱਧੀ ਹੀ ਇਹਨੂੰ ਸਮਝੂਗੀ ਭਗਤਾਂ ਦੀ ਬਾਣੀ ਨੂੰ ਅਰਥਾਇਆ ਨਾਨਕ ਨੇ ਨਾਨਕ ਕੋ ਉਹੀ ਬੁੱਧੀ ਸੀ ਉਹ ਸਟੈਂਡਰਡ ਦੀ ਗੱਲ ਉਸ ਬੁੱਧੀ ਵਾਲਾ ਹੀ ਕਰ ਸਕਦਾ ਉਸ ਨੂੰ ਅਰਥਾਉਣਾ ਬਿਰਲਾ ਕੋ ਅਰਥਾਵੇ ਅਰਥਾਵੇ ਲਿਖਿਆ ਤੇ ਇਹ ਇਸੇ ਤਰੀਕੇ ਨਾਲ ਅਰਥਾਈ ਜਾ ਸਕਦੀ ਹੈ ਜਿਵੇਂ ਉਹਨਾਂ ਨੇ ਬਾਣੀ ਅਰਥਾਈ ਹੈ ਬਾਣੀ ਜਿਹੜਾ ਅਸੀਂ ਟੀਕਾ ਕਰਦੇ ਉੱਥੇ ਜ਼ਿਆਦਾ ਗੜਬੜ ਹੋ ਜੂਗੀ ਟੀਕੇ ਗੁਰੂ ਵੀ ਕਰ ਦਿੰਦੇ ਉਹ ਜ਼ਿਆਦਾ ਗੜਬੜ ਹੋ ਜੂਗੀ ਜੋ ਟੀਕੇ ਲਿਖਾਂਗੇ ਇੰਨੀ ਸ਼ਾਰਟ ਦੇ ਵਿੱਚ ਇਹ ਅਰਥ ਹੁੰਦੇ ਹੁੰਦੇ ਨੇ ਇਹਦੇ ਬ੍ਰਹਮ ਗਿਆਨ ਦੇ ਜਿਸ ਤਰੀਕੇ ਨਾਲ ਕਰੇ ਹੋਏ ਨੇ ਜਾਂ ਫਿਰ ਐ ਹੁੰਦਾ ਹੁੰਦਾ ਸਿੱਧਾ ਸਮਝ ਕੇ ਗੱਲ ਸਮਝਾ ਦੇਣੀ ਗੱਲ ਸਮਝ ਕੇ ਸਮਝਾ ਦੇਣੀ ਉਹਦਾ ਵਿਸਤਾਰ ਜ਼ਿਆਦਾ ਨਹੀਂ ਹੋਣਾ ਇਹਦਾ ਜਿੰਨਾ ਜ਼ਿਆਦਾ ਵਿਸਤਾਰ ਹੋ ਉਹਨਾਂ ਮੁਸ਼ਕਲ ਹੋ ਜੂਗਾ ਕੰਮ ਕਹਿੰਦੇ ਪ੍ਰਥਮ ਭਗਉਤੀ ਸਿਮਰ ਕਾ ਸਭ ਤੋਂ ਪਹਿਲਾਂ ਮੈਂ ਆਰਾਧਨਾ ਕਰਦਾ ਸਿਮਰਨ ਕਰਦਾ ਆ ਸ਼ਕਤੀ ਦਾ ਜਦੋਂ ਉਹਦੀ ਉਹ ਗੱਲ ਲਿਖਣ ਲੱਗੇ ਨੇ ਉਹਦਾ ਫੰਕਸ਼ਨ ਲਿਖਣ ਲੱਗੇ ਨੇ ਵਿਵੇਕ ਬੁੱਧੀ ਜਾਂ ਪ੍ਰਗਟ ਹੁੰਦੀ ਹੈ ਕੀ ਕਰਦੀ ਹੈ ਚੰਡੀ ਦੀ ਵਾਰ ਦਾ ਵਿਸ਼ਾ ਇਹ ਹੈ ਜਦੋਂ ਕਿਸੇ ਵਿਅਕਤੀ ਵਿੱਚ ਵਿਵੇਕ ਬੁੱਧੀ ਪੈਦਾ ਹੁੰਦੀ ਹੈ ਜਦੋਂ ਉਹਦੇ ਅੰਦਰ ਰਾਮ ਰਮਤ ਮਤ ਪ੍ਰਗਟੀ ਆਏ ਜਦੋਂ ਉਹਦੇ ਅੰਦਰ ਰਾਮ ਦੇ ਰਮਤ ਹੁੰਦਾ ਹੋਇਆ ਰਮਦਾ ਹੋਇਆ ਅੰਤਰਾਤਮਾ ਦੇ ਨਾਲ ਸਮਾਉਂਦਾ ਹੋਇਆ ਜਦੋਂ ਪੂਰਾ ਮਨ ਸਮਾ ਜਾਂਦਾ ਹੈ ਜਦ ਵਿਵੇਕ ਬੁੱਧ ਪੈਦਾ ਹੁੰਦੀ ਹੈ ਰਾਮ ਰਮਤ ਮਤ ਪ੍ਰਗਟੀ ਆਹੇ ਜਦ ਪ੍ਰਗਟ ਹੁੰਦੀ ਹੈ ਬੁੱਧੀ ਮਤ ਪ੍ਰਗਟ ਹੁੰਦੀ ਹੈ ਫਿਰ ਉਹ ਕਰਦੀ ਕੀ ਹੈ ਇਹ ਸਭ ਚੰਡੀ ਦੀ ਬਾਤ ਦੇ ਵਿੱਚ ਉਹਦਾ ਵਰਤਾ ਹੁੰਦਾ ਸਾਰੇ ਔਗਣ ਪਹਿਲਾਂ ਦਬੇ ਹੋਏ ਹੁੰਦੇ ਨੇ ਨਾਸ ਨਹੀਂ ਹੋਏ ਹੁੰਦਾ ਕਿਸੇ ਦਾ ਭਰਮ ਫਿੱਕਾ ਪਿਆ ਹੁੰਦਾ ਨਾਸ ਨਹੀਂ ਹੋਇਆ ਹੁੰਦਾ ਜਿਵੇਂ ਪੌ ਫਟਣ ਤੇ ਸੂਰਜ ਨਿਕਲਣ ਤੇ ਪਹਿਲਾਂ ਰਾਤ ਤਾਂ ਨਹੀਂ ਹੁੰਦੀ ਪਰ ਚਾਨਣ ਵੀ ਨਹੀਂ ਪੂਰਾ ਹੁੰਦਾ ਇਹਦੇ ਪ੍ਰਗਟ ਹੋਣ ਦਾ ਮਤਲਬ ਹੈ ਸੂਰਜ ਦਾ ਪ੍ਰਗਟ ਹੋ ਜਾਣਾ ਸੂਰਜ ਚੜਿਆ ਹੁਣ ਕਉ ਕਬੀਰ ਮਨ ਪਿਆ ਪ੍ਰਗਾਸਾ ਉਹਦੇ ਭਾਨ ਜਬ ਚੀਨਾ ਚੀਨਾ ਲਫ਼ਜ਼ ਹੈ ਖੋਜਿਆ ਹੋਇਆ ਲਫ਼ਜ਼ ਹੈ ਖੋਜਿਆ ਖੋਜਿਆ ਚੀਨਾ ਦਾ ਮਤਲਬ ਖੋਜਣਾ ਹੁੰਦਾ ਸੂਰਜ ਚੜਿਆ ਆਇਆ ਕਹਿ ਲੋ ਗੁਰ ਗਿਆਨ ਘਟ ਬਲਿਆ ਕਹਿ ਲੋ ਇਹਨੂੰ ਗੁਰੂ ਗਿਆਨ ਘਟ ਪੜਿਆ ਵੀ ਕਿਹਾ ਹੋਇਆ ਹੈ ਚਾਹੇ ਗਿਆਨ ਪ੍ਰਚੰਡ ਕਹਿ ਲੋ ਗਿਆਨ ਖੰਡ ਵਿੱਚ ਗਿਆਨ ਪ੍ਰਚੰਡ ਚਾਹੇ ਚੰਡੀ ਪ੍ਰਗਟ ਕਹਿ ਲੋ ਬਬੇ ਬੁੱਧੀ ਪ੍ਰਗਟ ਹੋ ਵਿਵੇਕ ਵੀ ਕਹਿ ਸਕਦੇ ਆ ਬਬੇ ਬੁੱਧੀ ਵੀ ਕਹਿ ਸਕਦੇ ਆ ਗਿਆਨ ਹੈ ਵਿਵੇਕ ਹੈ ਵਿਵੇਕ ਕੀ ਹੈ ਬਬੇਕ ਹੈ ਛੇੜ ਸਿੰਘ ਬੁੱਕੇ ਜਿਹੜੇ ਛੇਰ ਹੈ ਥੱਲੇ ਸਿੰਘ ਸ਼ਰਣ ਕੱਟ ਜਾਈਏ ਜੇ ਜੰਮੂ ਗ੍ਰਸ ਵਿਵੇਕ ਦੀ ਸ਼ਰਣ ਕਿਉਂ ਜਾਈਏ ਜੇ ਉੱਥੇ ਵੀ ਛੋਟੇ ਮੁੰਡੇ ਕੇ ਅੰਦਰ ਡਰ ਹੋਇਆ ਉੱਥੇ ਵੀ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਦਾ ਡਰ ਹੋਇਆ ਉੱਥੇ ਵੀ ਦੇਵੀ ਦੇਵਤਾ ਦਾ ਡਰ ਹੋਇਆ ਡਰਾਉਂਦੇ ਨੇ ਨਾ ਸਾਰੇ ਬਾਕੀ ਬਾਕੀ ਸਾਰੇ ਮੱਤਾਂ ਡਰਾਉਂਦੀਆਂ ਨੇ ਤੁਹਾਨੂੰ ਡਰਾ ਕੇ ਨਾਲ ਜੋੜਦੀਆਂ ਨੇ ਦੋਵੇਂ ਪਾਸ਼ਾ ਕਹਿੰਦੇ ਡਰ ਕਾਹੂ ਕੋ ਦੇਤ ਨੇ ਪੈ ਕਾਹੂ ਕੋ ਦੇਤ ਨੈ ਨੈ ਪੈ ਮਾਨਤ ਆਨ ਅਸੀਂ ਪੈ ਪੈਦਾ ਨਹੀਂ ਕਰਦੇ ਨਾ ਕਿਸੇ ਦੀ ਪੈ ਮੰਨਦੇ ਆ ਗੁਰਬਾਣੀ ਤਾਂ ਨਿਰਪੈ ਕਰਦੀ ਹੈ ਤੁਹਾਨੂੰ ਪੈ ਕਾਹੂ ਕੋ ਦੇਤ ਨੈ ਪੈ ਨਹੀਂ ਦਿੰਦੇ ਡਰਾਉਂਦੀ ਨਹੀਂ ਹੈ ਬਾਣੀ ਨੇ ਡਰ ਕਰਦੀ ਹੈ ਪੈ ਰਹਿਤ ਕਰਦੀ ਹੈ ਅਪੈ ਪਦ ਪੈਦਾ ਹੁੰਦਾ ਹੈ ਅਪੈ ਪਦ ਦੀ ਪ੍ਰਾਪਤੀ ਹੁੰਦੀ ਹੈ ਤੇ ਬਾਕੀ ਸਾਰੀਆਂ ਬੱਤਾਂ ਪੈ ਪੈਦਾ ਕਰਦੀਆਂ ਨਰਕ ਦਾ ਡਰ ਪੈਦਾ ਕਰਦੀਆਂ ਨੇ ਪੁੰਨ ਪਾਪ ਦਾ ਡਰ ਪੈਦਾ ਕਰਦੀਆਂ ਨੇ ਦਾਨ ਕਰੋ ਪਾਪ ਕਰਕੇ ਪੁੰਨ ਕਰੋ ਪੈ ਇੱਥੇ ਪੈ ਗਈ ਤੇ ਜਦ ਸਿੰਘ ਸ਼ਰਨ ਚਲਿਆ ਗਿਆ ਵਿਵੇਕ ਦੀ ਸ਼ਰਨ ਚਲਿਆ ਗਿਆ ਤੇ ਬੁੱਧੀ ਦੇ ਵਿੱਚ ਪੈ ਕਿਥੋਂ ਆਊਗਾ ਵਿਵੇਕ ਬੁੱਧੀ ਹੈ ਵਿਵੇਕ ਬੁੱਧੀ ਹੀ ਕਹਿ ਸਕਦੀ ਹੈ ਕਿਤੇ ਕ੍ਰਿਸ਼ਨ ਸੇ ਕੀਟ ਕੋਟੇ ਬੁਲਾਏ ਕੀਟ ਕ੍ਰਿਸ਼ਨ ਨੂੰ ਕੀੜਾ ਕਹਿ ਕਿਤੇ ਭਗਵਾਨ ਕਿਤੇ ਕੀੜਾ ਹੁਣ ਗਦੂ ਹੈ ਹੈ ਬੁੱਧ ਕੇ ਗੱਲ ਕਰਦੀ ਉਹ ਤਾਂ ਕੰਬਣ ਲੱਗ ਜਾਂਦਾ ਕ੍ਰਿਸ਼ਨ ਦੀ ਫੋਟੋ ਦੇਖ ਕੇ ਕਹਿੰਦਾ ਕਿਤੇ ਕ੍ਰਿਸ਼ਨ ਸੇ ਕੀਟ ਕੋਟੇ ਕਰੋੜਾਂ ਕੋਟੇ ਬਣਾਏ ਕਿਤੇ ਰਾਮ ਸੇ ਮੇਟ ਢਾਰੇ ਉਪਾਏ ਕਿਰਿਆ ਕਾਲ ਜੂ ਕੀ ਕਿਰੂ ਨਾ ਪਛਾਣੀ ਘੜਿਓ ਪੇ ਬਹੀਆ ਘੜਿਓ ਪੇ ਬਹਾਨੀ ਜਿਤੇ ਰਾਮ ਸੇ ਕ੍ਰਿਸ਼ਨ ਸੇ ਹੋਤ ਆਏ ਤਿਨੇ ਕਾਲ ਖਾਪਿਓ ਨ ਤੇਲ ਕਾਲ ਘਾਏ ਜਿਤੇ ਰਾਮ ਸੇ ਕ੍ਰਿਸ਼ਨ ਦੇ ਹੁੰਦੇ ਆ ਸਾਰੇ ਕਾਲ ਨੇ ਕੱਟ ਕੇ ਉਹ ਮਾਰੇ ਖਪਾਤ ਲੱਤੇ ਕਾਲ ਕਾਏ ਕਾਲ ਨੂੰ ਇੱਕ ਘੌਬ ਨਹੀਂ ਲਾ ਸਕਿਆ ਕੋਈ ਕੌਣ ਕਹੂਗਾ ਇਹ ਗੱਲ ਕਹਿ ਦੂ ਪੜਨ ਤਾਂ ਕਹਿ ਦੂ ਇਹ ਗੱਲ 10 ਮਰਾਂ 'ਚ ਲਿਖੀ ਹੋਈ ਹੈ ਪੜਨ ਦੇਖ ਕੇ ਕੰਮ ਲੱਗ ਜਾਂਦਾ ਫੋਟੋ ਨੂੰ ਇਹ ਪੰਡਤ ਦੇ ਕਹਿਣ ਵਾਲੀਆਂ ਗੱਲਾਂ ਨੇ ਜਿਤੇ ਔਲੀਆ ਅੰਬੀਆ ਗਵਾਂਝ ਹੋਏ ਹਨ ਦੇਖੋ ਜਿਤੇ ਔਲੀਆ ਔਲੀਆ ਮੁਸਲਮਾਨਾਂ ਦੇ ਨੇ ਅੰਬੀਆ ਗੌਂਸ ਹੋਏ ਹਨ ਸਵਾ ਕਾਲ ਕੇ ਅੰਤ ਦਾੜਾ ਤਲੇ ਹੈ ਸਭ ਕਾਲ ਆਪਣੀਆਂ ਜਾੜਾਂ ਨਾਲ ਚੱਬ ਗਿਆ ਕੌਣ ਕਹਿੰਦਾ ਇਹ ਜਦੋਂ ਇਹ ਬਾਣੀ ਪੜ੍ਹੀ ਸੀ ਉਦੋਂ ਹੀ ਭੈ ਦੂਰ ਹੋ ਗਿਆ ਸੀ ਇਹ ਬਾਣੀ ਪੜੇ ਬਿਨਾ ਪੈ ਦੂਰ ਹੋ ਹੀ ਨਹੀਂ ਸਕਦਾ ਸਿੱਖ ਤਾਂ ਡਰਦੇ ਫਿਰਦੇ ਨੇ ਅਸੀਂ ਇਦਾਂ ਦੇ ਤਾਂ ਹੀ ਮੱਥੇ ਟੇਕਦੇ ਨੇ ਤਾਂ ਹੀ ਕਬਰਾਂ ਤੇ ਜਾਂਦੇ ਨੇ ਉਹ ਬਾਣੀ ਉਹ ਪੜ੍ਹਨੇ ਨਹੀਂ ਦਿੱਤੀ ਜਿਹੜੀ ਨਿਰਭੈ ਕਰਦੀ ਹੈ ਤੁਹਾਨੂੰ ਕਿਸੇ ਦੇਵੀ ਦੇਵਤਾ ਦਾ ਡਰ ਰਹੀ ਨਹੀਂ ਜਾਂਦਾ ਬੜੀ ਬਸਾਣੀ ਦਾ ਡਰ ਰਹੀ ਨਹੀਂ ਜਾਂਦਾ ਡਰ ਦਾ ਦਸੁੰਦੀ ਬਾਣੀ ਨਿਰਭੈ ਕਰ ਸਕਦੀ ਹੈ ਇਹ ਬਾਣੀ ਨਿਰਭੈ ਨਹੀਂ ਕਰਦੀ ਇਹਦੇ ਖਾਤਰ ਬੁੱਧੀ ਬਹੁਤ ਚਾਹੀਦੀ ਹੈ ਇਹਦੇ ਖਾਤਰ ਹੋਰ ਅਕਲ ਚਾਹੀਦੀ ਹੈ ਉਹ ਪਹਿਲਾਂ ਨਿਰਪੈ ਹੋ ਕੇ ਉਹਨੂੰ ਫੇਰ ਫੜੇ ਇਹ ਤਾਂ ਨਿਰਪੈ ਕਰਨ ਵਾਲਾ ਕੋਈ ਆਦਮੀ ਹੋਵੇ ਨਾਲ ਖੜਾ ਪਹਿਲਾਂ ਜਿਹਦਾ ਸਾਡੇ ਕੋਲ ਥੇ ਨਿਰਪੈ ਨਾਲ ਦੇਖੋ ਨਾ ਬੱਚਾ ਜਦੇ ਜਾਂਦਾ ਇਹਦਾ ਸਿਆਣਾ ਨਾਲ ਹੋਵੇ ਨੇਰੇ ਤਾਂ ਨਹੀਂ ਡਰਦਾ ਜੰਗਲ ਜੀ ਨਹੀਂ ਡਰਦਾ ਕੱਲਾ ਬੱਚਾ ਕਿਵੇਂ ਚਲੇ ਜਾਊ ਕੱਲਾ ਨਹੀਂ ਨਿਰਪੈ ਹੋ ਸਕਦਾ ਮਨ ਗੁਰ ਆਦੀ ਬਾਣੀ ਪੜ ਕੇ ਸਭ ਭੈ ਹੈ ਭੈ ਦੇ ਡਰਦੇ ਹੀ ਅਰਦਾਸਾਂ ਕਰਾਉਂਦੇ ਨੇ ਰੋਜ਼ ਭੈ ਦੇ ਡਰਦੇ ਹੀ ਖੰਡ ਪਾਠ ਕਰਾਉਂਦੇ ਨੇ ਹੋਰ ਖੰਡ ਪਾਠ ਕਾਦੇ ਨੇ ਜੇ ਪਾਣਾ ਮਨੋਂ ਖੰਡ ਪਾਠ ਦੀ ਲੋੜ ਕੀ ਹੈ ਜੇ ਭੈ ਹੈ ਤਾਂ ਦਾਨ ਪੁੰਨ ਕਰਦੇ ਨੇ ਲੋੜ ਕੀ ਹੈ ਕਿਸੇ ਚੀਜ਼ ਦੀ ਕੋਈ ਲੋੜ ਨਹੀਂ ਜੇ ਨਿਰਭੈ ਨਿਰਭੈ ਹੈ ਹੀ ਨਹੀਂ ਕੋਈ ਨਿਰਭੈ ਹੋਣਾ ਬਹੁਤ ਵੱਡੀ ਗੱਲ ਹੈ ਨਿਰਭੈ ਹੋਏ ਤਾਂ ਹੀ ਨਾਨਕ ਨੂੰ ਕਹਿ ਸਕਦਾ ਨਾਨਕ ਗੁਰੂ ਨਹੀਂ ਹੈ ਜੋ ਨਾਨਕ ਨੇ ਗੱਲ ਕਹੀ ਹੈ ਤਾਂ ਤੁਸੀਂ ਕਹਿ ਸਕਦੇ ਹੋ ਜੇ ਨਾਨਕ ਜਿੰਨੇ ਨਿਰਭੈ ਤੁਸੀਂ ਹੋਗੇ ਇੱਕ ਵਾਰ ਭੈ ਬਾਤੀ ਨਾਨਕ ਦੀ ਤੁਹਾਡੇ ਦਿਮਾਗ 'ਚ ਤੁਸੀਂ ਤਾਂ ਨਾਨਕਾ ਅੱਗੇ ਅਰਦਾਸ ਕਰਦੇ ਹੋ ਗੁਰੂ ਅਮਰਦਾਸ ਅੱਗੇ ਅਰਦਾਸ ਕਰਦੇ ਹੋ ਗੁਰੂਆਂ ਦੇ ਅੱਗੇ ਅਰਦਾਸ ਕਰਦੇ ਹੋ ਜਿਹਨੂੰ ਗੁਰੂ ਮੰਨਦੇ ਹੋ ਇਹ ਤਾਂ ਕਿਹਾ ਨਹੀਂ ਸੀ ਤੁਹਾਨੂੰ ਪਰਮੇਸ਼ਰ ਅੱਗੇ ਅਰਦਾਸ ਕਰਨ ਨੂੰ ਕਿਹਾ ਸੀ ਪਰਮੇਸ਼ਰ ਕਿਉਂ ਛੱਡਦਾ ਭੈ ਨੇ ਛੱਡਾ ਜਿਵੇਂ ਉਂਗਲੀ ਆ ਉਹ ਸੂਰਜ ਆ ਉਂਗਲੀ ਫੜ ਲਈ ਸੂਰਜ ਛੱਡਤਾ ਉਹ ਉਂਗਲੀ ਤਾਂ ਦਿਖਾਉਂਦੀ ਸੀ ਸੂਰਜ ਉਂਗਲੀ ਤਾਂ ਫੜ ਲਈ ਸੂਰਜ ਛੱਡਤਾ ਨਾਨਕ ਦਾ ਦਾਸ ਹੈ ਹਜ਼ਾਰ ਵਾਰ ਦਾਸ ਲਿਖਤਾ ਉਹ ਸੁਣਿਆ ਨਹੀਂ ਨਾਨਕ ਗੋਲਾ ਹੈ ਹੋਰ ਕੀ ਕਹਿੰਦਾ ਨਾਨਕ ਤੁਹਾਨੂੰ ਕੀ ਕਹਿੰਦਾ ਦੂਜਾ ਨਾਨਕ ਕਰਕੇ ਗੋਲੇ ਝੂਠ ਹੈ ਅਸੀਂ ਝੂਠ ਮੰਨਿਆ ਇਹਨੂੰ ਝੂਠ ਬਾਣੀ ਝੂਠ ਹੈ ਜੇ ਇਹ ਗੱਲ ਝੂਠ ਹੈ ਤਾਂ ਸਾਰੀ ਬਾਣੀ ਤੇ ਸਾਨੂੰ ਭਰੋਸਾ ਨਹੀਂ ਹੈ ਕਿਉਂ ਅਸੀਂ ਇੱਥੋਂ ਤੇਲ ਲੈਂਦੇ ਨਹੀਂ ਇਹ ਤਾਂ ਨਿਵਰਤਾ ਨਾਲ ਗਿਆ ਇੰਨੀ ਬਾਣੀ ਤੇ ਨਾ ਭਰੋਸਾ ਕਰਨਾ ਸਾਰੀ ਤੇ ਬੇਭਰੋਸਾ ਹੋ ਗਿਆ ਕਿਉਂਕਿ ਇਸ ਕਰਕੇ ਅਸੀਂ ਭਰੋਸਾ ਨਹੀਂ ਕਰਦੇ ਇਹ ਗੱਲ ਨਹੀਂ ਜੀ ਇਹ ਗੱਲ ਸਾਡੇ ਗੱਲ ਉਤਰਦੀ ਨਹੀਂ ਥੱਲੇ ਸੱਚ ਗਲੋਂ ਨਹੀਂ ਉਤਰਦਾ ਸਾਡੇ ਜੇ ਸੱਚ ਨਹੀਂ ਨਾ ਗਲੋਂ ਉਤਰਦਾ ਉਹਨਾਂ ਅਸੀਂ ਕਹਿੰਦੇ ਨਾਨਕ ਭਗਤ ਨਹੀਂ ਪਟਕਾ ਦੇ ਨਾਨਕ ਭਗਤ ਨਾਨਕ ਜੇ ਭਗਤਾ ਭਗਤ ਹੈ ਉਹ ਇਹ ਦੱਸੋ ਜੇ ਨਾਨਕ ਨੇ ਭਗਤੀ ਕੀਤੀ ਹੈ ਕਿਹਦੀ ਕੀਤੀ ਸਤਗੁਰੂ ਨਾਨਕ ਭਗਤ ਕਰੀ ਇੱਕ ਵਾਰ ਕਰੀ ਨਾ ਹੈ ਨਾ ਸਮਝਿਆ ਚ ਲਿਖਿਆ ਹੈ ਉਹ ਪੱਟਾ ਦੇ ਲਗਦਾ ਸਾਨੂੰ ਸੂੜ ਹੁੰਦਾ ਹੈ ਕਹਿੰਦੇ ਇਹਨੂੰ ਅਰ ਉਹ ਬਾਣੀ ਮਨਜ਼ੂਰ ਕਰਤੀ ਗੁਰਬਾਣੀ ਉੱਥੇ ਚੜਾਤੀ ਪੱਟ ਵੀ ਸਿੱਖ ਬੰਦੇ ਨੇ ਆਪਣੇ ਆਪ ਨੂੰ ਗੁਰੂ ਕਹੇ ਗੁਰੂ ਤਾਂ ਨਹੀਂ ਮੰਨਦੇ ਗੁਰੂ ਕਰਦੇ ਹੋ ਸਿੱਖ ਬੰਦੇ ਨੇ ਵੀ ਅਸੀਂ ਇਹ ਤੋਂ ਸੇਧ ਲਈਏ ਬਸ ਇਹ ਕਹੋ ਫਿਰਿਓ ਕਿਨੂੰ ਨੂੰ ਪਰਚਾ ਲਾਇਓ ਮੰਨਦੇ ਨੇ ਪਰ ਸੱਚ ਬੋਲਦੇ ਨੇ ਪੱਟ ਸਤਗੁਰੂ ਨਾਨਕ ਭਗਤ ਕਰੀ ਇੱਕ ਮਨ ਤਨ ਮਨ ਤਨ ਗੋਬਿੰਦ ਦਿਓ ਗੋਬਿੰਦ ਬੜਾ ਹੋ ਗਿਆ ਨਾ ਇਹ ਗੁਰੂ ਗੋਬਿੰਦ ਦਾ ਗੁਰੂ ਵੀ ਹੋਈ ਹੈ ਗੋਬਿੰਦ ਵੀ ਹੋਈ ਹੁਣ ਦੱਸੋ ਗੁਰੂ ਨਾਨਕ ਕਿਵੇਂ ਹੋ ਗਿਆ ਨਹੀਂ ਕਹਿ ਸਕਦੇ ਸਿੱਖ ਕਮਜ਼ੋਰ ਨੇ ਬੇਈਮਾਨ ਨੇ ਨਾ ਧਾਰੀ ਨੇ ਨਾ ਜਿੰਨਾ ਚਿਰ ਧਾਰੀ ਰਹਿਣਗੇ ਬੇਈਮਾਨ ਰਹਿਣਗੇ ਕਮਜ਼ੋਰ ਰਹਿਣਗੇ ਨਹੀਂ ਕਹਿ ਸਕਦੇ ਅੰਗਦ ਕਹਿੰਦਾ ਮੈਂ ਨਾਨਕ ਬਰਾਬਰੀ ਕਰਦਾ ਹਾਂ ਕਿ ਉਹਨੂੰ ਕਦ ਨਹੀਂ ਪਏ ਜੇ ਨਹੀਂ ਪਾਇਆ ਤਾਂ ਨਾਨਕ ਦੇ ਬਰਾਬਰ ਹੈ ਜਿਹਨੂੰ ਪੈ ਨਹੀਂ ਉਹ ਨਾਨਕ ਹੈ ਜਿਹਨੂੰ ਪੈ ਨਹੀਂ ਉਹ ਰਾਮਦਾਸ ਹੈ ਜਿਹਨੂੰ ਪੈ ਨਹੀਂ ਉਹ ਅਮਰਦਾਸ ਹੈ ਦਾਸ ਤਾਂ ਹੈ ਨਾ ਹੈ ਤਾਂ ਦਾਸ ਹੈ ਆਪਣੇ ਦਾਸ ਕੋ ਦੇਖ ਦੇ ਆਪਣੇ ਦਾਸ ਕੋ ਨਾਮ ਜਪਾਈ ਆਪਣੇ ਦਾਸ ਕੀ ਆਪ ਦਾਸ ਕੀ ਰੱਖਦਾ ਨਾ ਗੁਰੂ ਦੀ ਤਾਂ ਰੱਖਦਾ ਨਹੀਂ ਨਾ ਉਹ ਸੰਤ ਦੀ ਤਾਂ ਰੱਖਦਾ ਨਹੀਂ ਉਹ ਫਿਰ ਇਹ ਸਾਰੇ ਦਾਸ ਤੇ ਇਹਨਾਂ ਦੀ ਰੱਖੀ ਹੈ ਜੇ ਸੰਤ ਬਣਾ ਦੋਗੇ ਗੁਰੂ ਬਣਾ ਦੋਗੇ ਫਿਰ ਨਹੀਂ ਰੱਖੀ ਇਹਨਾਂ ਦੀ ਕੀ ਲਿਖ ਦਿੰਦੀ ਬਾਣੀ ਕੀ ਇਲਾਜ ਕਰਦੇ ਇਹਨਾਂ ਲੋਕਾਂ ਦਾ ਸਾਰੇ ਕਰੀ ਤੇ ਸਵਾਗਾ ਫੇਰਦਾ ਜੇ ਗੁਰੂ ਦੀ ਗੱਲ ਮੰਨਣੀ ਤੁਸੀਂ ਗੁਰਬਾਣੀ ਤੇ ਭਰੋਸਾ ਹੀ ਨਹੀਂ ਹੈ ਸਿੱਖੀ ਕਾਦੀ ਹੈ ਤੁਹਾਡੇ ਕੋਲ ਪਰ ਕਹਿੰਦਾ ਜੀ ਸਿੱਖੀ ਤਾਂ ਮੰਨਦੀ ਹੁੰਦੀ ਹੈ ਮੰਨਦੀ ਸਿੱਖੀ ਮਨਮੁਖਾਂ ਦੀ ਸਿੱਖੀ ਮੰਨਦੀ ਹੁੰਦੀ ਹੈ ਜਿਹੜਾ ਮੰਨਦੇ ਨੇ ਨਾ ਆਪਣੇ ਮੰਨਦੇ ਮੰਨਦੇ ਪਿੱਛੇ ਨੇ ਉਹ ਮਨਮੁਖ ਨੇ ਸਿੱਖੀ ਵਾਲੀ ਮੰਨਦੇ ਸਿੱਖ ਨੇ ਮਨਮੁਖ ਗੁਰੂ ਦੇ ਸਿੱਖ ਨੇ ਗੁਰਮੁਖ ਨੇ ਇਹ ਤਾਂ ਮੰਨਦੇ ਸਿੱਖ ਨੇ ਇਹ ਗੁਰੂ ਦੇ ਸਿੱਖ ਨੇ ਇਹ ਗੁਰੂ ਦੇ ਸਿੱਖ ਨੇ ਗੁਰਮੁਖ ਨੇ ਜੇ ਮੰਨਦੇ ਸਿੱਖ ਨੇ ਮਨਮੁਖ ਨੇ ਇੱਥੇ ਗੱਲ ਫਸੀ ਹੋਈ ਹੈ ਇਹ ਤਾਂ ਸਾਡੇ ਮੂੰਹ ਚੋਂ ਕਢਾਤੀ ਗੱਲ ਉਹਨਾਂ ਲੋਕਾਂ ਨੇ ਸਾਡੇ ਪਾਤੀ ਦਿਮਾਗ 'ਚ ਉਹਨਾਂ ਲੋਕਾਂ ਨੇ ਗੱਲ ਜਿਨ੍ਹਾਂ ਨੇ ਦੇਹਧਾਰੀ ਨੂੰ ਗੁਰੂ ਬਣਾਉਣਾ ਸੀ ਔਰ ਗੁਰੂ ਬਣਨਾ ਸੀ ਅੱਜ ਇਹਨੇ ਗੁਰੂ ਬਣਦਾ ਇਹਨੇ ਸੰਤ ਬਣਦਾ ਕਾਰਨ ਇਹ ਹੈ ਕਿ ਅਸੀਂ ਖੁਦ ਮੰਨ ਲਿਆ ਅਸੀਂ ਖੁਦ ਗੁਰਬਾਣੀ ਤੋਂ ਮੁਨਕਰ ਹੋ ਗਏ ਜਦੋਂ ਅਸੀਂ ਕਹਿੰਦਾ ਨਾਨਕ ਦਾਸ ਹੈ ਭਗਤ ਸਾਰੇ ਦਾਸ ਨੇ ਦਾਸ ਨੂੰ ਵਡਿਆਈ ਮਿਲਦੀ ਹੈ ਸੰਤ ਆਪਣੇ ਆਪ ਖਤਮ ਹੋ ਜਾਣਗੇ ਹੋਰ ਕੋਈ ਤਰੀਕਾ ਖਤਮ ਕਰਨ ਦਾ ਨਹੀਂ ਹੈ ਫਿਰ ਜੇ ਦਾਸ ਹੋ ਸੰਤ ਬਣ ਭੰਡੇ ਸਾਡੇ ਬਰਾਬਰ ਬਹਿ ਕੇ ਸਾਰੇ ਦਾਸ ਹੀ ਫਿਰ ਆਪਾਂ ਫਿਰ ਆਪਾਂ ਦਾਸ ਹੋਏ ਸਿੱਖ ਸਾਰੇ ਸਿੱਖਾਂ ਦੇ ਵਿੱਚ ਬੈਠਣ ਜਾ ਕੇ ਜੁੱਤੀਆਂ ਜੋੜੇ ਸਾਫ਼ ਕਰਨਗੇ ਤੇ ਜੋੜੇ ਸਾਫ਼ ਨਹੀਂ ਕਰਾਉਣਗੇ ਕਰਨਗੇ ਸਮਝ ਨਾ ਤੇ ਕਰਾਓ ਤੁਸੀਂ ਬੜੀ ਮੌਜ ਕੀਤੀ ਹੁਣ ਤੇ ਵੇਰਨ ਲੋ ਬਈ ਮੌਕਾ ਸੇਵਾ ਦਾ ਸੰਤਾਂ ਨੂੰ ਹੋਰ ਕੋਈ ਤਰੀਕਾ ਹੀ ਨਹੀਂ ਹੈ ਲੀਡਰਾਂ ਨੇ ਪੈਰੀ ਹੱਥ ਰੋਣਾ ਸੰਤਾਂ ਨੇ ਰੋਣੇ ਪ੍ਰੋਬਲਮ ਤਾਂ ਇਹ ਹੈ ਨਾ ਤਾਂ ਲੀਡਰ ਚਾਹੁੰਦੇ ਨੇ ਸੇਵਾ ਕਰਨੀ ਉਹਨਾਂ ਨੂੰ ਵੀ ਹੰਕਾਰ ਨਾਲ ਅੱਟੇ ਪਏ ਨੇ ਇਹ ਸੰਤ ਵੀ ਨੇ ਸਿੱਖੀ ਦਾ ਘਰ ਬਹੁਤ ਦੂਰ ਹੈ ਇਹ ਤੇ ਨਿਵੇਂ ਸਗੋਰਾ ਹੋਇਆ ਫਾਰਮੂਲਾ ਹੈ ਨਿਵੇਂ ਸਗੋਰਾ ਹੋਇਆ ਭਾਵੇਂ بارش ਵੀ ਪੈਂਦੀ ਹੋਵੇ ਝੜੀ ਵੀ ਲੱਗ ਜਾਏ ਜੇ ਉਹਦੇ ਮੀਂਹ ਹਟੇ ਦੇ ਬਾਅਦ ਕਦੇ ਪਾਣੀ ਮਿਲੂ ਨਾ ਨੀਵੇਂ ਤੋਂ ਮਿਲੂ ਉੱਚੇ ਤੋਂ ਨਹੀਂ ਮਿਲਦਾ ਕਿਤੇ ਨੀਵੇਂ ਤੋਂ ਭਾਵੇਂ ਪਾਣੀ ਮਿਲ ਜਾਏ ਖੜਾ ਉੱਚੇ ਤੋਂ ਨਹੀਂ ਮਿਲਦਾ ਭਾਈ ਲਾਲੋ ਕੌਣ ਸੀ ਨੀਵੇਂ ਤੋਂ ਉਹਦੀ ਛੱਪੜੀ ਸੀ ਭਗਤਾਂ ਦਾ ਅਸਰ ਉੱਥੇ ਮਿਲ ਗਿਆ ਨਾਨਕ ਨੂੰ ਉੱਥੇ ਵੀ ਮਿਲਿਆ ਮਾਲਪੂੜੇ ਵਾਲੇ ਕੋਲ ਨਹੀਂ ਸੀਗਾ ਉੱਚਾ ਥੋਂ ਸੀ ਉਹ ਤਾਂ ਥੇ ਸੀਗਾ ਥੇ ਤੇ ਪਾਣੀ ਖੜਦਾ ਹੁੰਦਾ ਥੇ ਹੁੰਦਾ ਜਦ ਤੇ ਢਿਆ ਹੋਇਆ ਪਿੰਡ ਹੋਵੇ ਉਹਦਾ ਥੇ ਸੀ ਉਹਦਾ ਲੋਕਾਂ ਦੇ ਘਰ ਢਾ ਕੇ ਬਣਿਆ ਹੋਇਆ ਸੀ ਉੱਤੇ ਬਸੇ ਹੋਇਆ ਸੀ ਪਿੰਡ ਢਾ ਕੇ ਜਿਹੜੇ ਬੜੇ ਬੜੇ ਆਦਮੀ ਨੇ ਬੜੇ ਬੜੇ ਰਜੀਰਦਾਰ ਨੇ ਲੋਕਾਂ ਦਾ ਪਿੰਡ ਢਾ ਕੇ ਬਣੇ ਹੁੰਦੇ ਨੇ ਸਾਰੀ ਇਹਨਾਂ ਦੀ ਕਮਾਈ ਇੱਕ ਪਿੰਡ ਦੀ ਜ਼ਮੀਨ ਲੈ ਲਈ ਪਿੰਡ ਢਾ ਕੇ ਲੈਣੀ ਹੈ ਉੱਥੇ ਕਿਉਂ ਸੀ ਲਾਲੋ ਕੋਲ ਕਿਉਂ ਸੀ ਉਹ ਨੀਵਤ ਹੋ ਸੀ ਉਹ ਮਾਰ ਪੂਲੇ ਖੜਾਉਂਦਾ ਉਹ ਤਾਂ ਸਰੀਰ ਨੇ ਖਾਣੇ ਸੀ ਨਾਨਕ ਨੇ ਕਾਲੂ ਖਾਣੇ ਸੀ ਨਾਨਕ ਦਾ ਜੋ ਖਾਂਦਾ ਸੀ ਉਹਦੇ ਕੋਲ ਸੀਗਾ ਉਹ ਹੁੰਦਾ ਉਹਦਾ ਤਾਂ ਗਿਆਨ ਭੋਜਨ ਸੀ ਜਦੋਂ ਨਾਨਕ ਖੜਾਉਂਦਾ ਸੀ ਗਿਆਨ ਭੋਜਨ ਨਾਲ ਦੀ ਨਾਲ ਆਪ ਵੀ ਖਾਂਦਾ ਸੀ ਸ਼ਾਇਦ ਇਹ ਗੱਲ ਕਦੇ ਹੋਈ ਨਾ ਹੋਵੇ ਕਬੀਰ ਦੇ ਉਹ ਸ਼ਲੋਕ ਜੋ ਇਹ ਗੱਲ ਦਾ ਪਤਾ ਲੱਗਦਾ ਹੈ ਕੀਚੜ ਆਟਾ ਗਿਰ ਪਰਿਆ ਕਛੂ ਨ ਆਇਆ ਹਾਥ ਪੀਸਤ ਪੀਸਤ ਚਾਬਿਆ ਸੋਈ ਨਿਭਿਆ ਜਿੰਨਾ ਚਿਰ ਪੀਸਦੇ ਪੀਸਦੇ ਮੈਂ ਸਮਝਾਉਂਦਾ ਸਮਝਾਉਂਦਾ ਬਰੀਕੀਆਂ ਰਿਹਾ ਉਹ ਮੈਂ ਵੀ ਮੇਰਾ ਮੈਨੂੰ ਮੈਂ ਵੀ ਖਾਂਦਾ ਰਿਹਾ ਜੋ ਪੀਣ ਵਾਲੇ ਦਾਣਾ ਜੱਬ ਲੈਂਦੇ ਨੇ ਬਾਕੀ ਦਾ ਜਿਹੜਾ ਮੈਂ ਲਿਖ ਕੇ ਰੱਖਦਾ ਉਹਦਾ ਚਿੱਕੜ ਜਿ ਸੜਦਾ ਕਿਸੇ ਨੇ ਨਹੀਂ ਉਹਨੂੰ ਪੁੱਛਣਾ ਕੀ ਅੱਜ ਗੁਰਬਾਣੀ ਦਾ ਸਾਰਾ ਆਟਾ ਚਿੱਕੜ ਜਿ ਨਹੀਂ ਗਿਆ ਹੋਇਆ ਜਦ ਕਬੀਰ ਦੀ ਗੱਲ ਨੂੰ ਕੋਈ ਸਿਆਣਦਾ ਹੀ ਨਹੀਂ ਉਹਦੇ ਉਹਨੇ ਤਾਂ ਤਾਂ ਕਿਹਾ ਵੀ ਚਿੱਕੜ ਆਟਾ ਗਿਆ ਮੈਂ ਤਾਂ ਆਟਾ ਬੜਾ ਪੀਹਿਆ ਲੋਕਾਂ ਵਾਸਤੇ ਇਹ ਤਾਂ ਚਿੱਕੜ ਜੀ ਸੁੱਟਦਾ ਨਾ ਅੱਜ ਗੁਰਬਾਣੀ ਚਿੱਕੜ ਚ ਸਿੱਟੀ ਹੋਈ ਹੈ ਇਹ ਸਭ ਪਖੰਡ ਹੈ ਰਮਾਲੇ ਵਧੀਆ ਦੋਏ ਦੋ ਜਦ ਮੰਨਣੀ ਤੇ ਚਿੱਕੜ ਚ ਸੁੱਟਦਾ ਸਭ ਕੁਝ ਕਿਹਾ ਹੋਇਆ ਉਹਦਾ ਜਿੰਨਾ ਚਿਰ ਮੈਂ ਬਰੀਕੀਆਂ ਨੂੰ ਕਹਿੰਦੇ ਕਰ ਉਹ ਕਰਦਾ ਰਿਹਾ ਪੰਜ ਪਾਸ਼ਾ ਨਹੀਂ ਕਹਿੰਦੇ ਹਰ ਜਨ ਕੇ ਪੀਸਣ ਪੀਸ ਕਮਾਵਾ ਉਹ ਉਹਨਾਂ ਨੇ ਇੰਨੇ ਬਰੀਕ ਖਲਾਸੇ ਕਰ ਕਰ ਦਿੱਤੇ ਵੀ ਇਹ ਸਮਝ ਜਾਣ ਸਮਝ ਜਾਣ ਸਮਝਣ ਕੋਈ ਦਿੱਕਤ ਨਾ ਹੋਵੇ ਅਸੀਂ ਕੀ ਕੀਤਾ ਉਹਦਾ ਮੁੱਲ ਕੀ ਪਾਇਆ ਮੱਥਾ ਟੇਕ ਤੇ ਤੈਨੂੰ ਟੇਕਿਆ ਮੱਥਾ ਚੁੱਪ ਕਰ ਗਾਹਾਂ ਨਹੀਂ ਬੋਲੀ ਅਰਥ ਅਸੀਂ ਆਪਣੀ ਮਰਜ਼ੀ ਦੇ ਕਰਾਂਗੇ ਜਿਹੜਾ ਸਾਨੂੰ ਸੂਤ ਲੱਗੂ ਬਨ ਲਾਂਗੇ ਜਿਵੇਂ ਸੂਤ ਲੱਗੂ ਕਰ ਲਾਂਗੇ ਇਸ ਕਰਕੇ ਗੁਰਦੁਆਰੇ ਬਹੁਤ ਅਮੀਰ ਨੇ ਪਰ ਗੁਰੂ ਨੂੰ ਬੋਲਣ ਦੀ ਇਜਾਜ਼ਤ ਨਹੀਂ ਉੱਥੇ ਗੁਰੂ ਦੀ ਬੋਲੀ ਬੋਲਣ ਦੀ ਇਜਾਜ਼ਤ ਨਹੀਂ ਇਹ ਇਸੇ ਦੀ ਗੱਲ ਚਿੱਕੜ ਜੱਟ ਅਗਰਿਆ ਹੋਇਆ ਹੋਰ ਕੀ ਹੈ ਹੋਰ ਕੀ ਹੈ ਚਿੱਕੜ ਚਾਟਾ ਨਾ ਕਹੇ ਤਾਂ ਕੀ ਕਹੇ ਜਿਹੜੇ ਸੰਸਾਰ ਖਾਤਰ ਗੁਰਬਾਣੀ ਲਿਖੀ ਗਈ ਉਹਨਾਂ ਨੇ ਸਾਰੀ ਚਿੱਕੜ ਸੁੱਟੀ ਗੱਲ ਸਭ ਕੀਤਾ ਕੀ ਉਹਨਾਂ ਨੇ ਪੜਾਇਆ ਫਤਿਹ ਵਾਹਿਗੁਰੂ ਦੀ ਖਾਲਸਾ ਵਾਹਿਗੁਰੂ ਦਾ ਤੇਰਾ ਕੁਝ ਨਹੀਂ ਹੈ ਆਪਣੇ ਆਪ ਇਹਨੂੰ ਇਹ ਪਾਠ ਕਰਾਇਆ ਰਾਜ ਨੂੰ ਚਾਹੂ ਮੁਕਤ ਵਿੱਚ ਰਾਜ ਨਹੀਂ ਆਪਾਂ ਨੂੰ ਰਾਜ ਚਾਹਣ ਵਾਲੇ ਏਕਤਾ ਨਹੀਂ ਕਰਾ ਸਕਦੇ ਮਾਇਆ ਧਾਰੀ ਗੁਰਵਾਣੀ ਦੀ ਗੱਲ ਨਹੀਂ ਕਰ ਸਕਦੇ ਹੋਰ ਨੂੰ ਕਰਨ ਦਿਓ ਰਾਜ ਕੋਈ ਨਹੀਂ ਰਾਜ ਵਾਲੇ ਨੂੰ ਸਮਝਾਉਣ ਦਾ ਕੰਮ ਕਰਦੇ ਰਹੇ ਗੁਰੂ ਰਾਜਾ ਨਾਲ ਮੇਲ ਰੱਖਦੇ ਨੇ ਵੀ ਰਾਜ ਚੰਗਾ ਕਰੋ ਇਨਸਾਫ ਦਾ ਕਰੋ ਮੇਲ ਕਰਦੇ ਰਹੇ ਪਬਲਿਕ ਨੂੰ ਵੀ ਰਾਜੇ ਨਾਲ ਬੁਲਾ ਕੇ ਰੱਖਦੇ ਰਹੇ ਤਾਂ ਕਿ ਰਾਜੇ ਨੂੰ ਖਿੱਚਾ ਤਾਣੀ ਨਾ ਕਰੋ ਤਾਂ ਕਿ ਇਨਸਾਫ ਕਿਉਂ ਰਾਜੇ ਨੂੰ ਜੇ ਖਿੱਚਾ ਤਾਣੀ ਉਹ ਰਾਜਾ ਇਨਸਾਫ ਨਹੀਂ ਕਰ ਸਕਦਾ ਮਨਮੋਹਨ ਸਿੰਘ ਕਿੰਨਾ ਚੰਗਾ ਆਦਮੀ ਹੈ ਉਹ ਕੰਮ ਨਹੀਂ ਕਰ ਸਕਿਆ ਜੇ ਇਹਨੂੰ ਕਹਿੰਦੇ ਜੋ ਵਰਹੀ ਕਰ ਸਭ ਕੁਝ ਠੀਕ ਕਰ ਦਿੰਦਾ ਨਹੀਂ ਕਰਨ ਦਿੰਦੇ ਨਾਲ ਦੇ ਖਿੱਚਾ ਤਾਣ ਕਰਦੇ ਨੇ ਨਾਲ ਦੇ ਖਿੱਚਾ ਦਾਣੇ ਨੂੰ ਸਾਬ ਨਹੀਂ ਕਰ ਸਕਦਾ ਰੰਗਦੇਵ ਇਮਾਨਦਾਰੀ ਨਾਲ ਚਾਹੁੰਦਾ ਸੀ ਵੀ ਹਮਲਾ ਨਾ ਹੋਵੇ ਲੇਕਿਨ ਕਰ ਦਿੱਤਾ ਅਗਲੇ ਨੇ ਨਹੀਂ ਤੇ ਜਫਰਨਾਮਾ ਪੜ ਪੜ ਕੇ ਰਾਮਦੇਵ ਐਕਸ਼ਨ ਲੈਂਦਾ ਫੌਜੜਾ ਹੁੰਦਾ ਵੀ ਮੈਨੂੰ ਕਹਿ ਰਿਹਾ ਚੈਲੰਜ ਕਰ ਰਿਹਾ ਚੈਲੰਜ ਆਇਆ ਰਾਮਦੇਵ ਨੂੰ ਵੀ ਆ ਜਾ ਹੁਣ ਵੀ ਆ ਜਾ ਮੈਂ ਤਿਆਰ ਹਾਂ ਤੇਰੇ ਨਾਲ ਲੜਨ ਨੂੰ ਕੱਡੇ ਵੱਡੇ ਰਾਜੇ ਨੂੰ ਚੈਲੰਜ ਕਰਨਾ ਕੋਈ ਮਜ਼ਾਕ ਗੱਲ ਹੈ ਉਹ ਰਾਮਦੇਵ ਕਹਿੰਦਾ ਨਹੀਂ ਉਹ ਠੀਕ ਹੈ ਬੜਾ ਗਲਤ ਮੇਰੇ ਬੰਦੇ ਨੇ ਗਲਤ ਕੀਤਾ ਤੇ ਸਾਫ ਦੀ ਗੱਲ ਹੋਈ ਤਾਂ ਉਹ ਤਾਂ ਠੀਕ ਸੀ ਲੇਕਿਨ ਦੂਏ ਨਾਲ ਦੇ ਬਹਾਦਰ ਸ਼ਾਹ ਚਾਹੁੰਦਾ ਕਰਨਾ ਨਹੀਂ ਕਰ ਸਕਦਾ ਫਿਰ ਨੀਤੀ ਖੇਲ ਲਈ ਗੁਰੂ ਨੇ ਦੱਸਦੀ ਨੀਤੀ ਵੀ ਆ ਨੀਤੀ ਵਰਤ ਲੈਨੇ ਆਪਾਂ ਬਹਾਦਰ ਸ਼ਾਹ ਨੇ ਨੀਤੀ ਵਰਤ ਲਈ ਗੁਰੂ ਦੀ ਗੱਲ ਵੀ ਤੁਸੀਂ ਮਹਾਰਾਜ ਦੱਸੋ ਵੀ ਕਿਵੇਂ ਕਰੀਏ ਉਹਨਾਂ ਨੇ ਕਿਹਾ ਆਪਾਂ ਐਂ ਕਰ ਲੈਂਦੇ ਤੂੰ ਵੀ ਵਿਚਾਰਾ ਰਹਿ ਕੰਮ ਵੀ ਹੋ ਜੂ ਆਪਣਾ ਬੰਦੇ ਬਾਹਰ ਨੂੰ ਭੇਜਤਾ ਸਰਕਾਰ ਨਾਲ ਸੀ ਜਿੰਨਾ ਚਿਰ ਸਰਕਾਰ ਨਾਲ ਨਹੀਂ ਚੜਦੀ ਕਲਾ ਨਹੀਂ ਜਾਂ ਸਰਕਾਰ ਤੋਂ ਅੱਕੀ ਹੋ ਜਾਵੇ ਫੜ ਲਿਆ ਸਰਕਾਰ ਨੂੰ ਕੀ ਹੁੰਦਾ ਫੜ ਉਹਨਾਂ ਜਿਹੜਾ ਚੜਾਈ ਰਹੀ ਬੰਦੇ ਦੀ ਜਿੰਨਾ ਚਿਰ ਸਰਕਾਰ ਨਾਲ ਰਹੀ ਜਦੋਂ ਵਹਿਦਿਆਂ ਤੋਂ ਜਿਹੜੇ ਦਸਮ ਪਾਸ਼ਾ ਨੇ ਕੀਤੇ ਬਾਗੀ ਹੋ ਗਿਆ ਰਾਜ ਕਰਨ ਤੇ ਦਵਾ ਤਾਂ ਦਿੰਦੇ ਤੇ ਰਾਜ ਕਰਨ ਤੇ ਰੋਕਿਆ ਹੋਇਆ ਸੀ ਉਹ ਉਹ ਬਾਗੀ ਹੋ ਗਿਆ ਇਸ ਗੱਲ ਤੇ ਬਾਗੀ ਹੋ ਗਿਆ ਖਾਲਸਾ ਸਾਰ ਛੱਡ ਗਿਆ ਉਹਦਾ ਬਾਕੀ ਦੀਆਂ ਮਿਸਲਾਂ ਜਦ ਬਣੀਆਂ ਨੇ ਜਦੋਂ ਖਾਲਸਾ ਸਾਰਾ ਖਤਮ ਹੋ ਗਿਆ ਜਿਹੜਾ ਗੁਰੂ ਕਾ ਸੀ ਇਹ ਕਮਜ਼ੋਰ ਹੋ ਗਿਆ ਜਿਹੜਾ ਦਾ ਖਾਲਸਾ ਗੁਰੂ ਕਾ ਸੀ ਉਹਨੇ ਦਾ ਰਾਜ ਨਹੀਂ ਕੀਤਾ ਅਕਾਲੀ ਫੂਲਾ ਸੋਨੇ ਸ਼ਕਤੀ ਉਹਦੇ ਕੋਲ ਕੋਈ ਮਿਸਲ ਨਹੀਂ ਬਣਾਈ ਜਿਹੜੇ ਮਿਸਲ ਬਣਾ ਲੈਂਦੇ ਸੀ ਉਹ ਤੇ ਬਾਣਾ ਲਾ ਲੈਂਦੇ ਤੇ ਗੁਰੂ ਦਾ ਬਾਣਾ ਲਾ ਲੈ ਜੇ ਮਿਸਲ ਕਰਨੀ ਕੋਈ ਹੁਕਮ ਹੈ ਰਾਜ ਨਹੀਂ ਕਰ ਸਕਦਾ ਸਾਰੇ ਮਿਸਲਦਾਰਾਂ ਦੇ ਬਾਣੇ ਲਾਏ ਹੋਏ ਨੇ ਇਹ ਗੱਲ ਕਿਸੇ ਨੇ ਨਹੀਂ ਲਿਖੀ ਸਾਨੂੰ ਪਤਾ ਹੈ ਇਸ ਗੱਲ ਕਿਸੇ ਨੂੰ ਨਹੀਂ ਸਿੰਘ ਦਾ ਬਾਣਾ ਨਹੀਂ ਕੋਣ ਦਿੱਤਾ ਪਹਿਲਾਂ ਸਾਰੇ ਬਾਣੇ ਖਾਲਸੇ ਦੇ ਸੀ ਬਾਣਾ ਨਹੀਂ ਪਾਸਦਾ ਗੁਰੂ ਨਾਲ ਰਿਸ਼ਤਾ ਤੋੜ ਕੇ ਕਰ ਲੈਣਾ ਕਾਲੀ ਫੁਲਾ ਜਨ ਪਾਵਰ ਹੈ ਖਾਲਸੇ ਦਾ ਰਾਜ ਹੋਵੇ ਖਾਲਸੇ ਦਾ ਬਾਣਾ ਕਿਉਂ ਨਾ ਹੋਵੇ ਉਹਨਾਂ ਦੇ ਰਾਜ ਖਾਲਸੇ ਦਾ ਹੋਵੇ ਬਾਣਾ ਕਿਵੇਂ ਨਾ ਕਿਉਂ ਨਾ ਹੋਵੇ ਬਾਣੇ ਤੱਕ ਰਾਜ ਲੈਣ ਤੱਕ ਬਾਣਾ ਰਿਹਾ ਜਦੋਂ ਦੇ ਅੰਦਰ ਇੱਛਾ ਪੈਦਾ ਹੋ ਗਈ ਮਿਸਲ ਦਾ ਰਾਜ ਕਰਨ ਦੀ ਜਦ ਇਹ ਬਾਣਾ ਲਾ ਦੇ ਪਹਿਲਾਂ ਕਰ ਲੈ ਗੁਰੂ ਦੀ ਗਲਤੀ ਬੱਗਿਆ ਅਬਗਿਆ ਕਰਨੀ ਗੁਰੂ ਦਾ ਬਾਣਾ ਲਾ ਦੇ ਬੇਮੁਖ ਹੋ ਜਾ ਬੇਮੁਖ ਹੋ ਕੇ ਰਾਜ ਕੀਤਾ ਸਾਰਿਆਂ ਦੇ ਰਿਜ਼ਲਟ ਤੁਹਾਡੇ ਸਾਹਮਣੇ ਹੀ ਹੈ ਇਹ ਗੱਲ ਪੁਰਾਣੇ ਸਿੰਘਾਂ ਤੋਂ ਸੀਨੇ ਬਸੀਨੇ ਚਲੀ ਆਉਂਦੀ ਇਹ ਗੱਲਾਂ ਦਾ ਆਮ ਪਬਲਿਕ ਨੂੰ ਕੋਈ ਪਤਾ ਨਹੀਂ ਸਬੂਤ ਸਾਹਮਣੇ ਨੇ ਉਹਨੂੰ ਮੈਂ ਕਹਿੰਦਾ ਤਾਂ ਹਾਸ਼ੀਏ ਤੇ ਕਰਤੇ ਉਹ ਆਪਣੇ ਆਪ ਹਾਸ਼ੀਏ ਤੇ ਹੋ ਗਏ ਵੀ ਕਰ ਲਓ ਤੁਸੀਂ ਰਾਜ ਹੁਣ ਅਸੀਂ ਤੁਹਾਨੂੰ ਲੜੀਏ ਮਾਰੀਏ ਤੁਹਾਨੂੰ ਜਾਂ ਤਾਂ ਉਹਨਾਂ ਨਾਲ ਲੜਦੇ ਉਹਨਾਂ ਨੂੰ ਮਾਰਦੇ ਉਹਨਾਂ ਨੇ ਪਾਣਾ ਮੰਨ ਕੇ ਹਾਸ਼ੀਏ ਤੇ ਆਪ ਪਿਛੇ ਹੋ ਗਏ ਚਲੋ ਕਰ ਲੋ ਭਾਈ ਇਹ ਕਰਕੇ ਵੀ ਦੇਖ ਲੋ ਗੁਰੂ ਦੀ ਗਲਤੀ ਦੀ ਅਬਗਿਆ ਕਰਕੇ ਦੇਖ ਲੋ ਜੋ ਕੀ ਨਿਕਲੂਗਾ 300 ਸਾਲ ਦੇਖ ਲਿਆ ਸੀ ਕਰਕੇ ਅੱਜ ਸਾਨੂੰ ਪਤਾ ਲੱਗ ਗਿਆ ਵੀ ਜਿੰਨੇ ਸਿਆਸਤਦਾਨ ਨੇ ਸਿੱਖ ਨਹੀਂ ਹਣੇ ਸਿੱਖੀ ਦਾ ਬੇੜਾ ਕਰਕੇ ਕਰ ਰਹੇ ਨੇ ਤਮਨ ਦੇ ਨੇ ਜੇ ਉਦੋਂ ਅਸੀਂ ਇਹਨਾਂ ਲੋਕਾਂ ਨੂੰ ਕਹਿੰਦੇ ਸਾਤੋਂ ਵਿਰੁੱਧ ਹੋ ਜਾਂਦੇ ਅੱਜ ਤੇ 60 ਸਾਲ ਪਹਿਲਾਂ 50 ਸਾਲ ਪਹਿਲਾਂ ਗੱਲ ਚੱਲੀ ਸੀ ਵੀ ਸਟੇਜ ਤੇ ਖੜ ਕੇ ਇਹਨਾਂ ਦਾ ਵਿਰੋਧ ਕਰੋ ਇਹ ਕਹਿੰਦਾ ਸੀਗਾ ਸੰਤਾ ਸਿੰਘ ਬਾਬੇ ਜੀ ਸਿੰਘ ਨੇ ਫੈਸਲਾ ਅਸੀਂ ਇਹ ਲਿਆ ਵੀ ਇਹ ਨਹੀਂ ਅਸੀਂ ਕੰਮ ਕਰਨਾ ਨਿੰਦਿਆ ਨਹੀਂ ਕਰਨੀ ਅਸੀਂ ਨਹੀਂ ਕੰਮ ਕਰਨਾ ਜਿੰਨਾ ਚਿਰ ਪਬਲਿਕ ਚੋਂ ਆਵਾਜ਼ ਨਹੀਂ ਉੱਠਦੀ ਇਹਨਾਂ ਦੇ ਖਿਲਾਫ ਉਹਨਾਂ ਚ ਅਸੀਂ ਗੱਲ ਨਹੀਂ ਇਹਨਾਂ ਦੇ ਖਿਲਾਫ ਕਰ ਹਾਂ ਕੋਸ਼ਿਸ਼ ਇਹ ਕਰਨੀ ਵੀ ਪਾਵਰ ਚ ਨਾ ਹੋਣੇ ਜਿੰਨੀ ਇਹਨਾਂ ਕੋ ਪਾਵਰ ਜ਼ਿਆਦਾ ਹੋਊਗੀ ਉਹਨਾਂ ਨੂੰ ਨੁਕਸਾਨ ਕਰਨਗੇ ਇਸ ਕਰਕੇ ਖਾਲਸਾ ਕਾਂਗਰਸ ਦੀ ਮਦਦ ਕਰਦਾ ਸੀ ਜਾਣ ਬੁੱਝ ਕੇ ਇਹਨਾਂ ਦੀ ਨਹੀਂ ਸੀ ਕਰਦੇ ਸੀ ਇਹਨਾਂ ਤੇ ਖਤਰਾ ਸੀ ਆ ਹੋਲਾ ਮਹਲਾ ਜਿਹੜਾ ਪਹਿਲਾਂ ਕੱਢਦੇ ਨੇ ਮਤਲਬ ਇਹ ਸੀ ਵੀ ਖਤਮ ਕਰ ਦਈਏ ਨਾ ਕੁਝ ਅਕਾਲ ਤਖਤ ਦਾ ਰੌਲਾ ਜਹਦਾਰ ਬਣਾਉਣ ਦਾ ਮਤਲਬ ਇਹ ਸੀ ਵੀ ਖਾਲਸਾ ਖਤਮ ਕਰ ਦਈਏ ਜਹਦਾਰੀ ਉਹ ਖਤਮ ਕਰਦੀ ਆਪਣੇ ਹੱਥੇ 'ਚ ਕਬਜ਼ੇ 'ਚ ਲੈ ਲਈਏ ਸਭ ਕੁਝ ਉਹ ਬਦਲ ਨੇ ਲਿਆ ਹੋਈ ਹੁਣ ਸਾਰੇ ਰੌਲਾ ਪਾਉਂਦੇ ਨੇ ਵਾੜੇ 'ਚ ਪਿਆ ਨਾ ਰੌਲਾ ਸਾਨੂੰ ਪਤਾ ਸੀ ਕਿ ਰਣਜੀਤ ਸਿੰਘ ਨੂੰ ਇਹ ਕੰਮ ਗਿਆ ਰਣਜੀਤ ਸਿੰਘ ਨੇ ਵੀ ਕੀਤਾ ਸੀ ਇਹਨਾਂ ਦਾ ਰਾਜ ਕਰਾ ਕੇ ਤਜਰਬਾ ਹੋ ਗਿਆ ਸੀ ਸਾਨੂੰ ਵੀ ਰਾਜ ਕਰਾਉਣਾ ਸਿੱਖੀ ਵਾਸਤੇ ਖਤਰਨਾਕ ਹੈ ਕਮ ਸੇ ਕਮ ਕਿਰਪਾਨ ਜਿਹਦੇ ਪਾਈ ਹੋਵੇ ਉਹ ਜੇ ਰਾਜ ਦੀ ਗੱਲ ਕਰਦਾ ਉਹ ਉਹ ਸਿੱਖੀ ਵਾਸਤੇ ਖਤਰਾ ਪੈਦਾ ਕਰੂਗਾ ਉਹ ਸਖਰਣਾ ਨਹੀਂ ਨਾ ਬਨਾ ਗੁਰੂ ਦਾ ਨਾ ਹੋ ਸਿੱਖਦਾ ਹੂ ਇਹ ਕਾਰਨ ਸੀ ਕੁਝ ਅੱਜ ਸਾਰੀ ਦੁਨੀਆ ਰੌਲਾ ਪਾਉਂਦੀ ਹੈ ਜਵਾਬ ਨਹੀਂ ਦਿੰਦੇ ਜੋ ਮਰਜੀ ਕਹੀ ਜਾਓ ਚੁੱਪ ਕਰਕੇ ਸੁਣ ਲੈਂਦੇ ਨੇ ਚੁੱਪ ਕਰਕੇ ਸੁਣਦਾ ਸੀ ਪੰਡਤ ਚੁੱਪ ਕਰਕੇ ਸੁਣਦਾ ਝੂਠਾ ਸੱਚ ਕਿਵੇਂ ਸੁਣ ਲੂਗਾ ਚੁੱਪ ਕਰਕੇ ਬਾਣੀ ਬੋਲ ਰਹੀ ਹੈ ਸੱਚ ਕਹਿ ਰਹੀ ਹੈ ਚੁੱਪ ਕਰਕੇ ਝੂਠੇ ਸੁਣ ਰਹੇ ਨੇ ਹੁਣ ਸੱਚ ਬੋਲ ਰਿਹਾ ਬਾਹਰੋਂ ਝੂਠੇ ਸੁਣ ਰਹੇ ਨੇ ਕਿਵੇਂ ਕਰਨਗੇ ਝੂਠੇ ਚੁੱਪ ਚੁੱਪੇ ਕਰਨਗੇ ਚੁੱਪ ਤੇ ਸਵਾ ਹੋਰ ਕਰਨਗੇ ਵੀ ਕੀ ਝੂਠੇ ਝੂਠ ਨੂੰ ਚੁੱਪ ਕਰ ਰਹੇ ਝੂਠ ਦੀ ਮਜਬੂਰੀ ਹੈ ਚੁੱਪ ਕਰਨਾ ਕੀ ਕਰੂਗਾ ਵਿਚਾਰਾ ਕੁਝ ਕਾਰਨ ਤੇ ਉਹਦੇ ਵਾਸਤੇ ਚੁੱਪ ਕਰਨਾ ਪਿਆ ਚੁੱਪ ਕਰਨਾ ਹੀ ਯੋਗ ਸੀ ਉਦੋਂ ਸੁਣ ਵੀ ਰੌਲਾ ਕੋਈ ਨਹੀਂ ਰਾਜ ਦੀ ਕਿਸੇ ਨੂੰ ਕੋਈ ਭੁੱਖ ਨਹੀਂ ਸਿਰਫ ਮੈਸੇਜ ਦੱਸਣਾ ਗੁਰੂ ਦਾ ਹੈ ਕਿ ਜਿਹੜਾ ਰੌਲਾ ਮਹਿਸੂਸ ਪਾ ਰਹੇ ਨੇ ਲੋਕ ਕਰ ਰਹੇ ਨੇ ਵੀ ਸਿੱਖੀ ਗਈ ਸਿੱਖੀ ਗਈ ਇਹਨੂੰ ਦੱਸਣ ਵੀ ਸਿੱਖੀ ਆ ਜੀ ਨੇ ਸਾਹਮਣੇ ਸਭ ਲੋ ਸਾਹਮਣੇ ਵਾਲਾ ਵੀ ਹੈ ਕੋਈ ਸਭ ਆ ਚੀਜ਼ ਹੈ ਸਿੱਖੀ ਜੋ ਹੈ ਆ ਹੈ ਸਿੱਖੀ ਜਿਹਨੇ ਕਮਾਉਣੀ ਹੈ ਕਮਾ ਲੋ ਸ਼ਬਦ ਦੀ ਕਮਾਈ ਕੀ ਹੈ ਗੁਰਬਾਣੀ ਅਨੁਸਾਰ ਗੁਰਬਾਣੀ ਉਪਦੇਸ਼ ਹੈ ਉਪਦੇਸ਼ ਨੂੰ ਮੰਨ ਕੇ ਉਪਦੇਸ਼ ਤੇ ਚੱਲਣਾ ਇਹ ਕਮਾਈ ਹੈ ਸ਼ਬਦ ਦੀ ਸ਼ਬਦ ਦੀ ਕਮਾਈ ਦਾ ਵੀ ਸਵਾਲ ਹੈ ਜਿਵੇਂ ਉਪਦੇਸ਼ ਕੀਤਾ ਹੋਇਆ ਗੁਰਬਾਣੀ ਨੇ ਸ਼ਬਦ ਉਹਨੂੰ ਸਹੀ ਸਮਝ ਕੇ ਉਹਦੇ ਤੇ ਪਹਿਰਾ ਦੇਣਾ ਉਹਨੂੰ ਇਹ ਕਮਾਈ ਹੈ ਇਹ ਦੱਸੋ ਇਹ ਤੇ ਬਿਨਾਂ ਹੋਰ ਕੀ ਕਮਾਈ ਹੈ ਮੰਨਣ ਤੇ ਬਿਨਾਂ ਕਮਾਈ ਕਿਵੇਂ ਹੋ ਜੂ ਮੰਨਣਾ ਔਰ ਚੱਲਣਾ ਇਹ ਕਮਾਈ ਹੈ ਇਹ ਕਮਾਈ ਨਹੀਂ ਹੈਗਾ ਵੀ ਸ਼ਬਦ ਨੂੰ ਉਚਾਰਨ ਕਰੀ ਜਾਣਾ ਸੰਤਾਂ ਨੂੰ ਉਹ ਬਗਲ ਸੁਣਾ ਹੈ ਉਹ ਬਗਲੇ ਵਾਲੀ ਕਮਾਈ ਹੈ ਉਹ ਤਾਂ ਬਗਲੇ ਵਾਲੀ ਹੈ ਗੱਲ ਬਗਲਾ ਖਾਵੀ ਵਿੱਚ ਬੈਠਾ ਉਹ ਬੈਠਾ ਤੇ ਕਰਦਾ ਕੀ ਹੈ ਫਿਰ ਸੰਤ ਕਰਦੇ ਕੀ ਪ੍ਰੈਕਟੀਕਲ ਕੀ ਕਰਦੇ ਨੇ ਪ੍ਰੈਕਟੀਕਲ ਜੀਵਨ ਕੀ ਹੈ ਉਹਨਾਂ ਦਾ ਪ੍ਰੈਕਟੀਕਲ ਜੀਵਨ ਗੁਰਬਾਣੀ ਅਨੁਸਾਰ ਚਾਹੀਦਾ ਕਮਾਈ ਦਾ ਮਤਲਬ ਇਹ ਹੈ ਜੇ ਜੀਵਨ ਨਹੀਂ ਹੈ ਅਨੁਸਾਰ ਗੁਰਬਾਣੀ ਅਨੁਸਾਰ ਫਿਰ ਕਮਾਈ ਨਹੀਂ ਹੈ ਫਿਰ ਤਾਂ ਮਾਇਆ ਦੀ ਕਮਾਈ ਹੈ ਗੁਰਬਾਣੀ ਦਾ ਦਿਖਾਵਾ ਹੈ ਕਮਾਈ ਹੋਇਆ ਦੀ ਹੈ ਸਭ ਤੋਂ ਵੱਡੀ ਗੱਲ ਅਕਲ ਹੈ ਬਵੇ ਖੁਦੀ ਜਾਂ ਪ੍ਰਗਟ ਹੁੰਦੀ ਹੈ ਸਾਬਤ ਕਰ ਦਿੰਦੀ ਹੈ ਸਾਰਿਆਂ ਦੀਆਂ ਕਮੀਆਂ ਦੱਸ ਦਿੰਦੀ ਹੈ ਵੀ ਫਲਾਣੇ ਤੋਂ ਆ ਕਮੀ ਹੈ ਟਿਕੇ ਤੋਂ ਆ ਕਮੀ ਹੈ ਉਹ ਤੋਂ ਆ ਕਮੀ ਸੰਤ ਬੜੇ ਬੜੇ ਗਿਆਨੀ ਨੇ ਮਹਾਭਾਰਤ ਲਿਖੀ ਹੋਈ ਹੈ ਇਸਲਾਮ ਲਿਖਿਆ ਹੋਇਆ ਹੈ ਇਸਲਾਮ ਦੇ ਗ੍ਰੰਥ ਪਏ ਨੇ ਕਿਸੇ ਵਿੱਚ ਗ੍ਰੰਥ ਵਿੱਚ ਕਿਸੇ ਗ੍ਰੰਥ ਦਾ ਇਹ ਵਿਸ਼ਾ ਨਹੀਂ ਹੈ ਕਿ ਉਹ ਜਿਹਨੂੰ ਤੁਸੀਂ ਪਰਮੇਸ਼ਰ ਕਹਿੰਦੇ ਹੋ ਰੱਬ ਕਹਿੰਦੇ ਹੋ ਖੁਦਾ ਕਹਿੰਦੇ ਹੋ ਇੱਕ ਕਹਿੰਦੇ ਹੋ ਕੀ ਹੈ ਗੁਰਬਾਣੀ ਦਾ ਵਿਸ਼ਾ ਹੀ ਇਹ ਹੈ ਕਿ ਉਹ ਇੱਕ ਕੀ ਹੈ ਬਸ ਉਹਦੇ ਦਾ ਵਿਸ਼ਾ ਕੋਈ ਨਹੀਂ ਜਪਜੀ ਦੇ ਵਿੱਚ ਹੀ ਬਾਣੀ 'ਚ ਇਹ ਸਵਾਲ ਖੜਾ ਕਰ ਲਿਆ ਗੁਰੂ ਨਾਨਕ ਨੇ ਗੁਰਾ ਇੱਕ ਦੇ 부ਝਾਈ ਇਹ ਸਤਗੁਰਾ ਮੈਨੂੰ ਇਹ ਬੁਝਾ ਦੇ ਮੈਨੂੰ ਇਹ ਸਮਝਾ ਦੇ ਉਹ ਇੱਕ ਜੀ ਨੂੰ ਕਹਿੰਦੇ ਨੇ ਦੁਨੀਆ ਇਹ ਕਹਿੰਦੀ ਹੈ ਕਿ ਇਹਦਾ ਮਤਲਬ ਇੱਕ ਵਾਰੇ ਲੋਕਾਂ ਨੂੰ ਗਿਆਨ ਨਹੀਂ ਉਸ ਵੇਲੇ ਬੁੱਝਣ ਵਾਲੀ ਗੱਲ ਹੁੰਦੀ ਹੈ ਜਿਹਦਾ ਗਿਆਨ ਨਾ ਹੋਵੇ ਕਿਸੇ ਨੂੰ ਇਹ ਤੋਂ ਸਾਫ਼ ਜ਼ਾਹਰ ਹੁੰਦਾ ਉਸ ਵੇਲੇ ਗਿਆਨ ਨਹੀਂ ਹੈ ਇੱਕ ਦੇ 부ਝਾਈ ਉਹ ਕੌਣ ਇੱਕ ਸਭਨਾ ਜੀਵਾਂ ਦਾ ਇੱਕ ਦਾਤਾ ਸੋ ਮੈਂ ਬਿਸਰ ਫੇਰ ਨਹੀਂ ਮੈਂ ਭੁੱਲਦਾ ਬਿਸਰ ਨਾ ਸੋ ਮੈਂ ਬਿਸਰ ਨਾ ਜਾਈ ਫੇਰ ਨਹੀਂ ਭੁੱਲਦਾ ਇਹ ਗਿਆਨ ਦਾ ਹੀ ਵਿਸ਼ਾ ਹੋਇਆ ਕਿਸੇ ਨੂੰ ਕੋਈ ਚੀਜ਼ ਸਮਝਾਉਣੀ ਬੁਝਾਉਣੀ ਗਿਆਨ ਦਾ ਹੀ ਵਿਸ਼ਾ ਹੈ ਸਮਾਧੀ ਵਾਲੇ ਨੇ ਕਿਸੇ ਨੂੰ ਬੁਝਿਆ ਹੋਵੇ ਦੱਸਿਆ ਅਜੇ ਤੱਕ ਇੱਕ ਕਿਵੇਂ ਬਣਨਾ ਇਹ ਦਾਲ ਨੇ ਇਹ ਵੀ ਗਿਆਨ ਹੈ ਦੋ ਬਾੜ ਕਿਉਂ ਹੋ ਗਿਆ ਕਦ ਹੋ ਗਿਆ ਇਹ ਵੀ ਗਿਆਨ ਹੈ ਉਹ ਤੋਂ ਬਾਅਦ ਕਿੱਥੇ ਕਿੱਥੇ ਤੂੰ ਚਲਦਾ ਆਇਆ ਉਹ ਵੀ ਗਿਆਨ ਹੈ ਹਾਂ ਆਇਆ ਦੂਰੋਂ ਚੱਲ ਕੇ ਗਿਆਨ ਤੇ ਵਾਦੇ ਕਹਿਣ ਕਿੱਥੋਂ ਚੱਲ ਗਿਆ 84 ਲੱਖ ਜੂਨ ਭੁਗਤ ਕੇ ਆਇਆ ਮੈਂ ਤੱਕੀ ਤੋ ਸ਼ਰਨਾਏ ਜੀਓ ਕਿਉਂ ਤੱਕੀ ਛੜਨਾ ਹੈ ਬਈ ਇਸ ਆਸ਼ਾ ਕਰਕੇ ਮੈਂ ਆਸਾ ਰੱਖੀ ਚਿੱਤ ਮੈਂ ਇਸ ਆਸ ਨਾਲ ਤੇਰੀ ਛੜ ਤੇ ਮੇਰਾ ਸਭੋ ਦੁੱਖ ਹੋਇਆ ਜੀ ਗੱਲ ਤੇ ਵਾਦੇ ਕਹੀ ਹੈ ਗੱਲ ਕਿਸੇ ਸਮਾਧੀ ਵਾਲੇ ਨੇ ਵੀ ਕਹੀ ਹੈ ਗੱਲ ਕਿਤੇ ਸ਼ਿਪਰਾਣ ਜੀ ਵੀ ਹੈ ਗੱਲ ਕਿਸੇ ਗੀਤਾ ਜੀ ਵੀ ਹੈ ਗੱਲ ਕਿਸੇ ਮਹਾਭਾਰਤ ਰਮਾਇਣ 'ਚ ਵੀ ਹੈ ਗੱਲ ਬਾਈਬਲ ਦੇ ਵਿੱਚ ਇਹ ਗੱਲ ਹੈ ਨਹੀਂ ਹੈ ਉਹ ਗੱਲੇ ਹੀ ਹੋਰ ਹੈ ਇਹ ਗੱਲੇ ਹੀ ਹੋਰ ਹੈ ਐਵੇਂ ਨਹੀਂ ਸਾਰੇ ਕਹਿੰਦੇ ਵੀ ਜਿਹੜੀ ਬਾਣੀ ਹੈ ਸਰਵ ਸ੍ਰੇਸ਼ਟ ਹੈ ਇਹ ਗ੍ਰੰਥ ਇਹਦਾ ਕੋਈ ਕਾਰਨ ਹੈ ਜੇ ਸਿੱਖ ਇਹ ਸਾਬਤ ਨਹੀਂ ਕਰ ਸਕਦੇ ਸਾਨੂੰ ਸ੍ਰੇਸ਼ਟ ਹੈ ਤੇ ਫਿਰ ਸਿੱਖ ਕਾਦੇ ਹੋਏ ਪਰ ਕੌਣ ਸਾਬਤ ਕਰੂਗਾ ਸਰਵਸ਼੍ਰੇਸ਼ਟ ਕਿਉਂ ਹੈ ਸਾਬਤ ਕੌਣ ਕਰੂਗਾ ਇਸਾਈ ਕਰਨਗੇ ਗੁਰਦੁਆਰੇ 'ਚ ਅਸੀਂ ਸਿੱਖੀ ਦੀ ਗੱਲ ਨਹੀਂ ਕਰਨ ਦਿੰਦੇ ਫਿਰ ਹੁਣ ਮਸੀਹ 'ਚ ਜਾ ਕੇ ਕਰੀਏ ਉਹਨਾਂ ਤੋਂ ਤਾਂ ਖਿਲਾਫ ਹੈ ਬਹੁਤ ਕੁਝ ਲਿਖਿਆ ਹੋਇਆ ਉਹਨਾਂ ਦਾ ਕਾਣਾ ਕਿਹਾ ਹੋਇਆ ਉਹ ਤਾਂ ਧੱਕੇ ਮਾਰ ਕੇ ਕੱਢ ਦੇਣਗੇ ਵੀ ਭਾਈ ਸਾਡੀ ਮਸੀਹ 'ਚ ਆ ਗਈ ਸਾਨੂੰ ਕਾਣੇ ਕਹਿੰਦੇ ਹੋ ਮੰਦਰ ਦੀ ਕਹਾਂਗੇ ਮੰਦਤ ਕਿਵੇਂ ਕਹਿੰਦੇ ਨੇ ਉਹ ਕਹਿੰਦੇ ਜਿਸ ਪਾਹਨ ਵਿੱਚ ਜਿਸ ਪਾਹਨ ਕੋ ਪਾਤੀ ਤੋੜੇ ਸੋ ਪਾਹਨ ਨਰ ਜੀਓ ਪਾਹਨ ਬੋਰੀ ਪ੍ਰਥਮੀ ਪੰਡਤ ਪਾੜੀ ਬਾੜ ਉਹਨਾਂ ਦਾ ਤੁਸੀਂ ਨਿੰਦਿਆ ਕਰਦੇ ਉਹ ਕਿਵੇਂ ਕਰਦੇ ਤਮਗੇ ਗੁਰਦੁਆਰੇ ਵਾਲੇ ਕਹਿੰਦੇ ਅਸੀਂ ਵੀ ਇਹ ਗੱਲ ਕਰਨੇ ਨਹੀਂ ਉਸ ਫੌਜ ਵਿੱਚ ਜਿਹੜੀ ਫੌਜ ਬਾਈ ਧਾਰੀਆਂ ਦੀ ਸੀ ਦਸਮ ਪਾਸ਼ਾ ਦੇ ਖਿਲਾਫ ਲੜਦੀ ਨਾ ਉਹ ਪੈਂਡੇ ਖਾਂ ਨਹੀਂ ਉਸ ਫੌਜ ਜਾਣਨੇ ਜਾਣਨੇ ਨਾ ਤੇ ਸਾਰੇ ਪੈਂਡੇ ਖਾਂ ਦੇ ਚੱਲੇ ਨੇ ਉੱਥੇ ਨੇ ਜਿਹੜੇ ਗੁਰਬਾਣੀ ਨੂੰ ਵਿਰੋਧ ਕਰਦੇ ਨੇ ਨਾ ਉਹ ਹੀ ਪਠਾਨ ਨੇ ਜਿਹੜੇ ਗੁਰੂ ਘਰ ਦਾ ਖਾ ਕੇ ਨਾ ਬੇਦਾਵਾ ਦੇ ਗਏ ਸੀ ਲੜਾਈ ਵੇਲੇ ਇਹ ਸਾਰੇ ਉਹੀ ਨੇ ਫਿਰ ਜਿਹੜੇ ਵਿਰੋਧ ਕਰਨਗੇ ਸਾਬਤ ਹੋ ਜੂ ਮਲੇਸ਼ ਨੇ ਜਿਹੜੇ ਵਿਰੋਧ ਨਹੀਂ ਕਰਨਗੇ ਉਹ ਸਾਬਤ ਹੋ ਜੂ ਹਲਸਾ ਸਾਡੇ ਇਹ ਦੱਸਣ ਇਹ ਵਿਚਾਰ ਗੱਲਣ ਬੈਠ ਕੇ ਵੀ ਇਹ ਗੱਲ ਗਲਤ ਹੈ ਗੱਲ ਹੋਣ ਵਿਚਾਰ ਦੀ ਨਾਲੇ ਪਤਾ ਲੱਗ ਜੂ ਜਿਹੜੇ ਸਾਈਡ ਤੋਂ ਬੋਲਦੇ ਨੇ ਸਪੋਕਸਮੈਨ ਦਾ ਪਤਾ ਲੱਗ ਜੂ ਕਿੰਨਾ ਕਮਣੀ ਮੰਨਦਾ ਕਿ ਨਹੀਂ ਮੰਨਦਾ ਗੱਲਾਂ ਕਰਨੀਆਂ ਸਿਖਾਣੀਆਂ ਨਹੀਂ ਬੰਨਣਾ ਕਿਸੇ ਨੇ ਵੀ ਨਹੀਂ ਨਾਲ ਦੇਖਾਂਗੇ ਮਿਸ਼ਨਰੀ ਜਿਹੜੇ ਰੌਲਾ ਪਾਉਂਦੇ ਬੰਨ ਲੈਣਗੇ ਕਿ ਨਹੀਂ ਭੱਜਣਗੇ ਸਾਰੇ ਸਾਰੇ ਹੀ ਭੱਜਣਗੇ ਇਹ ਸੰਸਥਾ ਵਾਲਾ ਕੋਈ ਵੀ ਨਹੀਂ ਜਿਹੜਾ ਬੰਨੇ ਬਿਨਾਂ ਸੰਸਥਾ ਵਾਲੇ ਬੰਨ ਲੈਣਗੇ ਜਿਨ੍ਹਾਂ ਨੇ ਆਪਣੀ ਹੋਂਦ ਬਣਾ ਲਈ ਕਦੇ ਨਹੀਂ ਬੰਨਣਗੇ ਉਹ ਤਾਂ ਰੋੜੇ ਨੇ ਬਾੜਦੇ ਜਿਹੜੇ ਰੋੜੇ ਬਣ ਗਏ ਨਾ ਰੋੜਾ ਹੋ ਰਿਹਾ ਬਾਟਕਾ ਇਹ ਸਾਰੇ ਰਾਹ ਦੇ ਰੋੜੇ ਨੇ ਗੁਰਮਤ ਦੇ ਰਾਹ ਦੇ ਰੋੜੇ ਨੇ ਜਿੰਨੀਆਂ ਸੰਸਥਾਵਾਂ ਨੇ ਜਿੰਨੇ ਸੰਤਾਂ ਦੇ ਡੇਰੇ ਨੇ ਹੀ ਰੋੜੇ ਨੇ ਹਾਂ ਬਸ ਹੁਣ ਇਹੀ ਹੋਊਗਾ ਸਮਝ ਚੱਕ ਕੇ ਰਾਹ ਉੱਪਰੇ ਸੁੱਟ ਦੂ